ਜੀ ਸਤਨਾਮ ਸ੍ਰੀ ਵਾਹਿਗੁਰੂ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਮਨ ਨੂੰ ਕੋਈ ਸੰਗਲ ਪੈਂਦਾ ਮਾਨੀ ਭਟਕਦਾ ਹੈ ਮਾਨੀ ਸ਼ੈਤਾਨ ਹੈ ਮਾਨੀ ਵਿਗੜਿਆ ਹੋਇਆ ਹੈ ਮਨ ਨਹੀਂ ਸੁਧਰਨਾ ਹੈ ਮਨ ਨਹੀਂ ਬਦਲਣਾ ਹੈ ਅੰਦਰੋਂ ਹੀ ਅਸੀਂ ਸ਼ੈਤਾਨ ਆ ਤੇ ਅੰਦਰੋਂ ਹੀ ਅਸੀਂ ਦੇਵਤੇ ਬਣ ਜਾਣਾ ਮਨ ਦੀ ਖੇਡ ਹੀ ਹੈ ਜੀ ਮਨ ਕਰਕੇ ਸ਼ੈਤਾਨ ਆ ਤੇ ਗੁਰੂ ਦਾ ਗਿਆਨ ਲੈ ਕੇ ਮਨ ਕਰਕੇ ਹੀ ਅਸੀਂ ਦੇਵਤੇ ਬਣ ਜਾਣਾ ਜਿਹਨੂੰ ਆਪਾਂ ਇਦਾਂ ਪੜਦੇ ਆਂ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਾਧਵਾਰ ਜਿਨ ਮਾਨਸ ਤੇ ਦੇਵਤੇ ਕੀਏ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਬਲਿਹਾਰੇ ਜਾਈਏ ਸਤਗੁਰ ਤੋਂ ਜਿਨੇ ਦੇਵਤੇ ਬਣਾ ਵਿਚਾਰ ਬਦਲਤੇ ਮਾੜੇ ਵਿਚਾਰ ਬਦਲ ਗਏ ਹੁਣ ਸੋਹਣੇ ਵਿਚਾਰ ਬਣ ਗਏ ਇਸ ਕਰਕੇ ਮਨ ਨੂੰ ਬੰਨਣ ਵਾਸਤੇ ਗਿਆਨ ਦਾ ਸੰਗਲ ਹੀ ਪੈਣਾ ਹੋਰ ਕੋਈ ਸੰਗਲ ਨਹੀਂ ਪੈਂਦਾ ਜੇ ਸਾਡੇ ਮਨ ਨੂੰ ਕੋਈ ਚੀਜ਼ ਬਦਲ ਸਕਦੀ ਹੈ ਤੇ ਗਿਆਨ ਪਰ ਅੱਜ ਸਮਾਜ ਵਿੱਚ ਮਿਲ ਕੀ ਰਿਹਾ ਧਾਗੇ ਮਿਲ ਕੀ ਰਿਹਾ ਪਾਣੀ ਮਿਲ ਕੀ ਰਿਹਾ ਦੇਣਾ ਕੀ ਚਾਹੀਦਾ ਸੀ ਸਾਨੂੰ ਬੋਲੋ ਗਿਆ ਜਦੋਂ ਗੁਰੂ ਜੀ ਨੇ ਕਿਹਾ ਵੀ ਗਿਆਨ ਨਾਲ ਹੀ ਮਨ ਵੱਜਦਾ ਸੰਗਲ ਹੀ ਕੋਈ ਨਹੀਂ ਬੈਂਦਾ ਅਕਲ ਨਾਲ ਵੱਜਦਾ ਜਦੋਂ ਗੁਰੂ ਜੀ ਨੇ ਮੋਹਰ ਲਾਈ ਹੈ ਵੀ ਗਿਆਨ ਨਾਲ ਵੱਜੇ ਫਿਰ ਪ੍ਰਸ਼ਾਦ ਮਿਲਣਾ ਹੀ ਗਿਆਨ ਦਾ ਚਾਹੀਦਾ ਸੀ ਹੋਰ ਤੇ ਕੁਝ ਮਿਲਣਾ ਹੀ ਨਹੀਂ ਸੀ ਚਾਹੀਦਾ ਗਿਆਨ ਦੇਣਾ ਚਾਹੀਦਾ ਸੀ ਗਿਆਨ ਵੰਡਣਾ ਚਾਹੀਦਾ ਸੀ ਜਿਹਦੇ ਨਾਲ ਸਾਡਾ ਭਲਾ ਹੋ ਜਾਂਦਾ ਹੁਣ ਜਵਾਬ ਦਿਓ ਗਿਆਨ ਪੈਂਦਾ ਕਿੱਥੇ ਹੈ ਝੋਲੀ 'ਚ ਪੈਂਦਾ ਬੋਲੋ ਜੇਬ 'ਚ ਪੈਂਦਾ ਕਿੱਥੇ ਪੈਂਦਾ ਸੁਰਤ 'ਚ ਦਿਮਾਗ 'ਚ ਤਾਂ ਕਿਹਾ ਵੀ ਸੁਰਤ ਸਿੱਖ ਹੈ ਸ਼ਬਦ ਗੁਰੂ ਹੈ ਝੋਲੀ 'ਚ ਥੋੜਾ ਪੈਣਾ ਹੁਣ ਆਪਾਂ ਇੱਥੇ ਝੋਲੀ ਕਾਢੀ ਖੜੇ ਹਾਜ਼ਰ ਝੋਲੀ ਕਰਨੀ ਹੈ ਕਿ ਸੁਰਤ ਖੋਲਣੀ ਝੋਲੀ ਹੈ ਕਿ ਦਿਮਾਗ ਦਿਮਾਗ ਜਦੋਂ ਪੈਣਾ ਹੀ ਦਿਮਾਗ 'ਚ ਫਿਰ ਖੇਡ ਤੇ ਸਾਰੀ ਸੁਰਤ ਦੀ ਮਨ ਦੀ ਬਦਲਣਾ ਤੇ ਨੇ ਆ ਵਿਗੜਿਆ ਤੇ ਮਨ ਹੈ ਕਰੀ ਘਰ ਜਨੇ ਝੋਲੀਆਂ ਸ਼ਬਦ ਗੁਰੂ ਸੁਰਤ ਧੁਨ ਚ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝੋ ਚੇਤਾ ਰੱਖਿਓ ਵੀਰੋ ਨੌਜਵਾਨੋ ਇੱਕ ਗੱਲ ਪਕੜ ਚ ਆ ਗਈ ਸਾਰਾ ਪੈਕੇਜ ਹੈ ਸਭ ਕੁਝ ਸਮਝ ਆਏਗਾ ਫਿਰ ਇੱਕ ਵਾਰੀ ਜੇ ਕੁੰਡੀ ਫੜ ਲਈ ਨਾ ਇੱਕ ਵਾਰੀ ਰੱਸਾ ਰੱਸੇ ਦਾ ਸਿਰਾ ਫੜ ਲਓ ਬਾਕੀ ਤੇ ਆਪੇ ਹੀ ਫੜ ਲਓਗੇ ਮੁੜ ਕੇ ਬਹੁਤਾ ਸੁਣਨ ਦੀ ਲੋੜ ਨਹੀਂ ਪੈਣੀ ਇੱਕ ਗੱਲ ਸਮਝ ਚ ਆ ਜੇ ਬਾਕੀ ਤੇ ਆਪੇ ਹੀ ਆ ਜੂ ਬਸ ਆ ਕੁੰਡੀਆਂ ਹੀ ਨੇ ਜੇ ਕਿਤੇ ਪਕੜ ਚ ਆ ਜਾਣ ਫਾਰਮੂਲੇ ਹੀ ਹੁੰਦੇ ਨੇ ਸਵਾਲ ਤੇ ਬੱਚੇ ਆਪੇ ਹੀ ਹੱਲ ਕਰ ਲੈਂਦੇ ਨੇ ਇੱਕ ਵਾਰੀ ਫਾਰਮੂਲਾ ਸਮਝਾ ਦਿਓ ਪੜੇ ਲਿਖੇ ਜਾਣਦੇ ਹੋ ਨਾ ਵੀ ਫਾਰਮੂਲਾ ਸਮਝਾ ਦਿਓ ਬੰਦਾ ਸਵਾਲ ਤੇ ਆਪੇ ਹੀ ਹੱਲ ਕਰ ਲੈਂਦਾ ਹੈ ਫਾਰਮੂਲਾ ਹੀ ਸਮਝਣਾ ਆਪਾਂ ਇਸੇ ਕਰਕੇ ਆਪਾਂ ਗੁਰੂ ਜੀ ਦੀ ਹਜ਼ੂਰੀ ਚ ਆਉਂਦੇ ਆ ਸਤਸੰਗ ਕਰਦੇ ਆ ਵੀ ਫਾਰਮੂਲਾ ਸਮਝ ਜਾ ਜੇ ਸਾਨੂੰ ਇੱਕ ਲਈ ਗੱਲ ਬਣਦੀ ਬਸ ਕਿਰਪਾ ਹੋ ਜੇ ਸਤਿਗੁਰੂ ਆਓ ਸਤਿਗੁਰੂ ਦੇਵੀ ਗੁਣਾ ਦੇ ਦਾਤੇ ਹਨ ਇਸੇ ਕਰਕੇ ਅਸੀਂ ਸੱਚੇ ਗਿਆਨ ਤੋਂ ਬਿਨਾ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ ਸਾਡਾ ਸਾਰਾ ਕੁਝ ਸਾਡਾ ਗੁਰੂ ਹੀ ਹੈ ਗੁਰ ਜੈਸਾ ਨਾਹੀ ਕੋ ਦੇਵ ਗੁਰ ਜੈਸਾ ਨਾਹੀ ਕੋ ਜੈਸਾ ਮਨੋ ਮਨੋ ਦਿਲੋਂ ਗਾਓ ਹਾਜ਼ਰ ਹੋ ਕੇ ਵੀ ਸਾਡੇ ਗੁਰੂ ਵਰਗਾ ਕੋਈ ਦੇਵਤਾ ਨਹੀਂ ਸਾਡਾ ਸਭ ਕੁਝ ਸਾਡਾ ਗੁਰੂ ਹੈ ਜਿਹੜਾ ਜਿੱਦੂ ਮਰਜ਼ੀ ਮੰਨੇ ਅਗਲੇ ਦੀ ਮਰਜ਼ੀ ਚਾਹੇ ਪੱਥਰ ਨੂੰ ਰੱਬ ਕਵੇ ਚਾਹੇ ਸੱਪ ਨੂੰ ਰੱਬ ਕਵੇ ਚਾਹੇ ਪਸ਼ੂ ਨੂੰ ਰੱਬ ਕਵੇ ਚਾਹੇ ਦੇਹ ਨੂੰ ਰੱਬ ਕਵੇ ਸਾਡਾ ਰੱਬ ਸਾਡਾ ਗੁਰੂ ਹੈ ਗੁਰੂ ਅਸੀਂ ਗਿਆਨ ਨੂੰ ਕਹਿੰਦੇ ਆ ਅਕਲ ਨੂੰ ਸੱਚ ਨੂੰ ਸਮਝ ਨੂੰ ਦੇ ਨੂੰ ਦੇ ਗੁਰ ਜੈਸਾ ਜਿਸ ਮਸਤਕ ਪਾਗ ਸੋ ਲਗਾ ਸੇਵ ਜਿਸ ਮਸਤਕ ਪਾਗ ਸੋ ਲਗਾ ਸੇਵ ਜਿਸ ਮਸਤਕ ਪਾਗ ਲਾਗ ਸੇਵ ਜਿਸ ਮਸਤਕ ਪਾਰ ਸੋ ਲਾਗਾ ਸੇਵ ਜੈਸਾ ਬਈ ਸਤਿਗੁਰ ਮੇਰਾ ਦੇ ਮੋਹਤਾਜ ਸਤਗੁਰ ਮੇਰਾ ਦੇ ਮੋਹਤਾਜ ਮੇਰਾ ਸੇ ਮੋਹਤਾਜ ਸਤਿਗੁਰ ਮੇਰਾ ਸੇ ਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਗੁਰ ਸੇਵਾ ਸੱਚਾ ਸਾਧ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਸਭ ਸੁਖਾ ਸਤਗੁਰ ਮੇਰਾ ਪੁਰਖ ਵਿਧਾਤਾ ਸਤਿਗੁਰ ਸਤਿਗੁਰ ਮੇਰਾ ਮੁਰਖ ਵਿਧਾਤਾ ਸਤਿਗੁਰ ਮੇਰਾ ਮੁਰਖ ਵਿਧਾਤਾ

ਇਸ ਮਸਤਕ ਭਾਗ ਸੋਨਾ ਜਿਸ ਮਸਤਕ ਭਾਗ ਸੋਲਾ ਕਾ ਸੇ ਜਿਸ ਮਸਤਕ ਭਾਗ

Son. ਵਾਹਿਗੁਰੂ ਜੁੜ ਕੇ ਜੁੜ ਕੇ ਜੁੜ ਕੇ ਜਪੋ ਵਾਹਿਗੁਰੂ ਸਤਿਗੁਰ ਗੁਰ ਮੇਰਾ ਸੁਰ ਮੇਰੇ ਸੱਚਾ ਗੁਰ ਮੇਰਾ ਸਭ ਸੁਖਾਂ ਦਾਤਾ ਸਤ ਗੁਰ ਮੇਰਾ

समस्त को भाग सोला गांव ਸਤ ਗੁਰ ਮੇਰਾ ਸਰਬ ਪ੍ਰਤ ਪਾਲੈ ਸਤ ਗੁਰ ਮੇਰਾ ਸਤ ਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭ ਨੀ ਗੁਰ ਮੇਰਾ ਤਾਨ ਨੇ ਪਾਣਾ ਸਤ ਗੁਰ ਮੇਰਾ ਸਤ ਗੁਰ ਕੇ ਹਉ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦੇਖ ਲਾਇਆ ਜਿਨ ਗੁਰ ਸੇਵਿਆ ਇਸ ਭਾਉਨਾ ਬਿਆਪੈ ਜਿਨ ਗੁਰ ਸੇਵਿਆ ਇਸ ਦੁਖ ਨਾ ਮਨ ਗੁਸੋਦ ਸਿਮਰਤ ਬੇ ਪਾਰ ਬ੍ਰਹਮ ਗੁਰ ਨਾਮ Yeah. ਜੈਸਾ ਅਜ ਕੇ ਨਾਹੀ ਕੋ ਤੇ ਗੁਰ ਜੈਸਾ ਜਿਸ ਮਸਤਕ ਭਾਗ ਸੋਲਾ ਕਾ ਤਿਸ ਮਸਤਕ ਭਾਗ ਸੋਲਾ ਕਾ ਸੇਵ ਜਿਸ ਮਸਤਕ ਭਾਗ ਸੋਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜਰਾ ਜਪੋ ਸਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗਾਈਏ ਪਿਆਰਿਓ ਗੁਣ ਪੂਰਿਆ ਗੁਰਾਸ ਗਾਈਏ ਪਿਆਰਿਓ ਗੁਣ ਪੂਰਿਆ ਗੁਰਾਸ ਗਾਈਏ ਪਿਆਰਿਓ ਗੁਣ ਪੂਰਿਆ ਗੁਰਾਸ ਗਾਈਏ ਪਿਆਰਿਓ ਗੁਣ ਪੂਰਿਆ ਗੁਰਾਸ ਗਾਈਏ ਪਿਆਰਿਓ ਗੁਣ ਪੂਰਿਆ ਹੋ ਗੁਣ ਪੂਰਿਆ ਗੁਰਾਂ ਦੇ ਆਈਏ ਪਿਆਰਿਓ ਆਈਏ ਪਿਆਰਿਓ ਗੁਣ ਪੂਰਿਆ ਆਈਏ ਪਿਆਰਿਓ ਗੁਣ ਪੂਰਿਆ ਗੁਰਾਂ ਦੇ ਆਈਏ ਪਿਆਰਿਓ ਗੁਣ ਪੂਰਿਆ ਗੁਰਾਂ ਦੇ ਗਾਈਏ ਪਿਆਰੇ ਹੋ ਗੁਣ ਪੂਰਿਆ ਗੁਣਾ ਬਈ ਗਾਈਏ ਪਿਆਰੇ ਹੋ ਗੁਣ ਗੁਰਾਂ ਦੇ ਗਾਈਏ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਇਹ ਪੂਰਿਆ ਗੁਰਾਂ ਦੇ ਗੁਣ ਪੂਰੇ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਗਾਈਏ ਪਿਆਰਿਓ ਗਾਈਏ ਗਾਈਏ ਸਕਦੇ ਗੁਣ ਪੂਰਿਆ ਗਾਈਏ ਪਿਆਰਿਓ ਗੁਣ ਪੂਰਿਆ ਗੁਰਾਂ ਗਾਈਏ ਸਕਦੇ ਗੁਣ ਪੂਰਿਆ ਗੁਰਾਂ ਦੇ ਜਾਈਏ ਸਭ ਸੇ ਗੁਣ ਪੂਰਿਆ ਗੁਰਾਂ ਜਾਈਏ ਪਿਆਰਿਓ ਗੁਣ ਪੂਰਿਆ ਗੁਰਾਂ ਜਾਈਏ ਪਿਆਰਿਓ ਗੁਣ ਪੂਰਿਆ ਪੂਰਾ ਪੂਰਾ ਪੂਰਾ ਪਿਆਰਾ ਦਿਆ ਪੂਰਾ ਜਗਤ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੋ ਗੁਣ ਗਾਵੋ ਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨਾ ਕ ਸਮਾਂ ਗੁਰੂ ਸਾਹਿਬ ਜੀ ਆਪਾਂ ਨੂੰ ਬਖਸ਼ਿਸ਼ ਕਰਦੇ ਹਨ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ ਆਉਣ ਵਾਲੀ ਜਿਹੜੀ ਸੰਗਤ ਹੈ ਭਾਈ ਸਾਰਿਆਂ ਨੂੰ ਬੇਨਤੀ ਹੈ ਵੀ 5-4 ਮਿੰਟਾਂ ਵਿੱਚ ਨਮਸਕਾਰ ਕਰ ਲਓ ਛੇਤੀ ਛੇਤੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਸਜੋ ਧਿਆਨ ਨਾਲ ਆਪਾਂ ਸੁਣਿਆ ਕਰੀਏ ਤਾਂ ਜੋ ਪੂਰੀ ਤਰ੍ਹਾਂ ਸੁਣ ਕੇ ਸਾਡੇ ਅੰਦਰ ਸੇਵ ਹੋ ਜਾਏ ਯਾਦ ਹੋ ਜਾਏ ਉਦੋਂ ਬਾਅਦ ਫਿਰ ਅਸੀਂ ਅੱਗੇ ਸੁਣਾ ਸਕੀਏ ਇੱਕ ਇੱਕ ਗੱਲ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ ਗੁਰੂ ਜੀ ਦਾ ਇੱਕ ਇੱਕ ਬਚਨ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਨਿਰਗੁਣਾ ਦਾ ਮੂਰਖਾਂ ਦਾ ਸਾਡਾ ਪਾਪੀਆਂ ਦਾ ਵਕਾਰੀਆਂ ਦਾ ਔਗਣਾਂ ਦੇ ਭਰਿਆਂ ਦਾ ਸਾਡਾ ਨਿਸਤਾਰਾ ਹੁੰਦਾ ਸਤਗੁਰਾਂ ਦੇ ਬਚਨ ਸਾਡਾ ਨਿਸਤਾਰਾ ਕਰ ਦਿੰਦੇ ਐ ਸਾਡਾ ਭਲਾ ਕਰ ਦਿੰਦੇ ਐ ਪਰ ਜਦੋਂ ਅਸੀਂ ਧਿਆਨ ਲਾ ਕੇ ਸੁਣਦੇ ਆਂ ਕਿਉਂਕਿ ਗੁਰੂ ਅਸੀਂ ਗਿਆਨ ਨੂੰ ਮੰਨਦੇ ਆਂ ਸਿੱਖ ਕੌਮ ਜਿਹੜੀ ਹੈ ਇਹ ਦੇਹ ਦੀ ਪੁਜਾਰੀ ਨਹੀਂ ਇਹ ਸ਼ਬਦ ਦੀ ਪੁਜਾਰੀ ਹੈ ਇਸ ਕਰਕੇ ਫਿਰ ਸ਼ਬਦ ਜਿਹੜਾ ਹੈ ਮਤਲਬ ਗਿਆਨ ਜਦੋਂ ਅਸੀਂ ਪੁਜਾਰੀ ਗਿਆਨ ਦੇ ਆ ਝੋਲੀਆਂ ਦਾ ਤੇ ਵਿਸ਼ਾ ਹੀ ਨਹੀਂ ਫਿਰ ਰਹਿ ਜਾਂਦਾ ਜੀਬਾਂ ਦਾ ਵਿਸ਼ਾ ਤੇ ਰਹਿ ਹੀ ਨਹੀਂ ਜਾਂਦਾ ਜਦੋਂ ਤੂੰ ਮੰਨਦੇ ਤੇ ਗਿਆਨ ਨੂੰ ਫਿਰ ਝੋਲੀ ਕਿਵੇਂ ਕਰਾਂਗੇ ਫਿਰ ਉਹੀ ਗੱਲ ਜਿਹੜੀ ਸ਼ੁਰੂ ਵਿੱਚ ਕੀਤੀ ਹੈ ਫਿਰ ਦੁਬਾਰਾ ਮੈਂ ਬੇਨਤੀ ਕਰਦਾ ਬਈ ਜਿਹੜਾ ਸੱਚਾ ਗਿਆਨ ਹੈ ਇਹ ਝੋਲੀਆਂ ਵਿੱਚ ਪੈਂਦਾ ਹੈ ਕਿ ਜੇਬਾਂ 'ਚ ਪੈਂਦਾ ਹੈ ਕਿੱਥੇ ਪੈਂਦਾ ਹੈ ਸੁਰਤ ਵਿੱਚ ਦਿਮਾਗ 'ਚ ਜਦੋਂ ਅਸੀਂ ਮੰਨਦੇ ਹੀ ਗਿਆਨ ਨੂੰ ਗੁਰੂ ਆ ਤੇ ਫਿਰ ਝੋਲੀ ਦੀ ਗੱਲ ਨਹੀਂ ਸੁਰਤ ਦਿਮਾਗ ਹਾਜ਼ਰ ਕਰਕੇ ਸੁਣ ਜਿਵੇਂ ਸਕੂਲਾਂ ਵਿੱਚ ਬੱਚੇ ਜਾਂਦੇ ਐ ਤੇ ਟੀਚਰਾਂ ਦੇ ਸਾਹਮਣੇ ਆਪਣੇ ਆਪ ਨੂੰ ਹਾਜ਼ਰ ਕਰਕੇ ਸੁਣਦੇ ਆ ਧਿਆਨ ਇਕਾਗਰ ਰੱਖਦੇ ਆ ਜਿਹੜਾ ਬੱਚਾ ਆਪਾਂ ਸਾਰੇ ਗੁਰੂ ਦੇ ਬੱਚੇ ਆ ਗੁਰੂ ਸਾਹਿਬ ਤੋਂ ਆਪਾਂ ਸਿੱਖਣਾ ਹੁੰਦਾ ਹੈ ਸਤਿਗੁਰੂ ਜੀ ਨੇ ਸਾਨੂੰ ਜੀਵਨ ਜਾਚ ਦੇਣੀ ਹੈ ਕੱਲੀ ਕੱਲੀ ਗੱਲ ਸਾਨੂੰ ਜ਼ਿੰਦਗੀ ਦੀ ਸਿਖਾਉਣੀ ਹੁੰਦੀ ਹੈ ਤਾਂ ਕਰਕੇ ਭਾਈ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣਨਾ ਸਮਝਣਾ ਧਿਆਨ ਦੇ ਕੇ ਸੁਣਨਾ ਜਦੋਂ ਅਸੀਂ ਧਿਆਨ ਇਕਾਗਰ ਕਰਕੇ ਹਾਜ਼ਰ ਹੋ ਕੇ ਬਿਲਕੁਲ ਹਾਜ਼ਰ ਹੋ ਕੇ ਸੁਰਤ ਨੂੰ ਸ਼ਬਦ ਦੇ ਨੇੜੇ ਲੈ ਕੇ ਆਵਾਂਗੇ ਸੁਰਤ ਨੂੰ ਲੈ ਕੇ ਆਵਾਂਗੇ ਨਾ ਨੇੜੇ ਜਿੱਦਾਂ ਐ ਕਹਿਣਾ ਮਨਾ ਕਿੱਥੇ ਤੁਰਿਆ ਫਿਰਦਾ ਸੁਣ ਕੀ ਕਹਿੰਦੇ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਹਾਜ਼ਰ ਰੱਖਣਾ ਵੀ ਗੈਰ ਹਾਜ਼ਰ ਨਹੀਂ ਹੋਣਾ ਬਾਰ-ਬਾਰ ਆਪਣੇ ਆਪ ਨੂੰ ਹਾਜ਼ਰ ਕਰਨਾ ਵੀ ਆ ਸ਼ਬਦ ਕੀ ਚੱਲਦਾ ਤੂੰ ਕਿੱਥੇ ਫਿਰਦਾ ਆਪਣੇ ਆਪ ਨੂੰ ਹਾਜ਼ਰ ਕਰਕੇ ਸੁਣਨਾ ਫਿਰ ਜਿਵੇਂ ਜਿਵੇਂ ਆਪਾਂ ਸੁਣਾਂਗੇ ਨੌਲੇਜ ਵਿੱਚ ਵਾਧਾ ਹੋਈ ਜਾਣਾ ਸਾਡੀ ਸਮਝ ਵਧੀ ਜਾਣੀ ਹੈ ਸਾਡਾ ਮਾਈਂਡ ਡਿਵੈਲਪ ਹੋ ਜਾਣਾ ਜਦੋਂ ਸਾਡਾ ਮਾਈਂਡ ਡਿਵੈਲਪ ਹੋ ਜਾਂਦਾ ਭਾਈ ਫਿਰ ਸਾਡੇ ਫੈਸਲੇ ਬਹੁਤ ਵਧੀਆ ਹੋ ਜਾਂਦੇ ਆ ਫੈਸਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਾਨੂੰ ਬੜੇ ਫੈਸਲੇ ਲੈਣੇ ਪੈਂਦੇ ਆ ਹਰ ਮੋੜ ਦੇ ਉੱਤੇ ਕੋਈ ਨਾ ਕੋਈ ਫੈਸਲਾ ਲੈਣਾ ਪੈਂਦਾ ਕਦੇ ਸਰੀਰ ਪ੍ਰਤੀ ਫੈਸਲਾ ਲੈਣਾ ਪੈਂਦਾ ਕਦੇ ਘਰ ਵਾਲੀ ਪ੍ਰਤੀ ਫੈਸਲਾ ਲੈਣਾ ਪੈਂਦਾ ਬੱਚਿਆਂ ਪ੍ਰਤੀ ਫੈਸਲਾ ਲੈਣਾ ਪੈਂਦਾ ਸਵੇਰੇ ਉੱਠਣ ਦਾ ਫੈਸਲਾ ਲੈਣਾ ਪੈਂਦਾ ਕੰਮ ਤੇ ਜਾਣ ਦਾ ਫੈਸਲਾ ਲੈਣਾ ਪੈਂਦਾ ਮਿਹਨਤ ਕਰਨ ਦਾ ਫੈਸਲਾ ਲੈਣਾ ਪੈਂਦਾ ਪੜਨ ਦਾ ਫੈਸਲਾ ਲੈਣਾ ਪੈਂਦਾ ਬਿਜ਼ਨਸ ਕਰਨ ਦਾ ਫੈਸਲਾ ਲੈਣਾ ਪੈਂਦਾ ਜਦੋਂ ਆਪਾਂ ਗਿਆਨਵਾਨ ਹੋ ਜਾਾਂਗੇ ਫਿਰ ਸਾਡੇ ਫੈਸਲੇ ਸਾਰੇ ਬਹੁਤ ਵਧੀਆ ਹੋਣਗੇ ਆਖੋ ਸਤਨਾਮ ਵਾਹਿਗੁਰੂ ਫਿਰ ਵਿਵੇਕ ਵਿੱਚੋਂ ਫੈਸਲੇ ਆਉਣਗੇ ਵਿਵੇਕ ਦਾ ਕੀ ਅਰਥ ਹੁੰਦਾ ਵਿਚਾਰਵਾਨ ਬੁੱਧੀ ਧਿਆਨ ਨਾਲ ਸੁਣੋ ਵਿਚਾਰਵਾਨ ਬੁੱਧੀ ਹੋ ਜਾਂਦੀ ਹੈ ਫਿਰ ਅਕਲ ਵਾਲਾ ਬੰਦਾ ਬਣ ਜਾਂਦਾ ਹੈ ਫਿਰ ਸਾਰੇ ਹੀ ਫੈਸਲੇ ਬਹੁਤ ਸੋਹਣੇ ਸੋਹਣੇ ਲੈਂਦਾ ਹੈ ਨੀਆਂ ਵਿੱਚ ਆਪਾ ਕੁਰਬਾਨ ਦਾ ਆਪਾ ਕੁਰਬਾਨ ਕਰਨ ਦਾ ਫੈਸਲਾ ਸਾਹਿਬ ਜਾਂਦਿਆਂ ਦਾ ਵੀ ਆਪਣੇ ਆਪ ਨੂੰ ਅਸੀਂ ਨੀਆਂ ਵਿੱਚ ਸ਼ਹੀਦ ਹੋ ਜਾਈਏ ਕੈਸਾ ਫੈਸਲਾ ਲੈ ਲਿਆ ਐਡਾ ਫੈਸਲਾ ਆਪਾਂ ਲੈ ਸਕਦੇ ਆ ਸਾਡਾ ਦਿਮਾਗ ਇੰਨਾ ਹੈ ਅੱਖਾਂ ਚੱਖਾਂ ਕਾ ਪਾ ਕੇ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦੇ ਆ ਕਿਤੇ ਆਪਾਂ ਆਪਾਂ ਇਹੋ ਜਿਹੇ ਫੈਸਲੇ ਲਵਾਂਗੇ ਕਿੱਥੋਂ ਦਿਮਾਗ ਤੇ ਬੁੱਝ ਹੋਇਆ ਪਿਆ ਫੈਸਲਾ ਐਦਾਂ ਦੇ ਫੈਸਲੇ ਅਸੀਂ ਕਿੱਥੋਂ ਲੈ ਲਾਂਗੇ ਬਦਦਿਮਾਗ ਜਿਹੜੇ ਬੰਦੇ ਨੇ ਜਿਹਨੂੰ ਅਸੀਂ ਸਿੱਧਾ ਕਹਿ ਦੇਣਾ ਵੀ ਬਦਦਿਮਾਗ ਹੈ ਇਹ ਮੂਰਖ ਬੰਦਾ ਹੈ ਉਹ ਬੰਦਾ ਐਦਾਂ ਦੇ ਫੈਸਲੇ ਕਿੱਦਾਂ ਲੈ ਲੇਗਾ ਭਾਈ ਸਾਡੇ ਵਰਗਿਆਂ ਦੀ ਮੈਂ ਕਿਸੇ ਸੰਗਤ ਵਿੱਚ ਨਹੀਂ ਕਹਿ ਰਿਹਾ ਸੀ ਆਪਣੀ ਗੱਲ ਕਰਦੇ ਆਂ ਵੀ ਆਪਣੇ ਵਰਗੇ ਬਦਦਿਮਾਗ ਜਿਹੜੇ ਐ ਜਿਨ੍ਹਾਂ ਨੇ ਦਿਮਾਗ ਵਰਤਿਆ ਹੀ ਨਹੀਂ ਕਦੇ ਜਿਨ੍ਹਾਂ ਨੇ ਇਹਨੂੰ ਖੋਲਿਆ ਹੀ ਨਹੀਂ ਉਹ ਕਿਤੇ ਨੀਹਾਂ 'ਚ ਖੜਨ ਦਾ ਫੈਸਲਾ ਲੈ ਲੈਣਗੇ ਜਿਹੜਾ ਬੰਦਾ ਸਮਝਦਾਰ ਐ ਅਕਲ ਵਾਲਾ ਐ ਉਹ ਐ ਫੈਸਲਾ ਲੈਂਦਾ ਐ ਵੀ ਸਰੀਰ ਕਿੰਨੇ ਸਾਂਭਣਾ ਹੈ ਫੈਸਲਾ ਸੈਰ ਕਰਨ ਦਾ ਐਕਸਰਸਾਈਜ਼ ਕਰਨ ਦਾ ਜਿਮ ਜਾਣ ਦਾ ਫੈਸਲਾ ਲਵੇਗਾ ਉਹ ਵਧੀਆ ਫੈਸਲਾ ਲਵੇਗਾ ਜੇ ਅਕਲ ਵਾਲਾ ਹੋਏਗਾ ਦੱਸਿਓ ਜਰਾ ਜਵਾਬ ਦਿਓ ਸਿੰਘੋ ਜੇ ਅਕਲ ਵਾਲਾ ਹੋਏਗਾ ਖਾ ਕੇ ਪੈਣ ਵਾਲਾ ਫੈਸਲਾ ਢਿੱਡ ਵਧਾਉਣ ਵਾਲਾ ਲਏਗਾ ਕਿ ਖਾ ਪੀ ਕੇ ਐਕਸਰਸਾਈਜ਼ ਕਰਨ ਦਾ ਭੱਜਣ ਦਾ ਕੰਮ ਕਰਨ ਵਾਲਾ ਫੈਸਲਾ ਲਏਗਾ ਕਿਹੜਾ ਫੈਸਲਾ ਲਊ ਭੱਜਣ ਵਾਲਾ ਮਿਹਨਤ ਕਰਨ ਵਾਲਾ ਕਿਉਂਕਿ ਫੈਸਲਾ ਕਿੱਥੋਂ ਆ ਰਿਹਾ ਵਿਵੇਕ ਚੋਂ ਉਹਦੀ ਬੁੱਧੀ ਬੜੀ ਵਿਕਸਿਤ ਹੋ ਚੁੱਕੀ ਹੈ ਦਿਮਾਗ ਡਿਵੈਲਪ ਹੋ ਗਿਆ ਉਹ ਬੰਦੇ ਦੇ ਸਾਰੇ ਹੀ ਫੈਸਲੇ ਬੜੇ ਕਮਾਲ ਦੇ ਹੋਣਗੇ ਉਸ ਦੀ ਜ਼ਿੰਦਗੀ ਦੇ ਲਏ ਫੈਸਲਿਆਂ ਤੋਂ ਹੀ ਪਤਾ ਲੱਗਣਾ ਹੈ ਵੀ ਗੁਰੂ ਨਾਲੋਂ ਇਹਦਾ ਫਾਸਲਾ ਕਿੰਨਾ ਕੁ ਘਟਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਨੋਟ ਕਰਿਓ ਐਦਾਂ ਨਹੀਂ ਫਾਸਲਾ ਘਟ ਗਿਆ ਵੀ ਇਹਨੂੰ ਤੇ ਬਾਣੀ ਬਹੁਤ ਘੱਟ ਹੋ ਗਈ ਯਾਰ ਇਹਦਾ ਫਾਸਲਾ ਬਹੁਤ ਘਟ ਗਿਆ ਲੈ ਇੱਥੋਂ ਕਿਵੇਂ ਪਤਾ ਲੱਗਦਾ ਇੱਥੇ ਤੇ ਇਦਾਂ ਦੇ ਬੰਦੇ ਵੀ ਨੇ ਜਿਨ੍ਹਾਂ ਨੂੰ ਤਕਰੀਬਨ ਗੁਰੂ ਗ੍ਰੰਥ ਸਾਹਿਬ ਯਾਦ ਹੈ ਸਾਰਾ ਪਰ ਜ਼ਿੰਦਗੀ ਦੇ ਫੈਸਲੇ ਲੈਣ ਦੀ ਹਿੰਮਤ ਨਹੀਂ ਉਹਨਾਂ 'ਚ ਅਸੀਂ ਕਹਿੰਦੇ ਆ ਬਾਣੀ ਉਹਨਾਂ ਨੂੰ ਤੇ ਕੱਲਾ ਕੱਲਾ ਸ਼ਬਦ ਕੰਠ ਹੈ ਅਰਥ ਵੀ ਆਉਂਦੇ ਆ ਪਰ ਫੈਸਲਾ ਲੈਣ ਦੀ ਜ਼ਰੂਰਤ ਨਹੀਂ ਫੈਸਲੇ ਤੇਰੇ ਕਿੱਦਾਂ ਦੇ ਆ ਇੱਥੋਂ ਘਟੇ ਫਾਸਲੇ ਦਾ ਪਤਾ ਲੱਗਦਾ ਵੀ ਫਾਸਲਾ ਇਹਦਾ ਘਟ ਗਿਆ ਤਾਂ ਮਤਲਬ ਇਹਨੂੰ ਹਰ ਫੈਸਲਾ ਬੜਾ ਹੀ ਕਮਾਲ ਨੌਕਰੀ ਵਾਲਾ ਫੈਸਲਾ ਖੁਸ਼ ਹੋ ਕੇ ਕਰਾਂਗੇ ਨਹੀਂ ਮਿਲੀ ਖੇਤੀ ਵਾਲਾ ਫੈਸਲਾ ਲੈ ਲਓ ਇਹ ਵੀ ਨਹੀਂ ਮਿਲੀ ਰੇੜੀ ਲਾਉਣ ਵਾਲਾ ਲੈ ਲਓ ਇਹ ਵੀ ਨਹੀਂ ਮਿਲੀ ਯਾਰ ਦਿਹਾੜੀ ਕਰਨ ਵਾਲਾ ਫੈਸਲਾ ਕਰਨ ਲੱਗ ਪਰ ਵਧੀਆ ਫੈਸਲਾ ਹੋਏਗਾ ਜ਼ਿੰਦਗੀ ਸੋਹਣੀ ਗੁਜ਼ਾਰੇ ਖੁਸ਼ ਰਹੇ ਆਨੰਦ ਚ ਰਹੇ ਫਿਰ ਹਰ ਫੈਸਲੇ ਦੀ ਜ਼ਿੰਮੇਵਾਰੀ ਵੀ ਲੈ ਹੁਣ ਸਾਡਾ ਹਾਲ ਇਹ ਹੈ ਜਦੋਂ ਕੁਝ ਗਲਤ ਹੋ ਜਾਂਦਾ ਫਿਰ ਅਸੀਂ ਜ਼ਿੰਮੇਵਾਰੀ ਵੀ ਨਹੀਂ ਲੈਂਦੇ ਗਲਤੀਆਂ ਕਰਦੇ ਆ ਜ਼ਿੰਮੇਵਾਰੀਆਂ ਵੀ ਨਹੀਂ ਲੈਂਦੇ ਵੀ ਮੈਂ ਆਪਣੀ ਜ਼ਿੰਦਗੀ ਆਪ ਬਰਬਾਦ ਕੀਤੀ ਮੈਂ ਆਪਣਾ ਬੇੜਾ ਆਪ ਗਰਕ ਕੀਤਾ ਮੈਂ ਆਪਣੇ ਸਰੀਰ ਦਾ ਆਪ ਖਿਆਲ ਨਹੀਂ ਰੱਖ ਸਕਿਆ ਮੈਂ ਆਪ ਸ਼ੂਗਰ ਮੈਨੂੰ ਹੋਈ ਹੈ ਮੇਰੀ ਨਲੇਕੀ ਕਰਕੇ ਬਲੱਡ ਪ੍ਰੈਸ਼ਰ ਵੱਧਦਾ ਘਟਦਾ ਮੇਰੀ ਨਲੇਕੀ ਕਰਕੇ ਹਮੇਸ਼ਾ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨਾ ਭਾਈ ਇਹ ਸੂਰਮਿਆਂ ਦਾ ਕੰਮ ਹੁੰਦਾ ਹੈ ਆਪਣੀ ਗਲਤੀ ਨੂੰ ਸਵੀਕਾਰ ਕਰਨਾ ਸੱਚ ਦਾ ਸਾਹਮਣਾ ਹਰੇਕ ਬੰਦਾ ਨਹੀਂ ਕਰ ਸਕਦਾ ਨੋਟ ਕਰਨਾ ਕਿਰਪਾ ਕਰਕੇ ਪਿਆਰਿਓ ਅਖੇ ਜੀ ਇੱਥੇ ਬੜੇ ਆਪਾਂ ਸੋਚਦੇ ਨਾ ਮੈਂ ਜੀ ਹਾਕੀਆਂ ਚੱਕੀ ਫਿਰਦੇ ਅਸੀਂ ਬੜੇ ਦਲੇਰ ਹੁੰਨੇ ਆ ਗਾਲਾਂ ਕੱਢ ਕੇ ਦਲੇਰ ਹੁੰਨੇ ਆ ਪੰਜ ਸੱਤ ਬੰਦੇ ਮਾਰਦੇ ਅਸੀਂ ਬੜੇ ਦਲੇਰ ਹੁੰਨੇ ਆ ਸਾਡੇ ਤੇ ਕੇਸ ਚੱਲਦੇ ਹੀ ਰਹਿੰਦੇ ਆ ਜੀ ਅਸੀਂ ਤੇ ਬੜੇ ਦਲੇਰ ਹੁੰਨੇ ਆ ਅਸਲ ਦਲੇਰ ਉਹ ਹੈ ਜਿਹੜਾ ਸੱਚ ਦਾ ਸਾਹਮਣਾ ਕਰ ਸਕਦਾ ਹੋਵੇ ਆਪਣੀਆਂ ਨਲੇਕੀਆਂ ਆਪਣੀਆਂ ਗਲਤੀਆਂ ਨੂੰ ਮੰਨਣ ਦੀ ਜੁਰਤ ਰੱਖਦਾ ਹੋਵੇ ਸੱਚ ਦਾ ਸਾਹਮਣਾ ਕਰਦੇ ਹੀ ਨਹੀਂ ਅਸੀਂ ਹੁਣ ਵੇਖਿਓ ਧਿਆਨ ਨਾਲ ਸੁਣਿਓ ਸੱਚ ਹੈ ਵੀ ਮੇਰਾ ਸੁਭਾਅ ਮਾੜਾ ਹੈ ਇਹਦਾ ਸਾਹਮਣਾ ਕਰੀਏ ਵੀ ਹਾਂ ਯਾਰ ਭੈੜ ਹੈ ਮਰਨੀ ਹੈ ਸੱਚ ਹੈ ਵੀ ਮੇਰਾ ਮਨ ਡੋਲਦਾ ਹੈ ਮੇਰਾ ਵਿਆਹ ਹੋ ਗਿਆ ਮੇਰੀ ਘਰ ਵਾਲੀ ਹੈ ਮੇਰੇ ਬੱਚੇ ਨੇ ਪਰ ਫਿਰ ਵੀ ਮੈਂ ਬਾਹਰ ਵੇਖਦਾ ਇਹ ਸੱਚ ਹੈ ਇਹ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਜਿਹੜਾ ਬੰਦਾ ਸੱਚ ਦਾ ਸਾਹਮਣਾ ਕਰ ਸਕਦਾ ਹੈ ਉਹੀ ਸਮਝ ਲਓ ਪ੍ਰਮਾਤਮਾ ਦੇ ਸਾਹਮਣੇ ਜਾਣ ਦੇ ਯੋਗ ਹੈ ਸਾਨੂੰ ਗੁਰਬਾਣੀ ਦਾ ਗਿਆਨ ਸੱਚ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਵੀ ਕੈਮ ਹੋ ਤਿਆਰ ਹੋ ਸੱਚ ਦਾ ਸਾਹਮਣਾ ਕਰਨਾ ਪੈਣਾ ਤੈਨੂੰ ਸ਼ੀਸ਼ੇ 'ਚ ਵਿਖਾਣਗੇ ਗੁਰੂ ਸਾਹਿਬ ਵੀ ਇਹ ਤਿਆਰ ਕਰਦੇ ਨੇ ਸਾਨੂੰ ਤਾਂ ਕਰਕੇ ਬੰਦਾ ਮਜ਼ਬੂਤ ਹੋ ਸਕੇ ਚੁਣੌਤੀਆਂ ਦਾ ਸੱਚ ਦਾ ਜੋ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਸਵੀਕਾਰ ਕਰਨ ਦੀ ਹਿੰਮਤ ਰੱਖਦਾ ਹੋਵੇ ਗੁਰਬਾਣੀ ਦਾ ਗਿਆਨ ਸਾਨੂੰ ਉੱਥੇ ਲੈ ਕੇ ਜਾਂਦਾ ਹੈ ਪਰ ਜੇ ਬੰਦਾ ਪ੍ਰੈਕਟੀਕਲ ਕਰੇ ਜੇ ਸੁਣਾਉਣ ਲਈ ਰੱਟੇ ਮਾਰ ਲਾ ਰਹੇ ਆ ਅਸੀਂ ਵੀ ਮੈਂ ਰੱਟਾ ਲਾਈ ਜਾਵਾਂ ਮੈਂ ਸੁਣਾਉਣਾ ਹੈ ਫਿਰ ਤੇ ਕੋਈ ਫਰਕ ਨਹੀਂ ਇਧਰੋਂ ਸੁਣਿਆ ਇੱਕ ਕੰਨ ਚੋਂ ਸੁਣਿਆ ਦੂਸਰੇ ਕੰਨ ਚੋਂ ਕੱਢਤਾ ਸਾਡੇ ਵਰਗੇ ਜਿਹੜੇ ਇਦਾਂ ਦੇ ਹੁੰਦੇ ਐ ਇਧਰੋਂ ਸੁਣੀ ਜਾਂਦੇ ਐ ਇਦੋਂ ਕੱਢੀ ਜਾਂਦੇ ਐ ਬਸ ਉਹ ਇਧਰੋਂ ਸੁਣ ਕੇ ਇੱਧਰ ਕੱਢਦੇ ਐ ਇਹ ਇਧਰੋਂ ਸੁਣ ਕੇ ਇੱਧਰ ਕੱਢੀ ਜਾਂਦੇ ਇੱਥੇ ਤੱਕ ਨਹੀਂ ਜਾਂਦਾ ਉਹ ਪ੍ਰੈਕਟੀਕਲ ਨਹੀਂ ਹੁੰਦਾ ਕਿਰਪਾ ਕਰਕੇ ਜੀ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰੀ ਸਾਡੇ ਸਾਰੀ ਜ਼ਿੰਦਗੀ ਸਾਡੇ ਸਾਰੇ ਫੈਸਲੇ ਸੋਹਣੇ ਹੋ ਸਕਣ ਸਾਡਾ ਸਟੈਂਡਰਡ ਬਣ ਸਕੇ ਸਾਡੀ ਦਿਮਾਗ ਦਾ ਬੁੱਧੀ ਦਾ ਕੋਈ ਵਿਕਾਸ ਹੋ ਸਕੇ ਤਾਂ ਕਰਕੇ ਅਸੀਂ ਵਿਵੇਕ ਮੰਗਦੇ ਆ ਵਿਚਾਰਵਾਨ ਬੁੱਧੀ ਮੰਗਦੇ ਆ ਖੋਲੋ ਜੀ ਸਾਨੂੰ ਮੇਰੇ ਗੁਰੂ ਜੀ ਸਾਨੂੰ ਖੋਲੋ ਡੈੱਡ ਪਿਆ ਪਿਆ ਸਾਰਾ ਕੁਝ ਡੈੱਡ ਹੋਇਆ ਪਿਆ ਸਾਨੂੰ ਮਿਹਰ ਕਰਕੇ ਖੋਲੋ ਸੋ ਇਸ ਕਰਕੇ ਪਿਆਰਿਓ ਗੁਰਬਾਣੀ ਦਾ ਗਿਆਨ ਹੈ ਜਿਹੜਾ ਇੱਥੇ ਪਵਾਣਾ ਹੈ ਇੱਥੇ ਬਸ ਜਿੰਨਾ ਜਿੰਨਾ ਸਮਝ ਵੱਧਦੀ ਜਾਂਦੀ ਹੈ ਆਪਣੇ ਆਪ ਨੂੰ ਸਮਝਾਣਾ ਜਿਵੇਂ ਤੁਸੀਂ ਸੁਣ ਰਹੇ ਸੀ ਵੀ ਮਨ ਸਮਝਾਵਣ ਕਾਰਨ ਕਸ਼ੂਕ ਪੜੀਏ ਗਿਆ ਥੋੜਾ ਜਿਹਾ ਹੀ ਬਹੁਤ ਹੁੰਦਾ ਜੇ ਮਨ ਸਮਝੇ ਜੇ ਸਾਡੇ ਮਨ ਨੇ ਨਹੀਂ ਸਮਝਣਾ ਫਿਰ ਕੋਈ ਫਾਇਦਾ ਨਹੀਂ ਅਸੀਂ ਪਰਸੋਂ ਵੀ ਮੈਂ ਦੀਵਾਨ 'ਚ ਬੇਨਤੀ ਕਰਕੇ ਆਇਆ ਕਿ ਭਾਈ ਅਕਲ ਵਾਲਾ ਤੈਨੂੰ ਤਾਂ ਮੰਨੀਏ ਜੇ ਕਾਲੇ ਲੇਖ ਲਿਖਣੋਂ ਹਟ ਜਾਵੇਂ ਕਾਲੇ ਲੇਖ ਤੇ ਤੇਰੇ ਉਵੇਂ ਜਲਦੇ ਐ ਗਲਤੀਆਂ ਤੇ ਉਵੇਂ ਕਰਦਾ ਐ ਕਹਿੰਦੇ ਫਿਰ ਤੈਨੂੰ ਅਕਲ ਵਾਲਾ ਕਿਵੇਂ ਜਾਣੀਏ ਹੁਣ ਇੱਥੇ ਮੇਰੀ ਗੱਲ ਸੁਣਿਓ ਸਾਰੇ ਜਣੇ ਜਵਾਬ ਦਿਓ ਨਜਾਇਜ਼ ਸਬੰਧ ਬਣਾਉਣੇ ਆਪਣੇ ਪਰਿਵਾਰ ਤੋਂ ਬਾਹਰ ਗਲਤ ਨੇ ਕਿ ਠੀਕ ਨੇ ਬੋਲੋ ਸਾਰੇ ਸਾਰੇ ਦੱਸਿਓ ਗਲਤ ਹੈ ਕਿ ਠੀਕ ਹੈ ਗਲਤ ਹੈ ਹੁਣ ਇਹ ਸਿਆਣਪ ਸਾਰਿਆਂ ਨੂੰ ਪਤਾ ਹੈ ਨਾ ਇਹ ਸਿਆਣਪ ਤੇ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਵੀ ਆਹ ਗਲਤ ਹੈ ਇਹ ਹੁਣ ਸਾਰੇ ਇਸ ਪੁਆਇੰਟ ਦੇ ਉੱਤੇ ਸਾਰੇ ਹੀ ਬੜੇ ਸਿਆਣੇ ਨੇ ਸਾਰੇ ਹੀ ਬੜੇ ਸਿਆਣੇ ਨੇ ਪਰ ਤੇਰੀ ਸਿਆਣਪ ਤੇ ਤਾਂ ਮੰਨੀਏ ਜੇ ਛੱਡੇ ਐ ਕਹਿਣ ਨਾਲ ਕੀ ਆ ਗੱਲ ਤੇ ਕਰ ਬੜੀ ਸੋਹਣੀ ਕਰ ਲੈਂਦਾ ਮੈਂ ਕਹਿਤਾ ਮਗਰੀ ਸਾਰਿਆਂ ਨੇ ਕਹਿਤਾ ਵੀ ਨਜਾਇਜ਼ ਸੰਬੰਧ ਮਾੜੇ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਤਾਂ ਮੰਨੀਏ ਜੇ ਲਾਗੂ ਕਰੇ ਵੀ ਹਾਂ ਤੂੰ ਸਿਆਣਾ ਹੈ ਐਦਾਂ ਕਿਵੇਂ ਮੰਨ ਲਈਏ ਜਿਵੇਂ ਬਾਣੀ ਚ ਆਉਂਦਾ ਹੈ ਨਾ ਵੀ ਸੋਚ ਹੋਵੇ ਤਾਂ ਸੱਚ ਪਾਈਏ ਤੂੰ ਸੱਚ ਨੂੰ ਪ੍ਰਾਪਤ ਕਰ ਲਵੇਂ ਤਾਂ ਮੰਨੀਏ ਵੀ ਤੂੰ ਸੁੱਚਾ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਦਿਆ ਵਿਚਾਰੀ ਤੇਰੀ ਤਾਂ ਜਾਣੀਏ ਜੇ ਪਰ ਉਪਕਾਰ ਕਰੇ ਜਿਵੇਂ ਆਪਾਂ ਕਈ ਵਾਰੀ ਕਹਿੰਦੇ ਵੀ ਡਰਾਈਵਰ ਤੈਨੂੰ ਤਾਂ ਮੰਨੀਏ ਜੇ ਇੱਥੋਂ ਦੀ ਗੱਡੀ ਲਗਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸ ਲਹਿਜੇ 'ਚ ਕਹੀਏ ਗੱਲ ਵੀ ਤਾਂ ਮੰਨੀਏ ਵੀ ਇੱਥੋਂ ਦੀ ਗੱਡੀ ਲਗਾਵੇ ਤਾਂ ਜਾਣੀਏ ਵੀ ਤੂੰ ਡਰਾਈਵਰ ਹੈ ਵੀ ਇੱਥੋਂ ਦੀ ਲਗਾ ਇੱਥੇ ਇੱਥੇ ਭਾਈ ਬਾਬਾ ਫਰੀਦ ਸਾਹਿਬ ਇਸ ਲਹਿਜੇ 'ਚ ਕਹਿੰਦੇ ਐ ਵੀ ਤੈਨੂੰ ਤਾਂ ਅਕਲ ਲਤੀਫ ਮੰਨਾਂਗੇ ਜੇ ਕਾਲੇ ਲੇਖ ਲਿਖਣੇ ਛੱਡ ਦਵੇਂ ਕੰਮ ਤੇ ਸਾਰੇ ਮਾੜੇ ਕਰਦਾ ਐ ਸਿਆਣਪ ਤੇਰੀ ਨੂੰ ਸਿਰ ਤੇ ਚੁੱਕਣਾ ਵੀ ਬੜਾ ਸਿਆਣਾ ਗੱਲਾਂ ਸੋਹਣੀਆਂ ਕਰਦਾ ਗੱਲਾਂ ਦਾ ਕੀ ਹੈ ਸ਼ਰਾਬ ਨਹੀਂ ਪੀਣੀ ਇਹ ਤੇ ਬੋਤਲ ਤੇ ਵੀ ਲਿਖਿਆ ਪਿਆ ਆਖੋ ਸਤਨਾਮ ਬਾਸ ਇਹ ਤੇ ਬੋਤਲ ਤੇ ਵੀ ਲਿਖਿਆ ਪਿਆ ਗੱਲ ਤੇ ਤੇਰੇ ਕੱਢ ਤੂੰ ਆਪ ਕਿੰਨਾ ਕਮਾਉਣਾ ਇਸ ਗੱਲ ਨੂੰ ਫਿਰ ਦੱਸੋ ਵੀ ਮੁਕਾਬਲਾ ਕਿਸੇ ਹੋਰ ਨਾਲ ਹੈ ਕਿ ਆਪਣੇ ਆਪ ਨਾਲ ਹੈ ਬੋਲੋ ਜਿਹੜਾ ਇਹ ਬਚਨ ਹੈ ਮੰਨ ਲਓ ਨਜਾਇਜ਼ ਸਬੰਧ ਮਾੜੇ ਨੇ ਹੁਣ ਇਹ ਖਿਹੜਾ ਛਡਾਣ ਲਈ ਆਪਣੇ ਆਪ ਨੂੰ ਹਟਾਉਣ ਲਈ ਮੁਕਾਬਲਾ ਕਿਹਦੇ ਨਾਲ ਕਰਨਾ ਪਊ ਬੋਲੋ ਬੋਲਿਆ ਕਰੋ ਜੀ ਆਪਣੇ ਆਪ ਨਾਲ ਮੁਕਾਬਲਾ ਕਰਨਾ ਪੈਣਾ ਹੈ ਨਾ ਵਿੱਚ ਮੈਂ ਆਉਣਾ ਪਿਆਰਿਆ ਨਾ ਕਿਸੇ ਹੋਰ ਨੇ ਆਉਣਾ ਬਸ ਸੱਚਾ ਗਿਆਨ ਤੇ ਤੂੰ ਤੀਜਾ ਤੇ ਵਿੱਚ ਹੈ ਹੀ ਕੋਈ ਸਿੱਧਾ ਸਬੰਧ ਹੈ ਨਾ ਸਿੱਧੀ ਗੱਲ ਹੈ ਵੀ ਆਹ ਕੰਮ ਗਲਤ ਹੈ ਇਹ ਗੁਰੂ ਨੇ ਕਹਿਤਾ ਗੁਰੂ ਜੀ ਨੇ ਸਿੱਖਿਆ ਦਿੱਤੀ ਉਸ ਤੋਂ ਬਾਅਦ ਵੇਖ ਵੀ ਕਿੰਨਾ ਕੋ ਉਹਦੇ ਨਾਲ ਕਮਾਈ ਕਰ ਸਕਦਾ ਪ੍ਰੈਕਟੀਕਲ ਕਰ ਸਕਦਾ ਆਪਣੇ ਆਪ ਨੂੰ ਇਹਦੇ ਲਈ ਸਾੜਨਾ ਪੈਣਾ ਆਪਣੇ ਆਪ ਨਾਲ ਲੜਨਾ ਪੈਣਾ ਮੁਕਾਬਲਾ ਤੇ ਆਪਣੇ ਆਪ ਨਾਲ ਕਿਸੇ ਨਾਲ ਕਾਹਦਾ ਮੁਕਾਬਲਾ ਇੱਥੇ ਇਹਨੂੰ ਕਹਿੰਦੇ ਨੇ ਆਪ ਸਵਾਰੇ ਲੋ ਪੜੋ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਆਪ ਸਵਾਰੇ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਸੋ ਇਹਨਾਂ ਗੱਲਾਂ ਨੂੰ ਸਮਝਣਾ ਹੈ ਵੀ ਮੁਕਾਬਲਾ ਆਪਣੇ ਆਪ ਨਾਲ ਕਰਨਾ ਹੈ ਤੇ ਤਾਕਤ ਦੇਣ ਵਾਸਤੇ ਸਤ ਸੰਗਤ ਜ਼ਰੂਰੀ ਹੈ ਆਪਣੇ ਆਪ ਨੂੰ ਹੌਸਲਾ ਦੇਣ ਵਾਸਤੇ ਜੁੜੇ ਹੋਏ ਜਿਹੜੇ ਮੁਕਾਬਲਾ ਕਰਨ ਵਾਲੇ ਨੇ ਆ ਮੁਕਾਬਲਾ ਕਰਨ ਵਾਲੇ ਨੇ ਜਿਹੜੇ ਬੈਠੇ ਨੇ 35 ਇਹ ਸਾਰੇ ਮੁਕਾਬਲਾ ਕਰਨ ਵਾਲੇ ਇਹੋ ਜਿਹਾਂ ਦੀ ਸੰਗਤ ਕਰਕੇ ਫਿਰ ਅਸੀਂ ਆਪਣੇ ਆਪ ਨਾਲ ਮੁਕਾਬਲਾ ਕਰ ਸਕਦੇ ਪਤਾ ਸਾਰਾ ਹੀ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰ ਔਗਣ ਕਰੈ ਜਾਣਦਾ ਸਾਰਾ ਕੁਝ ਹੈ ਭਾਈ ਹਰੇਕ ਬੰਦਾ ਜਿੱਥੇ ਗਿਆਨੀ ਹੈ ਪਹਿਰੇਦਾਰਾਂ ਨੂੰ ਬੇਨਤੀ ਕਰੂੰ ਭਾਈ ਵੀ ਆ ਹੁਣ ਰਾਹ ਵਿੱਚ ਹੀ ਮੈਂ ਤੇ ਕਹਿੰਦਾ ਭਾ ਦੋ ਪਿੱਛੇ ਹੀ ਸੰਗਤ ਜਿਹੜਾ ਜਿਹੜਾ ਰਾਹ ਬਣਿਆ ਰਾਹ ਵਿੱਚ ਹੀ ਬੈਠ ਜਾਓ ਕਿਉਂਕਿ ਸਮਾਂ ਕਾਫੀ ਹੋ ਗਿਆ ਫਿਰ ਆਪਣਾ ਇਦਾਂ ਤੇ ਅਜੇ ਲਾਈਨ ਬਹੁਤ ਲੰਬੀ ਹੈ ਮੱਥਾ ਟੇਕਣ ਵਾਲਿਆਂ ਖੁੱਲੇ ਖੁੱਲੇ ਬੈਠੋ ਬਈ ਖੁੱਲੇ ਖੁੱਲੇ ਬੈਠੋ ਪਿੱਛੇ ਪਿੱਛੇ ਹੋ ਜਾਓ ਭੈਣਾ ਨੂੰ ਵੀ ਬੇਨਤੀ ਹੈ ਪਿੱਛੇ ਪਿੱਛੇ ਹੋ ਜਾਓ ਖੁੱਲੇ ਖੁੱਲੇ ਬੈਠੋ ਕਿਉਂਕਿ ਗਰਮੀ ਹੈ ਬਹੁਤਾ ਇਕੱਠੇ ਜੇ ਹੋ ਕੇ ਨਾ ਬੈਠਿਓ ਚੌਂਕੜੇ ਮਾਰ ਲਓ ਜਰਾ ਸਾਰੇ ਲਵਾਓ ਨਾਲ ਫਰੀਦਾ ਜੇ ਤੂੰ ਅਕਲ ਦੀ ਕਾਲੇ ਲੇਖ ਅਕਲ ਵਾਲਾ ਤੈਨੂੰ ਤਾਂ ਜਾਣੀ ਜੇ ਕਾਲੇ ਲੇਖ ਲਿਖਣੇ ਛੱਡੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਨੇ ਨਾ ਲੈ ਆਪਨੜੇ ਗਿਰਵਾਨ ਬਹਿ ਸਿਰ ਨੀਵਾ ਕਰ ਦੇਖ ਬਸ ਆਪਣੇ ਆਪ ਨੂੰ ਵੇਖ ਜਿੱਥੇ ਜਿੱਥੇ ਕਮੀਆਂ ਨੇ ਜਿੱਥੇ ਜਿੱਥੇ ਘਾਟਾਂ ਨੇ ਉਹ ਦਾਗ ਧੋ ਆਪਣੇ ਆਪ ਨਾਲ ਜੇ ਮੁਕਾਬਲਾ ਕਰੇਗਾ ਤਾਂ ਸੂਰਮਾ ਜਾਣਾਂਗੇ ਤੈਨੂੰ ਜਿੱਤਣਾ ਆਪਣੇ ਆਪ ਨੂੰ ਵੇਖੋ ਕਿੰਨਾ ਕਲੀਅਰ ਅਰਥ ਸਪਸ਼ਟ ਹੋ ਗਿਆ ਨਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਜਿੱਤਣਾ ਕਿਨੂੰ ਹੈ ਆਤਮ ਜਿਹੜਾ ਆਪਣੇ ਆਪ ਨੂੰ ਜਿੱਤੇ ਆਤਮ ਜਿਹੜਾ ਹੈ ਸਗਲ ਵਸ ਤਾਕੈ ਮਨ ਜੀਤੈ ਜਗ ਜੀਤ ਆਪ ਸਵਾਰੇ ਮੈਂ ਮੈਂ ਮਨ ਜੀਤੈ ਜਗ ਜੀਤ ਆਪਣੇ ਆਪ ਤੇ ਕਾਬੂ ਪਾ ਆਤਮ ਜਿਹੜਾ ਸਗਲ ਵਸ ਤਾਕੈ ਕਹਿੰਦੇ ਆਪਣੇ ਆਪ ਨੂੰ ਜਿੱਤ ਕੇ ਵਿਖਾ ਸ਼ੀਸ਼ੇ ਵਿੱਚ ਹਿੰਮਤ ਹੈ ਆਪਣੇ ਆਪ ਨੂੰ ਵੇਖਣ ਦੀ ਆਪਣੇ ਦਾਗ ਵੇਖਣ ਦੀ ਹਿੰਮਤ ਹੈ ਵੇਖ ਫਿਰ ਤੋਂ ਪ੍ਰੋਬਲਮ ਇੱਥੇ ਆ ਜਾਂਦੀ ਹੈ ਮੇਰੇ ਉਹ ਵੀਰੋ ਭਾਈਓ ਜਾਣਦੇ ਸਾਰਾ ਕੁਝ ਆ ਪਰ ਜੁਰਤ ਨਹੀਂ ਪੈਂਦੀ ਰਸ਼ ਬਹੁਤ ਹੈ ਭਾਈ ਥੋੜਾ ਜਿਹਾ ਚਲੋ ਖੁੱਲੇ ਖੁੱਲੇ ਬਹਿ ਜਾਓ ਬੀਬੀਆਂ ਪਿਛਲੇ ਪਾਸੇ ਲੰਘ ਜੋ ਰਾਹ ਬਣਿਆ ਜਿਹੜਾ ਭਾਈ ਪਿਛਲੇ ਪਾਸੇ ਨੂੰ ਭੈਣਾ ਲੰਘ ਜੋ ਸਾਰੀਆਂ ਪਿੱਛੇ ਨੂੰ ਖੁੱਲੇ ਖੁੱਲੇ ਬਹਿ ਜੋ ਫਿਰ ਇਦਾਂ ਤੇ ਬਹੁਤ ਔਖਾ ਹੋ ਜਾਣਾ ਰਸ਼ ਬਹੁਤ ਪੈ ਜਾਣਾ ਰਾਹ ਦੇ ਵਿੱਚ ਕਿਉਂਕਿ ਨਿੱਕੇ ਨਿੱਕੇ ਬੱਚੇ ਵੀ ਹੁੰਦੇ ਆ ਗਰਮੀ ਕਰਕੇ ਥੋੜੀ ਦਿੱਕਤ ਆ ਜਾਂਦੀ ਹੈ ਗਰਮੀ ਹੈ ਨਾ ਗਰਮੀ ਕਰਕੇ ਥੋੜੀ ਦਿੱਕਤ ਆਉਂਦੀ ਹੈ ਭੈਣਾ ਨੂੰ ਨਾ ਲੰਘਾਓ ਜਿਹੜੀਆਂ ਉਹ ਪਿੱਛੇ ਖੜੀਆਂ ਨਾ ਸਾਰੀਆਂ ਭੈਣਾ ਪਿੱਛੇ ਨੂੰ ਲੰਘਾ ਦਿਓ ਉੱਥੋਂ ਹੀ ਉੱਥੋਂ ਹੀ ਲੰਘਾ ਦਿਓ ਪਰੇ ਹੀ ਰੱਸੀਆਂ ਖੋਲ ਦਿਓ ਦੋ ਚਾਰ ਰੱਸੀਆਂ ਖੋਲ ਕੇ ਭੈਣਾ ਨੂੰ ਪਰੇ ਨੂੰ ਲੰਘਾ ਦਿਓ ਸਾਰੀਆਂ ਖੁੱਲੇ ਖੁੱਲੇ ਪੰਡਾਲ ਵਿੱਚ ਪਿੱਛੇ ਜਾ ਕੇ ਬਹਿ ਜਾਣਗੇ ਬੱਚਿਆਂ ਦਾ ਖਿਆਲ ਰੱਖਿਓ ਭੈਣੋ ਕਿਸੇ ਪਾਸਿਓਂ ਕੋਈ ਆਵਾਜ਼ ਨਾ ਆਵੇ ਇਕਾਗਰਤਾ ਭੰਗ ਨਾ ਹੋਣ ਦਈਏ ਆਪਣੇ ਆਪ ਨੂੰ ਵੇਖੀਏ ਆਪਣੇ ਔਗਣ ਤੱਕੀਏ ਆਪਣੀਆਂ ਗਲਤੀਆਂ ਨੂੰ ਵੇਖੀਏ ਕਬੀਰ ਸਭ ਤੇ ਹਮ ਬੁਰੇ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਮੇਰਿਆ ਮਨਾ ਸਾਰਿਆਂ ਤੋਂ ਮਾੜਾ ਹੈ ਜੀਬ ਕਹਿੰਦੀ ਹੈ ਮਨ ਚੰਦਰਾ ਨਹੀਂ ਕਹਿੰਦਾ ਮਨ ਕਹਿੰਦਾ ਮੇਰੇ ਵਰਗਾ ਕੋਈ ਵੀ ਨਹੀਂ ਆਪਣੇ ਆਪ ਨਾਲ ਲੜੋ ਆਪਣੇ ਆਪ ਨਾਲ ਲੜ ਕੇ ਆਪਣੇ ਆਪ ਨੂੰ ਜਿੱਤੋ ਕੋਈ ਨਹੀਂ ਆਉਣਾ ਵਿਚਾਲੇ ਤੈਨੂੰ ਤੇਰੇ ਨਾਲ ਖੁਦ ਮੁਕਾਬਲਾ ਕਰਨਾ ਪੈਣਾ ਕੋਈ ਵਿਚਾਲੇ ਨਹੀਂ ਆਉਣਾ ਤੂੰ ਤਾਂ ਸਾਰਿਆਂ ਤੋਂ ਬਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਸਾਰਿਆਂ ਤੋਂ ਬਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਉਹ ਤੂੰ ਤਾਂ ਸਾਰਿਆਂ ਤੋਂ ਬਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਪੜੋ ਪੜੋ ਪੜੋ ਤਾਂ ਸਾਰਿਆਂ ਤੋਂ ਮਾੜਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਤੂੰ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਸਾਰਿਆਂ ਤੋਂ ਮਾੜਾ ਬਣਾ ਬਾਬਾ ਜੀ ਮਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਸਾਰਿਆਂ ਤੋਂ ਬਾੜਾ ਪਰਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਉਹ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਸਾਰੇ ਰੱਜ ਕੇ ਤੂੰ ਤਾਂ ਮਨਾ ਆਜ ਤੇਰੇ ਨਾਲੋਂ ਤੇਰੇ ਪਿਆਰੇ ਤੇਰੇ ਨਾਲੋਂ ਸਾਰੇ ਜੱਗੇ ਆਵਾ ਵਾਵਾ ਤੇਰੇ ਨਾਲ ਸਾਰੇ ਜੱਗੇ ਮੇਰੇ ਪਿਆਰੇ ਤੇਰੇ ਨਾਲ ਸਾਰੇ ਜੱਗੇ ਨੇ ਆਵਾ ਵਾਵਾ ਤੇਰੇ ਨਾਲੋਂ ਸਾਰੇ ਚੰਗੇ ਤੇਰੇ ਪਿਆਰੇ ਤੇਰੇ ਨਾਲੋਂ ਸਾਰੇ ਤੰਗੇ ਨੇ ਵਾ ਵਾ ਵਾ ਤੇਰੇ ਨਾਲੋਂ ਸਾਰੇ ਤੰਗੇ ਨੇ ਆ ਜਿਹੜੀਆਂ ਭੈਣਾਂ ਖੜੀਆਂ ਨੇ ਬਾ ਦਿਓ ਹੁਣ ਅੱਗੇ ਤੱਕ ਕੋਈ ਨਾ ਆਵੇ ਬਿਠਾਓ ਹੁਣ ਮੈਂ ਧਾਰਨਾ ਫਾੜੀ ਤਾਰਿਆਂ ਵੀ ਟਿਕਾ ਬਣ ਜੇ ਫਟਾਫਟ ਭਾਓ ਭੈਣਾ ਸਾਰੀਆਂ ਨੂੰ ਬਹਿ ਜਾਓ ਬੀਬੀਓ ਸਾਰੀਆਂ ਪਿੱਛੇ ਨੂੰ ਲੰਘ ਜਾਓ ਜਿੰਨਿਆਂ ਤੋਂ ਲੰਘਿਆ ਜਾਂਦਾ ਰਾਹ ਪਿੱਛੇ ਨੂੰ ਜਿੰਨੇ ਕ ਪਿੱਛੇ ਲੰਘ ਸਕਦੇ ਹੋ ਲੰਘ ਜਾਓ ਫਟਾਫਟ ਬਈ ਵਾ ਵਾ ਵਾ ਵਾ ਤੇਰੇ ਨਾਲੋਂ ਸਾਰੇ ਵਾ ਵਾ ਵਾ ਵਾ ਤੇਰੇ ਨਾਲੋਂ ਸਾਰੇ ਚੱਕੇ ਵਾ ਵਾ ਵਾ ਤੇਰੇ ਨਾਲੋਂ ਸਾਰੇ ਚੰਗੇ ਨੇ ਵਾ ਵਾ ਵਾ ਵਾ ਤੇਰੇ ਨਾਲੋਂ ਸਾਰੇ ਚੰਗੇ ਨੇ ਵਾ ਵਾ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤਾਂ ਸਾਰਿਆਂ ਤੋਂ ਬੜਾ ਬਣਾ ਓਏ ਬੜਾ ਬਣਾ ਮੇਰਿਆ ਬੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਸਾਰੇ ਆਪ ਮਾੜਾ ਬਣਾਵੇ ਤੇਰੇ ਮਾਰੋ ਸਾਰੇ ਚੰਗੇ ਨੇ ਤੂੰ ਸਾਰੇ ਆਪ ਮਾੜਾ ਬਣਾਵੇ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਸਾਰੇ ਆਪ ਮਾੜਾ ਬਣਾ ਮੇਰੇ ਤੇਰੇ ਨਾਲੋਂ ਸਾਰੇ ਚੰਗੇ ਬੜੋ ਤੂੰ ਵੱਜ ਕੇ ਬਈ ਮਾੜਾ ਮਨਾ ਮੇਰੇ ਆਵੇ ਤੇਰੇ ਨਾਲ ਸਾਰੇ ਚੰਗੇ ਨੇ ਕਬੀਰ ਸਭ ਤੇ ਹਮ ਪੁਰੇ ਹਮ ਤੱਕ ਭਲੋ ਸਭ ਕੋਏ ਜਿਨੇ ਐਸਾ ਕਰ ਬੂਝਿਆ ਵੀਰ ਹਮਾਰਾ ਸੋਏ ਲਓ ਜੀ ਹੁਣ ਭੈਣਾਂ ਨੂੰ ਬੇਨਤੀ ਹੈ ਸਾਰੇ ਬਹਿ ਜੋ ਕਿਰਪਾ ਕਰ ਟਕਾ ਬਣਾਓ ਵੀਰ ਵੀ ਸਾਰੇ ਕਿਰਪਾ ਕਰਕੇ ਬੈਠੋ ਕਿਸੇ ਪਾਸਿਓਂ ਕੋਈ ਆਵਾਜ਼ ਨਾ ਆਵੇ ਸ਼ੋਰ ਸ਼ਰਾਬਾ ਸਭ ਬੰਦ ਹੋਵੇ ਇਕੱਠ ਜ਼ਿਆਦਾ ਹੈ ਬੜੇ ਧਿਆਨ ਨਾਲ ਜਦੋਂ ਇਕੱਠ ਜ਼ਿਆਦਾ ਹੋਵੇ ਨਾ ਤੇ ਗਰਮੀ ਵੀ ਹੋਵੇ ਨਿੱਕੇ ਬੱਚੇ ਹੋਣ ਫਿਰ ਥੋੜੀ ਦਿੱਕਤ ਆਉਂਦੀ ਹੈ ਭੈਣਾ ਆਪ ਹੀ ਖਿਆਲ ਰੱਖਿਓ ਜੇ ਕੋਈ ਬੱਚਾ ਜ਼ਿਆਦਾ ਰੌਲਾ ਪਾਵੇ ਫਿਰ ਪਿੱਛੇ ਲੈ ਕੇ ਜਾਣਾ ਪੰਡਾਲ ਦੇ ਬਾਹਰਲੇ ਪਾਸੇ ਖੁੱਲੇ ਥਾਂ ਤੇ ਹਵਾ ਵਿੱਚ ਬੈਠੋ ਫਿਰ ਤੰਗ ਨਹੀਂ ਹੋਣਾ ਗਰਮੀ ਹੈ ਸੋ ਹੁਣ ਧਿਆਨ ਇਕਾਗਰ ਰੱਖਿਓ ਬਈ ਪ੍ਰੋਬਲਮ ਉਦੋਂ ਆਉਣੀ ਹੈ ਭਾਈ ਜਦੋਂ ਤੈਨੂੰ ਤੇਰੇ ਨਾਲ ਲੜਨਾ ਪੈਣਾ ਹਰੇਕ ਹੀ ਹੈ ਜੀ ਭਾਵੇਂ ਸਾਡੇ ਵਰਗੇ ਹੁਣ ਜਿਹੜੇ ਪ੍ਰਚਾਰਕਾਂ ਸੀ ਜੀ ਬਾਬੇ ਆ ਜੀ ਸਾਨੂੰ ਨਹੀਂ ਲੜਨਾ ਪੈਂਦਾ ਆਪਣੇ ਆਪ ਨਾਲ ਜਿਹੜੀਆਂ ਪੰਗਤੀਆਂ ਸਾਡੇ ਵਰਗਿਆਂ ਤੇ ਟੁਕਣੀਆਂ ਨੇ ਉਸ ਸੱਚ ਦਾ ਸਾਹਮਣਾ ਕਰਨਾ ਪੈਣਾ ਕਰੋ ਹੁਣ ਮੰਨ ਲਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਆਪਾਂ ਪੜ ਲਿਆ ਸਿੰਘੋ ਬਹਿ ਜਾਓ ਯਾਰ ਤੁਸੀਂ ਪੈਸੇ ਫੇਰ ਇਕੱਠੇ ਕਰ ਲਿਓ ਬਹਿ ਜਾਓ ਫਿਰ ਤੁਰੇ ਤੇ ਫਿਰ ਫਿਰਦੇ ਆਪਾਂ ਵੀਰਾਂ ਨੂੰ ਬੇਨਤੀ ਹੈ ਬਹਿ ਜਾਓ ਬਾਅਦ ਚ ਪ੍ਰੇਮ ਭੇਟਾ ਰੱਖ ਲੈਣਾ ਸਾਰੇ ਵੀਰ ਜਿਹੜੇ ਜਿੰਨੇ ਸੇਵਾ ਕਰਦੇ ਹੋ ਨਾ ਬਹਿ ਜਾਓ ਕਿਰਪਾ ਇੱਥੇ ਜਿੱਥੇ ਕਿਤੇ ਖੜੇ ਹੋ ਬਸ ਭਾਲੋ ਸਾਰੇ ਗੱਲ ਤੇ ਸ਼ੁਰੂ ਕਰੀਏ ਆਪਾਂ ਇਹ ਤੇ ਸ਼ੁਰੂ ਹੀ ਨਹੀਂ ਹੋਇਆ ਜ਼ਿਆਦਾ ਜ਼ਰੂਰੀ ਹੈ ਸੁਣਨਾ ਸਮਝਣਾ ਇੱਥੇ ਆਪਾਂ ਲੰਗਰ ਪ੍ਰਸ਼ਾਦਾ ਛਕਣ ਨਹੀਂ ਆਏ ਰੋਟੀ ਤੇ ਘਰ ਵੀ ਗੁਰੂ ਦੀ ਦਿੱਤੀ ਹੋਈ ਛਕਦੇ ਸਭ ਕੁਝ ਮਾਲਕ ਦਾ ਦਿੱਤਾ ਮਾਲਕ ਸਾਡਾ ਦਿਲ ਧੜਕਾਉਂਦਾ ਹੈ ਮਾਲਕ ਹਲ ਚਲਾਉਂਦਾ ਹੈ ਮਾਲੀ ਮਾਲਕ ਹੀ ਟਰੈਕਟਰ ਤੇ ਬੈਠਦਾ ਹੈ ਮਾਲਕ ਦਾ ਹੀ ਸੂਰਜ ਪੈਦਾ ਕੀਤਾ ਮਾਲਕ ਦੀ ਖੇਡ ਹੈ ਸਾਰੀ ਦਿੱਤਾ ਕਿਹਦਾ ਖਾਣੇ ਆ ਫਿਰ ਮਾਲਕ ਦਾ ਦਿੱਤਾ ਹੀ ਸੋ ਇਸ ਕਰਕੇ ਭਾਈ ਇੱਥੇ ਆਪਾਂ ਸਿਰਫ ਇਹਦੇ ਲਈ ਨਹੀਂ ਆਏ ਆਏ ਆ ਸੁਣਨ ਵਾਸਤੇ ਸਮਝਣ ਵਾਸਤੇ ਤੇ ਜੇ ਗੁਰਬਾਣੀ ਦਾ ਬਚਨ ਕੋਈ ਸਾਡੇ ਦਿਮਾਗ 'ਚ ਬਹਿ ਗਿਆ ਬੜਾ ਵੱਡਾ ਭਲਾ ਹੋ ਜਾਣਾ ਸਾਡਾ ਹੁਣ ਵੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਪੜਾਂਗੇ ਸੁਣਾਂਗੇ ਫਿਰ ਮੁਕਾਬਲਾ ਆਪਣੇ ਆਪ ਨਾਲ ਕਰਨਾ ਪੈਣਾ ਹੈ ਜਿੱਦਣ ਐ ਪੜ ਲਿਆ ਲੋ ਪੜੋ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਪੱਕ ਹੁਣ ਜਿੱਦਾਂ ਇਹ ਇਦਾਂ ਦੇ ਬਚਨ ਆਪਾਂ ਪੜਨ ਗੱਜ ਸਾਢੇ ਤੇ ਤੇ ਧੋਤੀਆਂ ਤੇਰੇ ਪਾਇਣ ਤੱਕ ਲਾ ਸੁਣਿਓ ਜਰਾ ਪੰਗਤੀਆਂ ਜਦੋਂ ਇਦਾਂ ਆਉਣਾ ਹੈ ਨਾ ਸੱਚ ਸਾਹਮਣੇ ਸੱਚ ਗੁਰਬਾਣੀ ਦਾ ਹਾਂਜੀ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ ਗਲੀ ਜਿਨਾ ਜਪ ਮਾਲਿਆ ਲੋਟੇ ਹੱਥ ਨੇ ਬਗੋ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠਾਕੋ ਧਿਆਨ ਨਾਲ ਸਮਝਿਓ ਜਦੋਂ ਆ ਸੱਚ ਸਾਹਮਣੇ ਆਉਣਾ ਨਾ ਜੀ ਆ ਸੱਚ ਸਾਹਮਣੇ ਆ ਗਿਆ ਸਮਝ ਆ ਗਈ ਜਦੋਂ ਗੱਲ ਵੀ ਯਾਰ ਗੁਰਬਾਣੀ ਵਿੱਚ ਸੰਤ ਬਿਰਤੀ ਨੂੰ ਕਿਹਾ ਬਿਰਤੀ ਨੂੰ ਬਿਰਤੀ ਨਾਲ ਤੇ ਕੋਈ ਵੀ ਸੰਤ ਹੋ ਸਕਦਾ ਹੈ ਬੜੀਆਂ ਭੈਣਾਂ ਨੇ ਸੰਤ ਬੜੇ ਵੀਰ ਬਿਰਤੀ ਸੰਤਾਂ ਵਾਲੀ ਗੁਰਮਖਾਂ ਵਾਲੀ ਬਿਰਤੀ ਗੁਰੂ ਦੇ ਬਚਨ ਸੁਣ ਪੜ ਸੁਣ ਕਰਕੇ ਸਮਝਣ ਕਰਕੇ ਹੌਲੀ ਹੌਲੀ ਬਿਰਤੀ ਕਿੰਨੀ ਬਦਲ ਗਈ ਕਿੱਡੀ ਉੱਚੀ ਅਵਸਥਾ ਬਣ ਗਈ ਦੱਸਿਆ ਨਹੀਂ ਜਾ ਸਕਦਾ ਕਿਹੜੇ ਭੈਣ ਦੀ ਕਿਹੜੇ ਭਰਾ ਦੀ ਕਿਹੜੇ ਵੀਰ ਦੀ ਉੱਚੀ ਅਵਸਥਾ ਬਣ ਗਈ ਪਰ ਜਦੋਂ ਆ ਸੱਚ ਸਾਹਮਣੇ ਆਉਣਾ ਹੈ ਉਥੇ ਫਿਰ ਮੇਰੇ ਵਰਗਾ ਐ ਨਹੀਂ ਕਹਿ ਸਕਦਾ ਵੀ ਫਲਾਣੇ ਬਾਬਾ ਜੀ ਤੇ ਮਾਲਾ ਪਾਉਂਦੇ ਸੀ ਮੈਂ ਵੀ ਪਾਉਂ ਫਲਾਣਾ ਪਾਉਂਦਾ ਸੀ ਨਾ ਜੀ ਨਾ ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇਹਨੂੰ ਪਖੰਡ ਕਿਹਾ ਇਸ ਸੱਚ ਦਾ ਸਾਹਮਣਾ ਕਰਨਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਰਨਾ ਪੈਣਾ ਇਹ ਸੱਚ ਹੈ ਜਿੱਦਣ ਇਹ ਸੱਚ ਸਾਡੇ ਸਮਝ ਵਿੱਚ ਆਉਣਾ ਹੈ ਫਿਰ ਅਸੀਂ ਐ ਨਹੀਂ ਕਹਿ ਸਕਦੇ ਵੀ ਸਾਰੇ ਹੀ ਕਰਦੇ ਨੇ ਯਾਰ ਲੋਕ ਮੈਨੂੰ ਕੀ ਕਹਿਣਗੇ ਦੁਨੀਆ ਕੀ ਕਹੇਗੀ ਮੈਂ ਆਪਣੀ ਗੱਲ ਕਰਦਾ 5-7 ਸਾਲ ਪਹਿਲਾਂ ਤੁਸੀਂ ਮੇਰੀਆਂ ਸੀੜੀਆਂ ਵੇਖੋ ਹੱਥਾਂ 'ਚ ਵੀ ਮਾਲਾ ਪਾਈਆਂ ਹੁੰਦੀਆਂ ਸੀ ਗਲ 'ਚ ਵੀ ਪਾ ਲੈਂਦੇ ਸੀ ਪਰ ਜਿੱਦਣ ਤੋਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਚੱਕ ਕੇ ਬਾਹਰ ਮਾਰੀਆਂ ਮੁੜ ਕੇ ਨਹੀਂ ਪਾਈ ਸਾਥ ਸ੍ਰੀ ਅਕਾਲ ਜਦੋਂ ਸਮਝ ਆਵੇ ਉਸ ਸੱਚ ਦੇ ਅੱਗੇ ਝੁਕਣਾ ਪੈਣਾ ਹਰੇਕ ਨੂੰ ਪਤਾ ਲੱਗ ਗਿਆ ਸ਼ਰਾਬ ਪੀਣੀ ਮਾੜੀ ਹੈ ਬਸ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆ ਗਿਆ ਲੈ ਹੁਣ ਮੁਕਾਬਲਾ ਤੇ ਆਪਣੇ ਆਪ ਨਾਲ ਕਰ ਸਕਦਾ ਵੇਖ ਕਰਕੇ ਜਿੰਨਾ ਸਮਝੀ ਜਾਓਗੇ ਤੇ ਜਿੰਨਾ ਅੱਗੇ ਨਾਲ ਦੀ ਨਾਲ ਮੰਨੀ ਜਾਓਗੇ ਉਨਾ ਹੀ ਪਰਮਾਤਮਾ ਦੀ ਹੋਂਦ ਮਹਿਸੂਸ ਹੁੰਦੀ ਜਾਏਗੀ ਕਿਉਂਕਿ ਗੁਰੂ ਦੇ ਬਚਨ ਮੰਨ ਕੇ ਹੀ ਪਰਮਾਤਮਾ 'ਚ ਧਿਆਨ ਟਿਕਦਾ ਹੈ ਪਹਿਲਾਂ ਗਿਆਨ ਹੋਣਾ ਹੈ ਬਾਅਦ ਵਿੱਚ ਰੱਬ ਦਾ ਧਿਆਨ ਹੋਣਾ ਹੈ ਗਿਆਨ ਬਿਨਾ ਧਿਆਨ ਨਹੀਂ ਹੋਣਾ ਜਿਵੇਂ ਹੁਣ ਕਬੀਰ ਸਾਹਿਬ ਜੀ ਦਾ ਬਚਨ ਹੋਰ ਪੜ ਲਓ ਕਬੀਰ ਕਈ ਲੱਕੜ ਦੀਆਂ ਵਾਲਾ ਨਹੀਂ ਬਣੀਆਂ ਹੁੰਦੀਆਂ ਮਣ ਕੇ ਕਾਦੇ ਹੁੰਦੇ ਆ ਲੱਕੜ ਦੇ ਕਬੀਰ ਸਾਹਿਬ ਦਾ ਬਚਨ ਹੋਰ ਸੁਣ ਲਓ ਇਹਦੇ ਸੰਬੰਧ ਵਿੱਚ ਕਬੀਰ ਜਪਨੀ ਕਾਠ ਕੀ ਕਿਆ ਦਖਲਾ ਲੋਏ ਕੀ ਕਹਿੰਦੇ ਲੋਕਾਂ ਨੂੰ ਵਿਖਾਉਣਾ ਭਾਈ ਮਨ ਵਿੱਚ ਰੱਬ ਦਾ ਨਾਮ ਨਹੀਂ ਕੱਲੀ ਮਾਲਾ ਤੇ ਮਾਲਾ ਕੀ ਕਰੂ ਦਿਖਾਵਾ ਬਣ ਗਿਆ ਪਖੰਡ ਬਣ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਇਦਾਂ ਕਹਿਣਾ ਹੈ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੱਡੀ ਸਾਰੀ ਫੜ ਕੇ ਮੈਂ ਐ ਬਹਿ ਜਾ ਐ ਐ ਐ ਵੇਖਣ ਲੋਕ ਮੈਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਮੇਰੇ ਵਰਗਾ ਸਟੇਜ ਤੇ ਬਹਿ ਕੇ ਮਹਾਰਾਜ ਨੂੰ ਮਜ਼ਾਕ ਕਰੀ ਜਾਂਦਾ ਵੀ ਬਾਬਾ ਜੀ ਜੋ ਤੂੰ ਮਰਜ਼ੀ ਕਰੀ ਜਾ ਮੈਂ ਤੇ ਐਂ ਕਰੂੰ ਆਖੋ ਸਤਨਾਮ ਸ੍ਰੀ ਵਾਹ ਐਂ ਕਰੂੰ ਐ ਕਿਵੇਂ ਹੋ ਸਕਦਾ ਯਾਰ ਗੱਲ ਸਮਝ ਚ ਆਵੇ ਫਿਰ ਮੰਨਾਂਗੇ ਕਿਉਂ ਨਹੀਂ ਆਪਣੇ ਗੁਰੂ ਤੋਂ ਬੇਮੁਖ ਕਿਵੇਂ ਹੋ ਸਕਦੇ ਆ ਹਿੰਮਤ ਕਿਵੇਂ ਪੈ ਜਾਂਦੀ ਹੈ ਸਾਡੀ ਗੁਰੂ ਦੇ ਅੱਗੇ ਖੜਨ ਦੀ ਅਸੀਂ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਦਿਖਾਵਾ ਕਰ ਸਕਦੇ ਹਾਂ ਫਿਰ ਜਦੋਂ ਗੱਲ ਸਮਝ ਚ ਆਉਣੀ ਹੈ ਤੇ ਫਿਰ ਮੰਨਣੀ ਹੈ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਭਾਵੋ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਮੰਨਣਾ ਸਿੱਖ ਲਈਏ ਭਾਈ ਆਹ ਬਚਨ ਵੀ ਸੁਣ ਲਓ ਤਾਂ ਜੋ ਗੱਲ ਕਲੀਅਰ ਹੋ ਸਕੇ ਕਬੀਰ ਜਪਨੀ ਕਾਠ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ ਲੋਕਾਂ ਨੂੰ ਕੀ ਵਿਖਾਉਣਾ ਭਾਈ ਲੋਕਾਂ ਨੂੰ ਕੀ ਵਿਖਾਉਣਾ ਹੈ ਕੀ ਲੋਕਾਂ ਨੂੰ ਵਿਖਾਉਣਾ ਹੈ ਤੂੰ ਤੇ ਸਾਡੇ ਤੁਸੀਂ ਅੱਜ ਕੱਲ ਬਾਬਿਆਂ ਨੂੰ ਵੇਖੋ ਸਟੇਜਾਂ ਤੇ ਬੈਠੇ ਆ 10-10 ਇਦਾਂ ਲਾਈਨ ਬਣਾ ਕੇ ਤੇ ਵੱਡੀਆਂ ਵੱਡੀਆਂ ਆਮ ਲੋਕਾਂ ਦੇ ਤੇ ਨਿੱਕੀਆਂ ਨਿੱਕੀਆਂ ਹੁੰਦੀਆਂ ਏਡੇ ਬਣ ਕੇ ਵਾਲੀਆਂ ਐ ਚੱਲਦੀਆਂ ਬਾਣੀ ਕਹਿੰਦੀ ਕੀ ਦਿਖਾਉਣਾ ਹੈ ਉਹ ਕਹਿੰਦਾ ਮੈਂ ਤੇ ਦਿਖਾਉਣਾ ਫਿਰ ਮੈਂ ਤੇ ਦਿਖਾਉਂ ਫਿਰ ਮਜ਼ਾਕ ਨਹੀਂ ਸਾਡੇ ਵਰਗੇ ਜਿਹੜੇ ਅੱਗੇ ਬੈਠੇ ਐ ਉਹਨਾਂ ਨੂੰ ਪਤਾ ਨਹੀਂ ਜਦੋਂ ਪਤਾ ਲੱਗ ਗਿਆ ਫਿਰ ਆਪੇ ਹੀ ਫੜ ਲੈਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਹੀ ਪਤਾ ਨਹੀਂ ਲੱਗ ਜੂ ਵੀ ਆ ਗਲਤ ਕਰਦਾ ਯਾਰ ਬੰਦਾ ਬਾਣੀ 'ਚ ਧਿਆਨ ਲਿਖਿਆ ਇਹ ਗਲਤ ਕਰਦਾ ਸਮਝ ਨਹੀਂ ਆਉ ਤਾਂ ਹੀ ਤੁਹਾਨੂੰ ਮੈਂ ਬਾਰ-ਬਾਰ ਇਹ ਗੱਲ ਮੱਥਾ ਮਾਰਦਾ ਬਾਰ-ਬਾਰ ਇੱਕ ਗੱਲ ਕਹੀ ਜਾਂਦਾ ਮੁੜ-ਮੁੜ ਕੇ ਵੀ ਆਪ ਸਹਿਜ ਪਾਠ ਕਰੋ ਤੁਹਾਨੂੰ ਪਤਾ ਲੱਗੇ ਕੀ ਲਿਖਿਆ ਆਪ ਸਹਿਜ ਪਾਠ ਕਰੋ ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਅਰਥਾਂ ਸਮੇਤ ਇੱਕ ਵਾਰੀ ਜ਼ਰੂਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੇ ਅਰਥਾਂ ਸਮੇਤ 2 ਸਾਲ ਲਾ ਦਵੇ ਕੋਈ ਪ੍ਰੋਬਲਮ ਨਹੀਂ ਹੌਲੀ ਹੌਲੀ ਸਹਿਜ ਪਾਠ ਕਰੋ ਸਾਡੇ ਸਵੇਰੇ 2-300 ਸਹਿਜ ਪਾਠ ਆਰੰਭ ਹੋਣਾ ਐਦਾਂ ਹੀ ਘਰਾਂ ਦੇ ਵਿੱਚੋਂ ਕਿੰਨੀ ਕਿੰਨੀ ਸੰਗਤ ਕਰਨ ਲੱਗ ਗਈ ਹੁਣ ਜਿੰਨਾ ਪਤਾ ਲੱਗ ਜੂ ਆਪ ਆਪ ਚਾਨਣ ਹੋ ਜਾਏਗਾ ਫਿਰ ਦੁਨੀਆ ਵਿੱਚ ਜੰਮਿਆ ਨਹੀਂ ਕੋਈ ਸਾਨੂੰ ਠੱਗਣ ਵਾਲਾ ਸਾਨੂੰ ਕੋਈ ਬੁੱਧੂ ਬਣਾਉਣ ਵਾਲਾ ਜੰਮਿਆ ਨਹੀਂ ਫਿਰ ਕੋਈ ਕਿਵੇਂ ਬੁੱਧੂ ਬਣਾ ਜੂ ਭਾਈ ਸਾਨੂੰ ਜਦੋਂ ਪਤਾ ਲੱਗ ਗਿਆ ਸਮਝ ਆ ਗਈ ਜਦੋਂ ਫਿਰ ਕਿਵੇਂ ਬੁੱਧੂ ਬਣਾ ਜੂ ਤਾਂ ਕਰਕੇ ਭਾਈ ਮੈਂ ਜਿਹੜੀ ਬੇਨਤੀ ਕਰਦਾ ਵੀ ਕੀ ਵਿਖਾਉਣਾ ਲੋਕਾਂ ਨੂੰ ਲੋ ਪੂਰੀ ਪੰਕਤੀ ਫਿਰ ਸੁਣ ਲਓ ਕਬੀਰ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ ਹਿਰਦੇ ਰਾਮ ਨਾਚੇ ਤੁਹੀ ਇਹ ਜਪਨੀ ਕਿਆ ਹੋਏ ਹਿਰਦੇ ਵਿੱਚ ਜੇ ਤੇਰੇ ਰੱਬ ਨਹੀਂ ਤੇ ਆ ਜਪਨੀ ਤੇਰੀ ਮਾਲਾ ਕੀ ਕਰੂ ਲਓ ਜੀ ਸਾਡੇ ਵਰਗੇ ਸ਼ੇਰ ਨਹੀਂ ਸਾਡੇ ਵਰਗਿਆਂ 'ਚ ਹਿੰਮਤ ਨਹੀਂ ਇਹ ਮੁਕਾਬਲਾ ਕਰਨ ਦੀ ਆਮ ਬੰਦਾ ਜਿੱਦਣ ਸੁਣਦਾ ਨਾ ਗੁਰੂ ਗ੍ਰੰਥ ਸਾਹਿਬ 'ਚੋਂ ਵੀ ਸ਼ਰਾਬ ਮਾੜੀ ਹੈ ਜਿੱਦਣ ਤੁਹਾਡੇ ਵਰਗੇ ਵੀਰਾਂ ਨੇ ਸੁਣਨਾ ਹੈ ਤੁਹਾਡੇ ਵਰਗੇ ਮੇਰੇ ਵੀਰ ਸੁਣਨਗੇ ਵੀ ਸ਼ਰਾਬ ਬਾਰੇ ਕੀ ਲਿਖਿਆ ਹੈ ਗੁਰੂ ਅਮਰਦਾਸ ਜੀ ਨੇ ਲਿਖਿਆ ਕੀ ਲਿਖਿਆ ਸ਼ਰਾਬ ਬਾਰੇ ਦੱਸੋ ਜਦੋਂ ਸ਼ਰਾਬ ਬਾਰੇ ਐ ਪੜਨਾ ਹੈ ਤੁਹਾਡੇ ਵਰਗਿਆਂ ਨੇ ਜਿਗਰਾ ਕੱਢ ਲੈਣਾ ਹੈ ਸੱਚ ਦਾ ਸਾਹਮਣਾ ਕਰਨ ਦਾ ਵੀ ਪੀਨਾ ਅੱਜ ਤੋਂ ਛੱਡੀ ਸਾਡੇ ਵਰਗਿਆਂ ਨੇ ਮਾਲਾ ਨਹੀਂ ਛੱਡਣੀਆਂ ਆਖੋ ਸਤਨਾਮ ਸ੍ਰੀ ਵਾਸ ਸਾਡੇ ਵਰਗਿਆਂ ਨੇ ਨਹੀਂ ਛੱਡਣੀਆਂ ਸਾਡੇ ਸਾਡੇ ਚ ਦਲੇਰ ਨਹੀਂ ਬੰਦੇ ਇਹ ਤੇ ਬੜੇ ਵਿਗੜ ਚੁੱਕੇ ਆ ਆਮ ਬੰਦਾ ਤੇ ਕਿਤੇ ਅੱਗੇ ਹੈ ਜੀ ਇਹਨਾਂ ਆਮ ਬੰਦਾ ਫਾ ਬਦਲ ਜਾਂਦਾ ਜਿੱਦਣ ਬਦਲਦਾ ਸੱਚ ਦਾ ਹਿੰਮਤ ਆ ਉਹਨਾਂ ਵਿੱਚ ਦਲੇਰ ਨੇ ਪਰ ਇਹ ਅੜੀਅਲ ਬੰਦੇ ਹੁੰਦੇ ਕਈ ਅੜੀਅਲ ਨਹੀਂ ਹੁੰਦੇ ਵੱਡੇ ਜਿੰਨਾ ਬੰਦਾ ਵੱਡਾ ਆਪਣੇ ਆਪ ਨੂੰ ਬਣਿਆ ਹੋਇਆ ਹੁੰਦਾ ਹੈ ਉਹਨਾਂ ਫਿਰ ਉਹਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ ਉਹ ਕਹਿੰਦਾ ਯਾਰ ਮੈਂ ਬਦਲ ਜਾ ਆਮ ਬੰਦਾ ਠਾਹ ਬਦਲ ਜਾਂਦਾ ਸੱਚ ਦਾ ਸਾਹਮਣਾ ਕਰਨ ਦਾ ਮੁਕਾਬਲਾ ਸੱਚ ਦੀ ਹਿੰਮਤ ਸੱਚ ਦੇ ਅੱਗੇ ਖੜਨ ਦੀ ਹਿੰਮਤ ਬੜੇ ਬੰਦਿਆਂ 'ਚ ਹੈ ਸਾਡੇ ਵਰਗਿਆਂ 'ਚ ਦਲੇਰ ਨੇ ਤੁਹਾਡੇ ਵਿੱਚ ਤੁਹਾਡੇ ਵਿੱਚ ਦਲੇਰ ਬੰਦਿਆਂ ਦੀ ਕਮੀ ਕੋਈ ਨਹੀਂ ਸਾਡੇ ਵਰਗੇ ਸਾਧ ਬਾਬਿਆਂ ਵਿੱਚ ਕੋਈ ਹਿੰਮਤ ਨਹੀਂ ਸੱਚ ਦਾ ਮੁਕਾਬਲਾ ਕਰਨ ਦੀ ਕੋਈ ਹਿੰਮਤ ਨਹੀਂ ਤੁਸੀਂ ਬੋਤਲ ਸਿੱਟ ਦੋਗੇ ਸਾਡੇ ਵਰਗੇ ਮਾਲਾ ਨਹੀਂ ਛੱਡ ਸਕਦੇ ਫਰਕ ਹੈ ਬਹੁਤ ਆਪ ਬੰਦਾ ਬਦਲ ਜਾਂਦਾ ਨਜਾਇਜ਼ ਸਬੰਧਾਂ ਬਾਰੇ ਚਲੋ ਜਿਵੇਂ ਹੁਣ ਮੰਨ ਲਓ ਪਹਿਲਾਂ ਇਹਦੇ ਐ ਪੰਕਤੀ ਸੁਣ ਲਓ ਵੀ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਲਓ ਇਹ ਇਹ ਸੁਣ ਲਓ ਗੁਰੂ ਅਮਰਦਾਸ ਜੀ ਦਾ ਵਚਨ ਪੂਰਾ ਹੀ ਪੜ ਲਓ ਕਹਿੰਦੇ ਭਾਵੇਂ ਮਰਜੀ ਪਾਰ ਜਾਣਾ ਪੈ ਜੇ ਭਾਵੇਂ ਪਾਰ ਹੋ ਜੀ ਭਾਵੇਂ ਜੇ ਕਾ ਪਾਰ ਵਸਾਏ ਮਰਜੀ ਭਾਵੇਂ ਪੀਵੀ ਨਾ ਇਹ ਮਾੜਾ ਹੈ ਸ਼ਰਾਬ ਵੀ ਬਹੁਤ ਮਾੜੀ ਹੈ ਕਿਉਂਕਿ ਦੱਸਿਓ ਜੀ ਭਲਾ ਸ਼ਰਾਬ ਹੈ ਜਿਹੜੀ ਜੇ ਸਟੂਡੈਂਟ ਪੀ ਕੇ ਜਾਵੇ ਕੀ ਉਹ ਸਿੱਖ ਸਕਦਾ ਕੁਝ ਪੜ ਸਕਦਾ ਕੁਝ ਪੀਣ ਵਾਲਾ ਕੀ ਸਿੱਖੂ ਰੱਬ ਸਾਰੇ ਪਾਸੇ ਬੜਾ ਕੁਝ ਦੇ ਰਿਹਾ ਹੈ ਗਿਆਨ ਦੇ ਰਿਹਾ ਬੜੀਆਂ ਸਮਝਾਂ ਦੇ ਰਿਹਾ ਬੜੀ ਅਕਲ ਦੇ ਰਿਹਾ ਹੈ ਜਿਹੜੇ ਨਸ਼ੈੜੀ ਬਣ ਜਾਂਦੇ ਐ ਦਿਮਾਗ ਉਹਨਾਂ ਦਾ ਡੈੱਡ ਹੋ ਜਾਂਦਾ ਕੁਝ ਨਹੀਂ ਸਿੱਖ ਸਕਦਾ ਕਮਲ ਪੁਣਾ ਆ ਜਾਂਦਾ ਜੀ ਜ਼ਿੰਦਗੀ ਵਿੱਚ ਆਪਣੇ ਗੁਰੂ ਜੀ ਕਹਿੰਦੇ ਬੜੇ ਮੇਰੇ ਵੀਰ ਤੁਹਾਡੇ ਚ ਸੂਝਵਾਨ ਬੈਠੇ ਐ ਜੇ ਕੋਈ ਮਾੜਾ ਮੋਟਾ ਨਸ਼ਾ ਕਰਦਾ ਐ ਤੂੰ ਮਾਪਿਓ ਦੀ ਨਹੀਂ ਮੰਨੀ ਵੀਰਾ ਤੂੰ ਘਰ ਵਾਲੀ ਦੀ ਨਹੀਂ ਮੰਨੀ ਤੂੰ ਬੱਚਿਆਂ ਦੀ ਨਹੀਂ ਮੰਨੀ ਰਿਸ਼ਤੇਦਾਰਾਂ ਦੀ ਨਹੀਂ ਮੰਨੀ ਪਿੰਡ ਵਾਲਿਆਂ ਦੀ ਨਹੀਂ ਮੰਨੀ ਪਰ ਗੁਰੂ ਅਮਰਦਾਸ ਜੀ ਦੀ ਤੇ ਜ਼ਰੂਰ ਹੀ ਮੰਨ ਲੈ ਸਤਿ ਸ੍ਰੀ ਅਕਾਲ ਮੇਰਿਆ ਵੀਰਾ ਭਾਈਆ ਗੁਰਸਿੱਖਾ ਤੂੰ ਗੁਰੂ ਜੀ ਦੀ ਤੇ ਜ਼ਰੂਰ ਮੰਨਣਾ ਆਪਣੇ ਗੁਰੂ ਜੀ ਦੀ ਤੇ ਜ਼ਰੂਰ ਮੰਨਣਾ ਤੇ ਜਿਹੜੇ ਮੰਨਦੇ ਨੇ ਜਿਹੜੇ ਮੰਨਣਗੇ ਉਹਨਾਂ ਦਾ ਭਲਾ ਮੰਨੈ ਮੋਹ ਚੋਟਾਂ ਨਾ ਖਾਏ ਮੋਹੇ ਨਹੀਂ ਇਹਦਾ ਅਰਥ ਹੈ ਮੂੰਹ ਜਿਹੜੇ ਬੰਦੇ ਗੁਰੂ ਦਾ ਬਚਨ ਮੰਨਦੇ ਐ ਉਹ ਚੋਟਾਂ ਤੋਂ ਬਚ ਜਾਣਗੇ ਉਹਨਾਂ ਨੂੰ ਚੋਟਾਂ ਨਹੀਂ ਖਾਣੀਆਂ ਪੈਣਗੀਆਂ ਤੇ ਜਿਹੜੇ ਬੰਦਿਆਂ ਨੇ ਭਾਈ ਮਨਮਰਜੀ ਕਰਨੀ ਹੈ ਗੁਰੂ ਦਾ ਬਚਨ ਸਾਹਮਣੇ ਵੀ ਆ ਜੇ ਤੇ ਨਹੀਂ ਮੰਨਣੀ ਚਾਹੁੰਦੇ ਫਿਰ ਭਾਈ ਕਹਿੰਦੇ ਉਹ ਤੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾ ਖਾ ਛੋਟਾ ਖਾ ਉਹ ਤੇ ਖਾਣਗੇ ਛੋਟਾ ਉਹ ਤੇ ਧੱਕੇ ਖਾਣਗੇ ਧੱਕੇ ਉਹ ਤੇ ਆਪਣੀ ਜ਼ਿੰਦਗੀ ਵਿੱਚ ਭਾਈ ਚੋਟਾਂ ਹੀ ਚੋਟਾਂ ਖਾਣਗੇ ਜਿਨ੍ਹਾਂ ਨੇ ਬਚਨ ਮੰਨਣਾ ਕੋਈ ਜਿਨ੍ਹਾਂ ਨੇ ਮੰਨਣਾ ਹੈ ਉਹਨਾਂ ਨੂੰ ਚੋਟ ਕੋਈ ਨਹੀਂ ਲੱਗਣੀ ਸਾਰੀ ਜ਼ਿੰਦਗੀ ਚੜ੍ਹਦੀ ਕਲਾ 'ਚ ਰਹਿਣਗੇ ਤੇ ਜਿਨ੍ਹਾਂ ਨੇ ਨਹੀਂ ਮੰਨਣੀ ਉਹਨਾਂ ਨੂੰ ਤੇ ਫਿਰ ਚੋਟਾਂ ਖਾਣੀਆਂ ਪੈਣਗੀਆਂ ਬਾਕੀ ਟੀਕੇ ਦਾ ਦਰਦ ਜੇ ਬੰਦਾ ਚੱਲ ਲਵੇ ਟੀਕਾ ਲਵਾ ਲਵੇ ਕੋਈ ਗੱਲ ਨਹੀਂ ਕਈ ਵਾਰੀ ਕੌੜੀਆਂ ਗੋਲੀਆਂ ਕੌੜੀਆਂ ਕਸੈਲੀਆਂ ਖਾਣੀਆਂ ਪੈਂਦੀਆਂ ਨਾ ਜੀ ਦਵਾਈਆਂ ਖਾਣੀਆਂ ਪੈਂਦੀਆਂ ਟੀਕਾ ਲਵਾਉਣਾ ਪੈ ਜਾਂਦਾ ਹੈ ਤੇ ਜੇ ਟੀਕੇ ਦਾ ਦਰਦ ਨਹੀਂ ਚੱਲ ਸਕਦਾ ਫਿਰ ਕੋਈ ਗੱਲ ਨਹੀਂ ਫਿਰ ਬਿਮਾਰੀ ਨਾਲ ਮਰ ਜਾਏਗਾ ਆਖੋ ਸਤਨਾਮ ਵਾਹ ਜੇ ਕੁਰਬਾਨੀ ਦੇ ਸੱਚੇ ਦੇ ਸੱਚ ਦੇ ਟੀਕਾ ਤੂੰ ਨਹੀਂ ਲਵਾਉਣਾ ਚਾਹੁੰਦਾ ਤੇ ਛੱਡ ਪਰੇ ਫਿਰ ਨਾ ਲਵਾ ਫਿਰ ਵਕਾਰਾਂ ਵਿੱਚ ਡੁੱਬ ਕੇ ਮਰ ਜਾਏਗਾ ਜਾਂ ਕਾਮ ਮਾਰ ਦੂ ਜਾਂ ਕ੍ਰੋਧ ਮਾਰ ਦੂ ਜਾਂ ਲੋਭ 'ਚ ਮਰ ਜਾਏਗਾ ਮਰ ਤੇ ਜਾਏਗਾ ਹੀ ਨਾ ਮੰਨ ਜੇ ਨਹੀਂ ਟੀਕਾ ਲਵਾਉਣਾ ਤੇ ਨਾ ਮੰਨ ਫਿਰ ਦੂਜੀ ਤਰ੍ਹਾਂ ਤੇ ਮਰੇਗਾ ਹੀ ਬਿਮਾਰੀ ਖਾ ਜੋ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕੱਟੈ ਜਮ ਕੀ ਫੰਦਾ ਜਮਾਂ ਦੀਆਂ ਫਾਈਆਂ ਕੱਟ ਦੇਣਗੇ ਵੈਦ ਗੁਰੂ ਹੈ ਗਿਆਨ ਦੇ ਟੀਕੇ ਲਾਉਂਦਾ ਗੁਰੂ ਇਹ ਚੋਟਾਂ ਨੂੰ ਸਹਾਰਨ ਦੀ ਹਿੰਮਤ ਰੱਖ ਪਹਿਲਾਂ ਆ ਪੰਕਤੀ ਸੁਣ ਲਓ ਕਬੀਰ ਚੋਟ ਸੁਹੇਲੀ ਸੇਲ ਕੀ ਇਹ ਸੇਲੇ ਸੇਲਾ ਸੇਲਾ ਕਹਿੰਦੇ ਆ ਨੇਜੇ ਨੂੰ ਕਹਿੰਦੇ ਸਤਪੁਰਖਾਂ ਦੇ ਬਚਨ ਨੀਤੀਆਂ ਵਰਗੇ ਤਿੱਖੇ ਹੁੰਦੇ ਐ ਜਦੋਂ ਵੱਜਦੇ ਐ ਨਾ ਕਈ ਵਾਰੀ ਤੇ ਉਤਲਾ ਸਾਹ ਉੱਤੇ ਥੱਲੇ ਵਾਲਾ ਥੱਲੇ ਇਦਾਂ ਹੋ ਜਾਂਦਾ ਵੀ ਆਹ ਕੀ ਕਹਿਤਾ ਯਾਰ ਇਦਾਂ ਹੋ ਜਾਂਦਾ ਕਈ ਵਾਰੀ ਗੁਰਬਾਣੀ ਦੀ ਜਦੋਂ ਚੋਟ ਵੱਜਣੀ ਐ ਜਿਹੜਾ ਬੰਦਾ ਗਲਤੀ ਕਰਦਾ ਹੁੰਦਾ ਵਿੱਚ ਬੈਠਾ ਹੈ ਹੱਥਾਂ ਚੋਂ ਪਸੀਨਾ ਆ ਜਾਂਦਾ ਹੈ ਐ ਕੰਬਣ ਲੱਗ ਜਾਂਦਾ ਅੰਦਰ ਦਿਲ ਐ ਠਾ ਠਾ ਵੱਜਦਾ ਹੈ ਫਿਰ ਐ ਉੱਪਰਲਾ ਸਾ ਉੱਪਰ ਥੱਲੇ ਵਾਲਾ ਥੱਲੇ ਕਬੀਰ ਸਾਹਿਬ ਦਾ ਬਚਨ ਹੈ ਕਹਿੰਦੇ ਜੇ ਚੋਟ ਸਹਾਰੇਗਾ ਨੇਜਿਆਂ ਵਰਗੇ ਬਚਨ ਨੇ ਤਿੱਖੇ ਪਰ ਇਹ ਤਿੱਖੇ ਤੈਨੂੰ ਕੋਈ ਐਵੇਂ ਸੂਈਆਂ ਨਹੀਂ ਚਪਾਉਂਦਾ ਇਹ ਟੀਕੇ ਵਾਲਾ ਦਰਦ ਹੈ ਇਹ ਟੀਕਾ ਹੈ ਪਿੱਛੇ ਦਵਾਈ ਵੀ ਹੈ ਕੱਲੀ ਦਰਦ ਨਾ ਵੇਖ ਇਹ ਦਵਾਈ ਵੀ ਹੈ ਡਾਕਟਰ ਵਾਲਾ ਟੀਕਾ ਹੈ ਨੁਕਸਾਨ ਨਹੀਂ ਕਰਦਾ ਇਹ ਐਵੇਂ ਤੇਰੇ ਸੂਈ ਨਹੀਂ ਲਾਈ ਇਹ ਦਵਾਈ ਹੈ ਤੇਰਾ ਭਲਾ ਕਰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਬੀਰ ਸਾਹਿਬ ਦਾ ਬਚਨ ਪਹਿਲਾਂ ਇਹ ਪੜ ਲਓ ਕਬੀਰ ਚੋਟ ਸਹੇਲੀ ਸੀ कबीर चोटों सुहेली से लगी लागत ले उसा ਕਹਿੰਦੇ ਜਦੋਂ ਲੱਗਦਾ ਹੈ ਨਾ ਫਿਰ ਲਾਗਤ ਲੈ ਉਸ ਹੌਕਾ ਲੈਂਦਾ ਫਿਰ ਉਸਾਸ ਮਤਲਬ ਹੌਕਾ ਕਈ ਵਾਰੀ ਤੇ ਹੌਕਾ ਆ ਜਾਂਦਾ ਯਾਰ ਆ ਕੀ ਜਿਹੜੇ ਹੁਣ ਬੰਦੇ ਨਜਾਇਜ਼ ਸਬੰਧਾਂ 'ਚ ਪੈ ਗਏ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਐ ਕਹਿਣਾ ਗੁਰਬਾਣੀ 'ਚ ਜਦੋਂ ਤੁਸੀਂ ਪੜੋਗੇ ਘਰ 'ਚ ਸਹਿਜ ਪਾਠ ਕਰੋਗੇ ਫਿਰ ਐ ਆ ਜਾਣਾ ਲਿਖਿਆ ਬਈ ਜੈਸਾ ਸੰਗ ਬਿਸੀਰ ਸਿਉ ਹੈ ਰੇ ਬਿਸੀਰ ਕਿਹਨੂੰ ਕਹਿੰਦੇ ਆ ਬਿਸੀਰ ਕਿਹਨੂੰ ਕਹਿੰਦੇ ਆ ਜੀ ਸੱਪ ਨੂੰ ਕਹਿੰਦੇ ਜਿਵੇਂ ਸੱਪ ਦੀ ਯਾਰੀ ਹੈ ਜੈਸਾ ਸੰਗ ਬਿਸੀਰ ਸਿਉ ਹੈ ਰੇ ਤੈਸੋ ਹੀਏ ਪਰਗ੍ਰਹਿ ਪਰ ਗ੍ਰਹਿ ਮਤਲਬ ਨਜਾਇਜ਼ ਸੰਬੰਧ ਕਹਿੰਦੇ ਤੂੰ ਤੈਨੂੰ ਲੱਗਦਾ ਵੀ ਨਜ਼ਾਰਾ ਬੜਾ ਹੁੰਦਾ ਪਰ ਕਹਿੰਦੇ ਸੱਪ ਦੀ ਯਾਰੀ ਹੈ ਸੱਪ ਦੀ ਡੰਗਿਆ ਜਾਏਗਾ ਚੇਤਾ ਰੱਖੀ ਡੰਗਿਆ ਜਾਏਗਾ ਤੇਰੀ ਜ਼ਿੰਦਗੀ ਜ਼ਹਿਰ ਬਣ ਜਾਏਗੀ ਖਤਮ ਹੋ ਜੂ ਤੇਰੀ ਜ਼ਿੰਦਗੀ ਤੈਨੂੰ ਕੀ ਲੱਗਦਾ ਹੈ ਜਿਹੜੇ ਬੰਦੇ ਨਜਾਇਜ਼ ਸਬੰਧ ਉਸਾਰਨ ਵਾਲੇ ਹੁੰਦੇ ਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਜ਼ਿੰਮੇਵਾਰੀ ਉਹ ਨਰਕ ਬਣਾਉਣਗੇ ਆਪਣੀ ਜ਼ਿੰਦਗੀ ਨੂੰ ਨਰਕ ਮੰਗਣਗੇ ਮੌਤ ਆਉਣੀ ਨਹੀਂ ਨਹੀਂ ਮੰਨੀ ਲੈ ਹੁਣ ਇਹੋ ਜੇ ਬਚਨ ਜਦੋਂ ਬਾਣੀ ਚ ਆਉਣੇ ਨੇ ਜਿਹੜਾ ਕਰਦਾ ਹੈ ਕੰਮ ਫਿਰ ਉਤਲਾ ਸਾਹ ਉੱਤੇ ਥੱਲੇ ਵਾਲਾ ਐਦਾਂ ਹੋ ਜਾਣਾ ਵੀ ਆਹ ਕੀ ਯਾਰ ਐਦਾਂ ਵੀ ਹੁੰਦਾ ਪਰ ਹੁੰਦਾ ਗੁਰੂ ਜੀ ਦੇ ਬਚਨਾਂ ਕੇ ਸਤ ਸਤ ਸਤ ਬਚਨ ਜੀ ਗੁਰੂ ਜੀ ਸਤ ਬਚਨ ਸਤ ਬਚਨ ਇਹ ਕਹੀਏ ਸਾਡਾ ਭਲਾ ਹੋ ਜੇ ਸਾਡਾ ਭਾਈ ਭਲਾ ਹੋ ਜੇ ਸਤ ਬਚਨ ਸਤ ਬਚਨ ਕਹੀਏ ਲੋਆ ਪੰਗਤੀ ਜੋ ਸ਼ਰਾਬ ਸ਼ਰਾਬ ਦੇ ਬਾਰੇ ਨਸ਼ੇ ਦੇ ਬਾਰੇ ਗੁਰੂ ਅਮਰਦਾਸ ਜੀ ਕੀ ਕਹਿੰਦੇ ਲੋ ਸੁਣੋ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜੇ ਤੂੰ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮਾਂ ਤੱਕੇ ਖਾਏ ਜੇ ਜਿਤ ਪੀਤੇ ਖਸਮ ਵਿਸੂਰੇ दरगह मिले ਸਜਾਏ ਝੂਠਾ ਮਦਬੂਲ ਨਾ पिचई ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ ਨਾਨਕ ਨਦਰੀ ਸੱਚ ਮਦ ਪਾਈਏ ਸੱਚ ਦਾ ਨਸ਼ਾ ਕਹਿੰਦੇ ਉਹਦੀ ਮਿਹਰ ਨਾਲ ਪ੍ਰਾਪਤ ਹੁੰਦਾ ਕਿਸੇ ਕਿਸੇ ਦੀ ਹਰੇਕ ਨਾਨਕ ਨਦਰੀ ਪੜੋ ਨਾਨਕ ਨਦਰੀ ਸੱਚ ਮਦ ਪਾਏ ਸਤ ਗੁਰ ਮਿਲੇ ਜਿਸ ਆਏ ਕਹਿੰਦੇ ਜਿੰਨੂੰ ਸੱਚਾ ਗਿਆਨ ਹੋ ਗਿਆ ਨਸ਼ਾ ਉਹਨੂੰ ਵੀ ਚੜਦਾ ਹੈ ਗਿਆਨਵਾਨ ਗੁਰੂ ਦੇ ਅਕਲ ਲੈਣ ਵਾਲਾ ਵੀ ਨਸ਼ੇ ਚ ਹੁੰਦਾ ਪਰ ਉਹ ਨਸ਼ਾ ਸ਼ੁੱਧ ਹੈ ਉਹ ਸਹੀ ਨਸ਼ਾ ਹੈ ਇੱਕ ਨਸ਼ਾ ਬਰਬਾਦ ਕਰਦਾ ਇੱਕ ਤੈਨੂੰ ਆਬਾਦ ਕਰਦਾ ਹੈ ਇੱਕ ਬੇੜਾ ਗਰਕ ਕਰਦਾ ਇੱਕ ਬੇੜਾ ਤਾਰਦਾ ਹੈ ਇਹ ਸੱਚ ਦਾ ਨਸ਼ਾ ਕਹਿੰਦੇ ਜਿਹਦੇ ਤੇ ਸਤਿਗੁਰੂ ਕਿਰਪਾ ਕਰ ਦੇਣ ਦਿਆਲ ਹੋ ਜਾਣ ਕਹਿੰਦੇ ਉਹਨੂੰ ਫਿਰ ਨਸ਼ਾ ਚੜ ਜਾਂਦਾ ਹੈ ਉਹ ਵੀ ਨਸ਼ੇ 'ਚ ਰਹਿੰਦਾ ਹੈ ਤਾਰੂ ਸਿੰਘ ਨੂੰ ਵੀ ਨਸ਼ਾ ਸੀ ਜੀ ਸੱਚ ਦਾ ਕਿਹਦਾ ਜੀ ਕਰਦਾ ਖੋਪਰ ਲਵਾਉਣ ਨੂੰ ਜਿਹੜੇ ਬੰਦੇ ਨਸ਼ਾ ਜਿਹਨੂੰ ਪੱਕਾ ਹੋ ਗਿਆ ਜਿਹੜਾ ਉਹ ਬਰਬਾਦ ਕਰ ਦਿੰਦੇ ਨੇ ਘਰ ਆਪਣਾ ਨਸ਼ੇ ਪਿੱਛੇ ਨਸ਼ੇ ਪਿੱਛੇ ਆਪਣਾ ਘਰ ਬਰਬਾਦ ਕਰ ਦਿੰਦੇ ਆ ਭਾਈ ਤੇ ਜਦੋਂ ਇਸ ਸੱਚ ਦਾ ਪਤਾ ਲੱਗਦਾ ਹੈ ਇਹ ਨਸ਼ਾ ਚੜਦਾ ਹੈ ਫਿਰ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪਰ ਲਵਾ ਲੇ ਭਾਈ ਮਨੀ ਸਿੰਘ ਜੀ ਵਰਗਿਆਂ ਨੇ ਆਪਣੇ ਬੰਦ-ਬੰਦ ਕਟਾ ਲੇ ਚਰਖੜੀਆਂ ਤੇ ਚੜ ਕੇ ਦੇਗਾਂ 'ਚ ਕੱਢ ਗਏ ਪਰ ਜਦੋਂ ਗੁਰਬਾਣੀ ਦਾ ਗਿਆਨ ਮਿਲਿਆ ਸੱਚ ਦੀ ਸਮਝ ਆਈ ਤੇ ਇਹ ਸਾਨੂੰ ਤਾਸ਼ਾਂ ਖੇਡ ਕੇ ਨਹੀਂ ਮਿਲ ਜਾਣਾ ਭਾਈ ਘਰਾਂ 'ਚ ਬਹਿ ਕੇ ਗੱਪਾਂ ਮਾਰ ਕੇ ਨਹੀਂ ਆ ਹੁਣ ਆ ਬਚਨ ਹੈ ਜਿਹੜਾ ਗੁਰੂ ਅਮਰਦਾਸ ਜੀ ਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆਪਾਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਗੁਰੂ ਜੀ ਕਹਿੰਦੇ ਆ ਭਾਈ ਬੰਦਾ ਕਮਲ ਮਾਰਨ ਲੱਗ ਜਾਂਦਾ ਜਦੋਂ ਸ਼ਰਾਬ ਪੀਂਦਾ ਹੈ ਇਹ ਮਰਜ਼ੀ ਭਾਵੇਂ ਪੀਵੀ ਨਾ ਸਾਨੂੰ ਬਹੁਤਿਆਂ ਨੂੰ ਨਹੀਂ ਪਤਾ ਪਤਾ ਸਵਾਲ ਲੱਗਣਾ ਜਿਵੇਂ ਭਾਈ ਸਾਹਿਬ ਕਹਿੰਦੇ ਸੀ ਕਿ ਖੋਜ ਤੇ ਧਾਗਿਆਂ ਦੀ ਕੀਤੀ ਹੈ ਵੀ ਧਾਗੇ ਦੇਣ ਵਾਲਾ ਬਾਬਾ ਕਿੱਥੇ ਹੈ ਸਾਰਿਆਂ ਦਾ ਪਤਾ ਵੀ ਇੱਕ ਉੱਥੇ ਹੈ ਇੱਕ ਉਹ ਸਿਆਣਾ ਫਲਾਣੇ ਪਿੰਡ 'ਚ ਹੈ ਇੱਕ ਸਿਆਣਾ ਫਲਾਣੇ ਪਿੰਡ 'ਚ ਪਤਾ ਨਹੀਂ ਕਿੰਨੇ ਕ ਸਿਆਣੇ ਓਏ ਸਿਆਣੇ ਪਤਾ ਹੈ ਕਿਉਂ ਹੈ ਕਿਉਂਕਿ ਦੂਜਿਆਂ ਨੂੰ ਬੁੱਧੂ ਬਣਾ ਲੈਂਦੇ ਆ ਫਿਰ ਆਪੇ ਹੀ ਸਿਆਣੇ ਜਿਹੜਾ ਦੂਜਿਆਂ ਨੂੰ ਬੁੱਧੂ ਬਣਾ ਜੇ ਆਪੇ ਹੀ ਸਿਆਣਾ ਹੈ ਕਿਹੜੇ ਸਿਆਣੇ ਗੱਲਾਂ ਮਾਰਦੇ ਆ ਹੈ ਕਿਸੇ 'ਚ ਹਿੰਮਤ ਵੀ ਇੱਥੇ ਸਟੇਜ ਤੇ ਬਹਿ ਕੇ ਗੱਲ ਕਰ ਸਕਦਾ ਵੀ ਮੈਨੂੰ ਪਤਾ ਹੈ ਕੀ ਹੋਣਾ ਹੈ ਕਿਹੜੇ ਸਿਆਣੇ ਦੀਆਂ ਗੱਲਾਂ ਕਰਦੇ ਹੋ ਤੁਸੀਂ ਕੋਈ ਸਿਆਣਾ ਇਦਾਂ ਦਾ ਨਹੀਂ ਜਿਹੜਾ ਤੁਹਾਨੂੰ ਦੱਸ ਸਕੇ ਵੀ ਕੀ ਹੋਣਾ ਹੈ ਕੱਲ ਨੂੰ ਕੀ ਹੋਣਾ ਨਾ ਜੀ ਨਾ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਹੈ ਨਾਨਕ ਹੁਕਮ ਨਾ ਜਾਪੇ ਉਹਦੇ ਰੰਗਾਂ ਦਾ ਕੋਈ ਪਤਾ ਨਹੀਂ ਕਿਹੜਾ ਜਾਣ ਸਕਦਾ ਹੈ ਜੀ ਪਰਮਾਤਮਾ ਨੇ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਬੋਲਿਓ ਜੀ ਗੁਰੂ ਜੀ ਕਹਿੰਦੇ ਆ ਗੁਰੂ ਅਰਜਨ ਸਾਹਿਬ ਜੀ ਤਿਸ ਕਾ ਮੰਤਰ ਨਾ ਜਾਣੈ ਹੋਰ ਕਹਿੰਦੇ ਰੱਬ ਨੇ ਕਿਵੇਂ ਬਣਾਈ ਹੈ ਕਿਵੇਂ ਖਤਮ ਕਰਨੀ ਹੈ ਕਿਵੇਂ ਬੰਦਾ ਆਇਆ ਕਿਵੇਂ ਗਿਆ ਕਿੱਧਰ ਨੂੰ ਜਾਊ ਕਹਿੰਦੇ ਰੱਬ ਤੋਂ ਬਿਨਾ ਦੂਜਾ ਜਾਣਦਾ ਹੀ ਕੋਈ ਨਹੀਂ ਇੱਥੇ ਦਾਵਾ ਕਰਦੇ ਆ ਵੀ ਅਸੀਂ ਜਾਣਦੇ ਆ ਇੱਥੇ ਲੋਕ ਦਾਵਾ ਕਰ ਰਹੇ ਆ ਵੀ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੋਂ ਬਿਨਾ ਕੋਈ ਨਹੀਂ ਜਾਣਦਾ ਕਦੋਂ ਕਿੰਨੇ ਮਰਨਾ ਹੈ ਕਿਹਦੇ ਨਾਲ ਕੀ ਬੰਨੀ ਹੈ ਪਰਮਾਤਮਾ ਤੋਂ ਬਿਨਾ ਦੂਜਾ ਕੋਈ ਨਹੀਂ ਜਾਣਦਾ ਇੱਥੇ ਬੜੇ ਜਾਣਦੇ ਕਿਸੇ ਵਿੱਚ ਪੀਰ ਆਉਂਦੇ ਆ ਕਿਸੇ ਵਿੱਚ ਕੋਈ ਬਾਬਾ ਆਉਂਦਾ ਕਿਸੇ 'ਚ ਸ਼ਹੀਦ ਆਉਂਦੇ ਆ ਇੱਥੇ ਬੜੇ ਆ ਜੀ ਮਾੜਾ ਜਿਹਾ ਸਿਰ ਜਿਹਾ ਘੁਮਾ ਕੇ ਉਹਦੀ ਦੱਸਣ ਲੱਗ ਜਾਂਦੇ ਆ ਜਾ ਤੈਨੂੰ ਦਸੀਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੋਂ ਬਿਨਾ ਕੋਈ ਨਹੀਂ ਜਾਣਦਾ ਕਿਉਂ ਵਹਿਮਾਂ 'ਚ ਪਏ ਹੋ ਭਾਈ ਕਿਉਂ ਭਰਮਾਂ 'ਚ ਪਏ ਹੋ ਤਾਂ ਕਰਕੇ ਜਦੋਂ ਗੁਰਬਾਣੀ ਦਾ ਗਿਆਨ ਆਪਾਂ ਲੈਣਾ ਸ਼ੁਰੂ ਕਰਾਂਗੇ ਫਿਰ ਕਬੀਰ ਸਾਹਿਬ ਜੀ ਦਾ ਬਚਨ ਹੈ ਲੋ ਇਹ ਸ਼ਬਦ ਵਿਚਾਰ ਥੋੜੀ ਜੀ ਕਰਦੇ ਆ ਦੇਖੋ ਭਾਈ ਗਿਆਨ ਕੀ ਆਈ ਆਂਦੀ ਜਦੋਂ ਗਿਆਨ ਦੀ ਹਨੇਰੀ ਆਉਣੀ ਹੈ ਨਾ ਹਨੇਰੀ ਆਉਣੀ ਹੈ ਹਨੇਰੀ ਤੇਰੀ ਜ਼ਿੰਦਗੀ 'ਚ ਇੱਕ ਵਾਰੀ ਉਥਲ ਫੁੱਥਲ ਮੱਚ ਜੂ ਪੂਰੀ ਤਰ੍ਹਾਂ ਹਨੇਰੀ ਇੱਕ ਵਾਰੀ ਤੇ ਹਲਾ ਦਿੰਦੀ ਹੈ ਸਾਰਾ ਕੁਝ ਜਦੋਂ ਅੱਜ ਅੱਜ ਅੱਜ ਜੇ ਤੁਸੀਂ ਸੱਚ ਸਮਝੋ ਇਹ ਸੱਚ ਇਹ ਹੈ ਵੀ ਅੱਜ ਪੰਜਾਬ ਦੇ ਵਿੱਚ ਹਨੇਰੀ ਉੱਠ ਰਹੀ ਹੈ ਗਿਆਨ ਦੀ ਥੋੜਾ ਥੋੜਾ ਸਮਝ ਵਧਣ ਲੱਗੀ ਅੱਗੇ ਨਾਲੋਂ ਤਾਂ ਹੀ ਉਥਲ ਪੁਥਲ ਮੱਚੀ ਪਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਜੇ ਤੇ ਸ਼ੁਰੂ ਹੀ ਹੋਈ ਹੈ ਅਜੇ ਗਿਆਨ ਦੀ ਹਨੇਰੀ ਥੋੜੀ ਜੀ ਸ਼ੁਰੂ ਹੋਈ ਹੈ ਜੀ ਅਜੇ ਚੱਲਿਆ ਹੀ ਹੈ ਕੰਮ ਹਜੇ ਤੇ ਮਾੜੇ ਮਾੜੇ ਪੱਤੇ ਜੇ ਹਿੱਲਣ ਲੱਗੇ ਆ ਅਜੇ ਸਪੀਡ ਵਧੇਗੀ ਜਿਵੇਂ ਜਿਵੇਂ ਗਿਆਨ ਵੱਧ ਜਾਣਾ ਕੱਲੇ ਕੱਲੇ ਬੰਦੇ ਨੇ ਪ੍ਰਚਾਰਕ ਬਣ ਜਾਣਾ ਆਉਣ ਵਾਲੇ 2-4 ਸਾਲਾਂ ਸ੍ਰੀ ਕਾਲ ਕੱਲੇ ਕੱਲੇ ਬੰਦੇ ਨੇ ਪ੍ਰਚਾਰਕ ਬਣ ਜਾਣਾ ਸਮਝ ਸਮਝ ਕੇ ਸੌਖੀ ਭਾਸ਼ਾ ਸੌਖਾ ਢੰਗ ਸੌਖਾ ਤਰੀਕਾ ਕੱਲੀ ਕੱਲੀ ਗੱਲ ਦਿਮਾਗ 'ਚ ਵੜੇ ਇਹ ਤੇ ਆ ਸੋਸ਼ਲ ਮੀਡੀਆ ਆ ਗਿਆ ਅੱਗੇ ਕਦੇ ਦੀਵਾਨ ਲੱਗਣੇ ਸਾਡੇ ਨਾ ਦੀਵਾਨ ਸੀਤਰਲੇ ਪਾਸੇ ਮੋਗੇ ਦੇ ਸਾਈਡ ਥੋੜਾ ਚਿਰ ਪਹਿਲਾਂ ਹੋ ਗਿਆ ਮਹੀਨਾ ਡੇਢ ਮਹੀਨਾ ਹੋ ਗਿਆ ਮਹੀਨਾ ਕੋ ਹੋ ਗਿਆ ਉੱਥੇ ਇੱਕ ਨੇੜੇ ਬਾਬਾ ਸੀ ਜਦੋਂ ਉਹਨੂੰ ਪਤਾ ਲੱਗਿਆ ਨਾ ਦੀਵਾਨ ਉਹ ਇਲਾਕੇ ਦੀ ਜਿੰਨੀ ਕੋਦੀ ਸੰਗਤ ਸੀ ਏਰੀਏ ਦੇ ਬੰਦੇ ਸਾਰਿਆਂ ਨੂੰ ਪੰਜ ਸੱਤ ਬੱਸਾਂ ਭਰ ਕੇ ਨਾ ਤਿੰਨੇ ਦਿਨ ਯਾਤਰਾ ਲੈ ਗਿਆ ਕਹਿੰਦੇ ਚਲੋ ਤੁਹਾਨੂੰ ਯਾਤਰਾ ਕਰਾ ਕੇ ਲਿਆਈਏ ਉਹਨਾਂ ਨੂੰ ਪਤਾ ਸੀ ਵੀ ਇਹ ਦੀਵਾਨਾਂ 'ਚ ਜਾਣਗੇ ਤੇ ਮੈਂ ਮੈਂ ਮਨ 'ਚ ਸੋਚਦਾ ਸੀ ਮੈਂ ਕਿਹਾ ਕਿੰਨਾ ਕੁ ਤੁਸੀਂ ਲਈ ਫਿਰੋਗੇ ਇਹਨਾਂ ਨੂੰ ਅੱਜ ਕੱਲ ਤੇ ਫੋਨ ਆ ਗਿਆ ਘਰ 'ਚ ਉਹਨੇ ਪਹੁੰਚ ਜਾਣਾ ਹੁਣ ਉਹ ਤਾਂ ਹੀ ਤੇ ਫਿਰ ਉਹ ਰੌਲਾ ਪਾਉਂਦੇ ਆ ਨਿੰਦਕ ਨੇ ਇਹਨਾਂ ਨੂੰ ਸੁਣਿਆ ਨਾ ਕਰੋ ਇਹ ਪ੍ਰਚਾਰ ਗਲਤ ਕਰਦੇ ਤਾਂ ਹੀ ਕਹਿੰਦੇ ਸੁਣਿਓ ਨਾ ਉਹਨਾਂ ਨੂੰ ਪਤਾ ਵੀ ਜੇ ਸੁਣਨ ਲੱਗ ਗਏ ਇਹਨਾਂ ਦੀ ਅੱਖਾਂ ਖੁੱਲ ਜਾਣੀਆਂ ਸਾਡੇ ਕੋਲ ਕਿੰਨੇ ਆਉਣਾ ਸੱਚ ਕਹਿ ਰਿਹਾ ਟਿਕ ਕੇ ਸੁਣੋ ਸਮਝੋ ਗਲਤੀ ਕੱਢੋ ਜੇ ਤੁਹਾਨੂੰ ਲੱਗਦਾ ਵੀ ਜੇ ਕੋਈ ਗੱਲ ਗਲਤ ਬੋਲਦੇ ਆ ਤੁਸੀਂ ਸਾਰੇ ਸਾਰੇ ਦੀਵਾਨ ਸੁਣੋ ਪੂਰਾ ਵਿੱਚ ਵਿਚਾਲੇ ਕੱਟ ਕੇ ਨਹੀਂ ਕੱਟ ਕੱਟ ਕੇ ਨਹੀਂ ਪੂਰਾ ਸੁਣੋ ਸਾਰੇ ਦੇ ਸਾਰੇ ਦੀਵਾਨ ਸੁਣ ਕੇ ਐਤਵਾਰ ਮੈਨੂੰ ਜੇ ਇੱਥੇ ਨਹੀਂ ਮਿਲਿਆ ਜਾਂਦਾ ਰਸ਼ ਹੈ ਭੀੜ ਹੈ ਨਹੀਂ ਮਿਲਿਆ ਜਾਂਦਾ ਧੱਕਾ ਹੋ ਜਾਂਦਾ ਹੈ ਨਹੀਂ ਟਾਈਮ ਮਿਲਦਾ ਮੈਂ ਉੱਥੇ ਐਤਵਾਰ ਹਰੇਕ ਐਤਵਾਰ ਹੀ ਹੁੰਦਾ ਮੈਨੂੰ ਖੜੇ ਨੂੰ ਦੱਸੋ ਆ ਕੇ ਵੀ ਆ ਗਲਤ ਮੇਰੇ ਨਾਲ ਗੱਲ ਕਰੋ ਵੀ ਆ ਗੱਲ ਗਲਤ ਸੁਣਾਈ ਹੈ ਦੱਸੋ ਵੀ ਆਹ ਗਲਤ ਹੈ ਉਸੇ ਵੇਲੇ ਮੰਨਾਂਗਾ ਜੇ ਗਲਤ ਹੋਈ ਪਰ ਜੇ ਗੁਰਬਾਣੀ ਮੁਤਾਬਕ ਠੀਕ ਹੈ ਫਿਰ ਤੂੰ ਮੰਨ ਲੈ ਆਖੋ ਸਤਨਾਮ ਜੇ ਗੁਰਬਾਣੀ ਮੁਤਾਬਕ ਠੀਕ ਹੈ ਫਿਰ ਤੂੰ ਮੰਨ ਲੈ ਤੇ ਉਹ ਮੈਨੂੰ ਦੱਸਣ ਕਹਿੰਦੇ ਜੀ ਬਾਬਾ ਜੀ ਪੰਜ ਚਾਰ ਬੱਸਾਂ ਭਰ ਕੇ ਲੈ ਗਏ ਸਾਰਿਆਂ ਨੂੰ ਇਕੱਠੇ ਕਰਕੇ ਮੈਂ ਕਿਹਾ ਕੋਈ ਨਹੀਂ ਇਹ ਤੇ ਫਿਰ ਪਹੁੰਚ ਹੀ ਜਾਣਾ ਪਿਓਾਂ ਨੂੰ ਬਚਾ ਲਓਗੇ ਇਹਨਾਂ ਦੇ ਬੱਚਿਆਂ ਤੱਕ ਪਹੁੰਚ ਜੂ ਜੇ ਬੱਚਿਆਂ ਨੂੰ ਬਚਾ ਲਓਗੇ ਪੋਤਿਆਂ ਤੱਕ ਪਹੁੰਚ ਜੂ ਗੁਰਬਾਣੀ ਦਾ ਗਿਆਨ ਹੁਣ ਤੇ ਹਰੇਕ ਦੇ ਘਰ ਘਰ ਜਾਣਾ ਹੀ ਜਾਣਾ ਹਰੇਕ ਦੇ ਕੰਨਾਂ ਤੱਕ ਪਹੁੰਚੂ ਇਹ ਤੇ ਸ਼ੁਕਰ ਕਰੋ ਮਾਲਕ ਦਾ ਆ ਆ ਆ ਮੋਬਾਈਲ ਕੱਢ ਤੇ ਸੈਸਦਾਨਾਂ ਨੇ ਵਰਤਦੇ ਹੀ ਆਪਾਂ ਸਾਰੇ ਕਿੰਨੇ ਬਣਾਇਆ ਪਤਾ ਨਹੀਂ ਨਾਮ ਹੀ ਨਹੀਂ ਜਾਣਦੇ ਆਪਾਂ ਤੇ ਕਿੰਨੀਆਂ ਖੋਜਾਂ ਕੀਤੀਆਂ ਸਾਡੇ ਵਾਲਿਆਂ ਨੇ ਧਾਗਿਆਂ ਦੀਆਂ ਖੋਜਾਂ ਕੀਤੀਆਂ ਨੇ ਬਸ ਆ ਇੱਥੋਂ ਆ ਲਿਓ ਉੱਥੋਂ ਆ ਲਿਓ ਨੇ ਬਸ ਇਦਾਂ ਹੀ ਤੋਰੀ ਫਿਰਦਾ ਇੱਥੇ ਮੈਂ ਦੁੱਧ ਚੜਾ ਦੋ ਭਾਈ ਉੱਥੇ ਦੁੱਧ ਚੜਾ ਦੋ ਭਾਈ ਉੱਥੇ ਫੇਰ ਮੱਝਾਂ ਦੁੱਧ ਦੇਣਗੀਆਂ ਲੈ ਇਦਾਂ ਕਰ ਅੱਜ ਹੀ ਗੱਲ ਕਰਦੇ ਸੀ ਆ ਬੈਠੇ ਸੀ ਕਹਿੰਦੇ ਖੂਨ ਆਉਣ ਲੱਗ ਜੂ ਭਾਈ ਜੇ ਨਾ ਦੁੱਧ ਚੜਾਇਆ ਲੈ ਸਾਡੇ ਤੇ ਮੱਝਾਂ ਚੋਂ ਖੂਨ ਆਉਣ ਲੱਗ ਜੂ ਤੇ ਮੈਂ ਮੈਂ ਆ ਪਿੱਛੇ ਰਸੂਲਪੁਰ ਦੀਵਾਨ 'ਚ ਵੀ ਬੇਨਤੀ ਕੀਤੀ ਸੀ ਅਮਰੀਕਾ ਕੈਨੇਡਾ ਵਿੱਚ ਜੇ ਕਿਤੇ ਤੁਹਾਡੇ ਚੋਂ ਮੇਰੇ ਵੀਰ ਆਸਟ੍ਰੇਲੀਆ ਉਹਨਾਂ ਵਾਲੇ ਸਮੇਂ 'ਚ ਜਾਓਗੇ ਸਾਲੇ ਸਾਰੇ ਹੌਲੀ ਹੌਲੀ ਆਪਾਂ ਤੁਰਦੇ ਹੀ ਲੱਗਣਾ ਹੈ ਤੁਰ ਜਾਣਾ ਹੌਲੀ ਹੌਲੀ ਬੱਚੇ ਪੜਨ ਪੜਨ ਜਾਣਗੇ ਹੌਲੀ ਹੌਲੀ ਖੁੱਲ ਜਾਣੇ ਨੇ ਰਾਹ ਆਪੇ ਤੇ ਤੁਸੀਂ ਵੇਖੋ ਜਿਹੜੇ ਭੈਣ ਭਰਾ ਗਏ ਆ ਨੈੱਟ ਤੇ ਭਰ ਕੇ ਵੇਖ ਲਓ ਗਾਵਾਂ ਤੁਰ ਨਹੀਂ ਸਕਦੀਆਂ ਇੰਨਾ ਦੁੱਧ ਹੈ ਉਹਨਾਂ ਦੇ ਥੱਲੇ 60 60 ਲੀਟਰ ਦੁੱਧ ਦੇਣ ਵਾਲੀਆਂ ਗਾਵਾਂ ਨੇ 60-60 ਲੀਟਰ ਬੰਦਾ ਨਹੀਂ ਚੋ ਸਕਦਾ ਮਸ਼ੀਨਾਂ ਨਾਲ ਹੀ ਧਾਰਾਂ ਕੱਢਦੇ ਐ ਤੇ ਸਾਡੇ ਵਾਲਿਆਂ ਨੇ ਉਹਨਾਂ ਨੂੰ ਕਿਸੇ ਬਾਬੇ ਦਾ ਨਹੀਂ ਪਤਾ ਨਾ ਕਿਸੇ ਕਬਰ ਤੇ ਚੜਾਉਣ ਨਾ ਪੀਰ ਤੇ ਚੜਾਉਣ ਕਿਤੇ ਪਤਾ ਹੀ ਨਹੀਂ ਕਿਤੇ ਚੜਾਉਂਦੇ ਨਹੀਂ ਤੇ ਆਪਣੇ ਵਾਲਿਆ ਕਿਲੋ ਦੁੱਧ ਦੇਣਾ ਹੁੰਦਾ ਤੇ ਚਾਰ ਜਣੇ ਉਹਨੂੰ ਫੜ ਕੇ ਖੜੇ ਹੁੰਦੇ ਆ ਕੋਈ ਲੱਤ ਫੜੀ ਹੁੰਦੀ ਕਿਸੇ ਨੇ ਪੂਛ ਫੜੀ ਹੁੰਦੀ ਕਿੰਨਾ ਕੁਝ ਕਰਦੇ ਆਪਾਂ ਤੇ ਫਿਰ ਪਾਈਆ ਦੁੱਧ ਦਿੰਦੀ ਹੈ ਉਹ ਵੀ ਗੋਹਾ ਪੈ ਜਾਂਦਾ ਵਿੱਚ ਲੈ ਕਰ ਲੋ ਸੇਵਾ ਕਰ ਲੋ ਪੀਰਾਂ ਦੀ ਤੁਸੀਂ ਖੱਟਿਆ ਕੀ ਹੈ ਦੱਸ ਦੋ ਅਮਰੀਕਾ ਕੈਨੇਡਾ ਵਾਲੇ ਜੇ ਆ ਜਾਣ ਸਾਡੇ ਵੱਲ ਵੇਖ ਵੇਖ ਕੇ ਬੌਲੇ ਹੋ ਜਾਣਗੇ ਆ ਸੱਸ ਕੇ ਵੀ ਐਡੇ ਕਮਲੇ ਯਾਰ ਐਡੇ ਕਮਲੇ ਸਾਨੂੰ ਤੇ ਪਤਾ ਹੀ ਨਹੀਂ ਕਿਸੇ ਕਬਰ ਦਾ ਨਾ ਪੀਰ ਦਾ ਨਾ ਸਮਾਧ ਦਾ ਨਾ ਲੈਣ ਨਾ ਦੇਣ ਸਾਡੇ 60 60 ਲੀਟਰ ਦੁੱਧ ਦਿੰਦੀਆਂ ਗਾਵਾਂ ਇਹ ਇਹ ਵੱਡੇ ਧਰਮੀ ਬਣੇ ਫਿਰਦੇ ਆ ਹੱਸਣਗੇ ਸਾਡੇ ਨਹੀਂ ਵੇਖ ਕੇ ਉਹ ਕਮਲਿਓ ਐ ਕਹਿਣਗੇ ਸਾਨੂੰ ਉਹ ਕਮਲਿਓ ਜਿੰਨਾ ਤੁਸੀਂ ਐ ਤੁਰੇ ਫਿਰਦੇ ਹੋ ਨਾ ਲੈ ਕੇ ਖੀਰਾਂ ਤੇ ਦੁੱਧ ਕਬਰਾਂ ਬੜੀਆਂ ਤੇ ਆਪ ਹੀ ਬਣਾ ਕੇ ਜਗ੍ਹਾ ਜੀ ਆਪ ਹੀ ਮੰਨੀ ਜਾਂਦੇ ਹੋ ਉਹਨਾਂ ਨੇ ਸਾਨੂੰ ਪਤਾ ਕੀ ਕਹਿਣਾ ਹੈ ਉਹਨਾਂ ਨੇ ਕਹਿਣਾ ਇੰਨਾ ਸਿਰ ਖੁਰਕ ਲਿਆ ਕਰੋ ਖੋਜਾਂ ਕਰੋ ਦਿਮਾਗ ਵਰਤਿਆ ਕਰੋ ਵੀ ਇਹਨਾਂ ਦਾ ਦੁੱਧ ਵਧੇ ਕਿਵੇਂ ਉਹ ਸਾਨੂੰ ਐ ਕਹਿਣਗੇ ਵੀ ਜਿੰਨਾ ਟਾਈਮ ਇਹਨਾਂ ਕੰਮਾਂ ਤੇ ਲਾਉਨੇ ਹੋ ਉਹਨਾਂ ਦਿਮਾਗ ਵਰਤਣ ਤੇ ਲਾਇਆ ਕਰੋ ਨਵੀਂ ਖੋਜ ਕਰੋ ਕੋਈ ਨਵੀਂ ਟੈਕਨੋਲੋਜੀ ਲੈ ਕੇ ਆਓ ਆਹੀ ਖਾਡਾ ਗੱਡੀਆਂ ਨੇ ਤੁਸੀਂ ਇੱਥੇ ਕਿ ਤੱਕ ਹੀ ਪਹੁੰਚੇ ਹੋ ਸਾਡੇ ਵਾਲਿਆਂ ਦੇ ਤਾਂ ਬਸ ਇੱਥੇ ਕਿ ਤੱਕ ਆਪਣੀ ਇੰਨੀ ਕੁ ਖੋਜ ਹੋਈ ਹੈ ਸਾਡੀ ਮਜੇ ਉੱਥੇ ਦੁੱਧ ਨਾ ਚੜਾਇਆ ਸਾਡੀ ਮੱਝ ਨੇ ਦੁੱਧ ਨਹੀਂ ਦੇਣਾ ਸਾਡੇ ਐ ਨਹੀਂ ਹੋਣਾ ਕਿਉਂ ਡਰ ਭਾਲੇ ਉਹ ਭੈਣੋ ਤੁਸੀਂ ਕਿਉਂ ਡਰ ਗਈਆਂ ਇੰਨਾ ਕਿਉਂ ਡਰ ਕਿੰਨੇ ਡਰਾਇਆ ਤੁਹਾਨੂੰ ਤੁਸੀਂ ਕਿਉਂ ਡਰਦੀਆਂ ਇਹਨਾਂ ਗੱਲਾਂ ਤੋਂ ਸਾਡੇ ਵਾਲੇ ਕਾਲੇ ਲਾਲਾ ਟਿੱਕੇ ਵੀ ਕਿਤੇ ਇਹ ਐ ਨਾ ਉਹ ਗੋਰੇ ਬਾਹਰ ਲੈ ਕੋਈ ਟਿੱਕਾ ਲਾਂਦਾ ਉੱਥੇ ਪਤਾ ਹੀ ਨਹੀਂ ਕਿਸੇ ਨੂੰ ਟਿੱਕੇ ਟੁੱਕੇ ਲਾਣ ਦਾ ਜੇ ਕੋਈ ਨਜ਼ਰ ਵੀ ਲੱਗਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਜੀ ਨਜ਼ਰ ਦਾ ਆਪਣੇ ਵਾਲੇ ਵੇਖ ਲਓ ਫਿਰ ਲਾ ਲਾ ਬਚਪਨ ਤੋਂ ਹੀ ਇੱਥੇ ਲਾ ਟਿੱਕਾ ਨਜ਼ਰ ਨਾ ਲੱਗ ਜੇ ਫਿਰ ਫਿਰ ਆਪਾਂ ਕਾਲੇ ਪੀਲੇ ਜੇ ਹੋ ਜਾਂਦੇ ਵੱਡੇ ਹੋ ਕੇ ਖਾਲ ਸਾਡਾ ਫੇਰ ਹੋਈ ਟਿਊੜੀ ਸਾਡੀ ਪਈ ਹੋਈ ਰਹਿਣੀ ਤਰੱਕੀਆਂ ਕਰੋ ਪਿਆਰੋ ਅਗਲਿਆਂ ਨੇ ਮੋਬਾਈਲ ਲਿਆਂਦੇ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਕੀ ਕੁਝ ਬਣਾ ਦਿੱਤਾ ਅਸੀਂ ਰਹਿ ਗਏ ਬਸ ਉੱਥੇ ਬੁੱਧੂ ਬਣਾ ਕੇ ਰੱਖਤਾ ਸਾਨੂੰ ਬਾਬਿਆਂ ਨੇ ਨਕਲੀ ਪੁਜਾਰੀਆਂ ਨੇ ਬੁੱਧੂ ਬਣਾ ਕੇ ਰੱਖਤਾ ਚੱਜ ਦੀ ਗੱਲ ਕੋਈ ਦੱਸੀ ਨਹੀਂ ਆ ਬਾਬੇ ਤੇ ਸਾਡੇ ਕਮਾਲ ਦੇ ਆ ਜਿਹੜੇ ਇੱਥੇ ਬੈਠੇ ਆ ਗੁਰੂ ਨਾਨਕ ਬਾਬਾ ਜੀ ਵਰਗਾ ਤੇ ਕੋਈ ਨਹੀਂ ਇਹ ਤੇ ਅੱਖਾਂ ਖੋਲ ਦਿੰਦੇ ਬੰਦੇ ਦੀਆਂ ਸਾਡੇ ਵਰਗਿਆਂ ਨੇ ਇੱਥੇ ਤੇ ਰਮਾਲੇ ਚੜਾਈ ਚੱਲੋ ਇਹੀ ਅਕਲ ਦਿੱਤੀ ਹੈ ਇਹ ਨਹੀਂ ਕਹਿੰਦੇ ਪੜ ਲਓ ਆਪਣੇ ਬਾਬਾ ਜੀ ਦੀ ਗੱਲ ਲੁਕੋ ਲਈ ਸਾਡੇ ਵਰਗਿਆਂ ਨੂੰ ਪੁੱਛੋ ਭਾਈ ਤੁਸੀਂ ਹੱਥ ਨਾ ਲਾਇਓ ਪਾਪ ਲੱਗ ਜੂ ਨੇੜੇ ਨਾ ਜਾਈ ਇਹ ਤੇ ਬਾਹਲਾ ਵੱਡਾ ਬਾਹਲਾ ਵੱਡਾ ਜਨਮਾਂ ਦੀ ਭਗਤੀ ਹੋਵੇ ਤਾਂ ਜਾ ਕੇ ਪਾਠ ਕਰ ਸਕਦਾ ਬੰਦਾ ਸ਼ੁੱਧ ਕਰਨਾ ਹੈ ਹਿਲਣ ਇਦਾਂ ਹੀ ਕਹੀ ਜਾਂਦੇ ਜੀ ਮੇਰੀ ਬੇਨਤੀ ਹੈ ਸ਼ੁੱਧ ਕਰਨਾ ਹੈ ਇਹ ਨਹੀਂ ਵੀ ਸ਼ੁੱਧ ਨਹੀਂ ਕਰਨਾ ਕੋਸ਼ਿਸ਼ ਕਰਨੀ ਹੈ ਪਰ ਜਦੋਂ ਸਿੱਖਣ ਲੱਗੋਗੇ ਤਾਂ ਹੀ ਇਦਾਂ ਹੀ ਚੱਲੂ ਕੰਮ ਇਦਾਂ ਹੀ ਜਦੋਂ ਆਪਾਂ ਪੜਨ ਲੱਗਾਂਗੇ ਹੌਲੀ ਹੌਲੀ ਸ਼ੁੱਧ ਵੀ ਕਰਨ ਲੱਗ ਜਾਾਂਗੇ ਜਦੋਂ ਆਪਣੇ ਕੋਲ ਟਰੈਕਟਰ ਆ ਗਏ ਆਪੇ ਚਲੋ ਬਹਿ ਗਏ ਟਰੈਕਟਰਾਂ ਤੇ ਆਪੇ ਚਲਾਉਣੇ ਆ ਗਏ ਗੱਡੀਆਂ ਚਲਾਉਣੀਆਂ ਆ ਗਈਆਂ ਮੋਟਰਸਾਈਕਲ ਚਲਾਉਣੇ ਆ ਗਏ ਮੋਬਾਈਲ ਚਲਾਉਣੇ ਆ ਗਏ ਰਿਮੋਟ ਬੇਬੇ ਆਪਣੇ ਵਾਲਾ ਚੈਨਲ ਲਾ ਲੈਂਦੀ ਉਹਦੀ ਵੀ ਮੇਰੇ ਵਾਲਾ ਨਾਟਕ ਆ ਗਿਆ ਚੱਲ ਹੁਣ ਇੱਥੇ ਸੱਸ ਨੂੰ ਵਾਲਾ ਇਹਦੇ ਤੇ ਚੱਲਦਾ ਲੈ ਉਹਦੀ ਲਾ ਲੈਂਦੀ ਹੈ ਅਨਪੜ ਬੇਬੇ ਨੂੰ ਵੀ ਰਿਮੋਟ ਚਲਾਉਣਾ ਆ ਗਿਆ ਜਦੋਂ ਰਿਮੋਟ ਫੜਾਤਾ ਹੱਥ 'ਚ ਆਪੀ ਆ ਗਿਆ ਮੋਟਰਸਾਈਕਲ ਫੜਾਤਾ ਆਪੀ ਆ ਗਿਆ ਜਦੋਂ ਪੋਥੀਆਂ ਫੜੋਗੇ ਹੌਲੀ ਹੌਲੀ ਇੰਟਰਸਟ ਰੱਖੋਗੇ ਵੀ ਲੋੜ ਹੈ ਮੇਰੀ ਜ਼ਿੰਦਗੀ ਵਿੱਚ ਤੇ ਅੱਜ ਕੱਲ ਤੇ ਇੰਟਰਨੈਟ ਦੇ ਉੱਤੇ ਸਹਿਜ ਪਾਠ ਨੇ ਉਧਰੋਂ ਸਹਿਜ ਪਾਠ ਲਾ ਲਓ ਉਧਰੋਂ ਨਾਲ ਪੋਥੀ ਖੋਲ ਲਓ ਆਪੀ ਪਤਾ ਲੱਗੀ ਜਾਣਾ ਐਦਾਂ ਹੀ ਲੱਗਣਾ ਸਾਡੇ ਵਰਗਿਆਂ ਨੇ ਡਰਾਇਆ ਹੀ ਬਹੁਤ ਹੈ ਵੀ ਵੇਖੀ ਕਿਤੇ ਤੂੰ ਨਾ ਨੇੜੇ ਲੱਗ ਜੀ ਸਾਡੇ ਵਰਗਿਆਂ ਤੋਂ ਪੁੱਛਣ ਆਓ ਤੁਸੀਂ ਫਿਰ ਸਾਡੇ ਵਰਗਿਆਂ ਤੋਂ ਪੁੱਛਣਾ ਦੱਸੋ ਜੀ ਫਿਰ ਮੇਰੇ ਵਰਗਾ ਫਿਰ ਆਪਣੀ ਮਰਜ਼ੀ ਨਾਲ ਹੀ ਦੱਸ ਦਿੰਦਾ ਆਪ ਪੜੋਗੇ ਤੇ ਸਿੱਧਾ ਹੀ ਪਤਾ ਲੱਗ ਜਾਂਦਾ ਭਾਈ ਇਸ ਕਰਕੇ ਗੁਰਬਾਣੀ ਦੇ ਗਿਆਨ ਦੀ ਜਦੋਂ ਹਨੇਰੀ ਆਉਂਦੀ ਹੈ ਭਾਈ ਉਥਲ ਪੁਥਲ ਬਹੁਤ ਮੱਚ ਜਾਂਦੀ ਹੈ ਜਿਵੇਂ ਹਨੇਰੀ ਆ ਕੇ ਕੀ ਕੁਝ ਕਰ ਦਿੰਦੀ ਹੈ ਪਰ ਹਾਂ ਇੱਕ ਗੱਲ ਹੈ ਜਦੋਂ ਆਉਂਦੀ ਹੈ ਇੱਕ ਵਾਰੀ ਦਿੱਕਤ ਜੀ ਤੇ ਆਉਂਦੀ ਹੈ ਪਰ ਸਫਾਈਆਂ ਸਾਰੀਆਂ ਹੀ ਕਰ ਜਾਂਦੀ ਹੈ ਫਿਰ ਜਦੋਂ ਜ਼ੋਰ ਨਾਲ ਮੀਂਹ ਪੈਂਦਾ ਫਿਰ ਵੇਖੋ ਪਹਿਲਾਂ ਹਨੇਰੀ ਆਉ ਔਖ ਜੀ ਲੱਗੂ ਮੁੜ ਕੇ ਫਿਰ ਨਾਮ ਦੀ ਵਰਖਾ ਪਹਿਲਾਂ ਹਨੇਰੀ ਆ ਜਾਂਦੀ ਹੁੰਦੀ ਮੁੜ ਕੇ ਮੀਂਹ ਪੈ ਜਾਂਦਾ ਹੁੰਦਾ ਨਾ ਵੀ ਇੱਕ ਵਾਰੀ ਗੁੰਮ ਜਾ ਬਣ ਜਾਂਦਾ ਹਨੇਰੀ ਤੋਂ ਪਹਿਲਾਂ ਗੁੰਮ ਜਾ ਲੱਗ ਜਾਂਦਾ ਫਿਰ ਹਨੇਰੀ ਆਉਂਦੀ ਹੈ ਹਨੇਰੀ ਤੋਂ ਬਾਅਦ ਫਿਰ ਮੀਂਹ ਪੈਂਦਾ ਇੱਥੇ ਭਗਤ ਸਾਹਿਬ ਕਹਿੰਦੇ ਐ ਪਿਆਰਿਓ ਇਦਾਂ ਹੀ ਹੋਊ ਪਹਿਲਾਂ ਹਨੇਰੀ ਆਊ ਫਿਰ ਮੀਂਹ ਪਊ ਪਹਿਲਾਂ ਹਨੇਰੀ ਆਊ ਲਓ ਹੁਣ ਸੁਣੋ ਦੇਖੋ ਭਾਈ ਗਿਆਨ ਕੀ ਆਈ ਆਂਦੀ ਬਈ ਪਿਆਰਿਓ ਭਗਤ ਕਬੀਰ ਸਾਹਿਬ ਦਾ ਤੇ ਇਹ ਅਟਰਕਲ ਡਾਇਲੌਗ ਚੱਲ ਰਹੇ ਨੇ ਨਾ ਅੰਤਰ ਵਾਰਤਾਲਾਪ ਚੱਲ ਰਹੀ ਅੰਦਰ ਦੀ ਗੱਲ ਆਪਣੇ ਬਾਰੇ ਇਦਾਂ ਕਹਿ ਰਹੇ ਵੀ ਹਾਂ ਵੀ ਦੇਖੋ ਭਾਈ ਐਦਾਂ ਕਿਤੇ ਆਪਣੇ ਰੰਗ 'ਚ ਬੈਠੇ ਹੋਣਗੇ ਭਗਤ ਕਬੀਰ ਸਾਹਿਬ ਆਪਣੇ ਰੰਗ 'ਚ ਸਾਰੇ ਗੁਰੂ ਸਾਹਿਬ ਇਦਾਂ ਹੀ ਨੇ ਜਿੰਨੀ ਬਾਣੀ ਹੈ ਐਦਾਂ ਆਪਣੇ ਰੰਗ 'ਚ ਬਹਿ ਕੇ ਉਚਾਰ ਕੀਤੀ ਹੈ ਐਦਾਂ ਆਪਣੇ ਆਪ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਆਪਣੇ ਮਨ ਨਾਲ ਗੱਲਾਂ ਕਰਦੇ ਨੇ ਤੇ ਆਪਾਂ ਵੀ ਵੇਖਿਓ ਵੀ ਗਿਆਨ ਦੀ ਹਨੇਰੀ ਸਾਡੀ ਜ਼ਿੰਦਗੀ 'ਚ ਵੀ ਆਈ ਹੈ ਵੀ ਸਾਡੇ ਵੀ ਭਰਮ ਭੁਰਮ ਜੇ ਚੁੱਕੇ ਗਏ ਸਾਡੀ ਵੀ ਸਾਡੇ ਤੇ ਵੀ ਕਿਰਪਾ ਹੋਈ ਹੈ ਇੱਥੇ ਆਪਾਂ ਆਪਣੇ ਆਪ ਨੂੰ ਵੀ ਚੈੱਕ ਕਰਕੇ ਵੇਖੀਏ ਸਾਡਾ ਵੀ ਛੱਪਰ ਜਿਹਾ ਢਹਿ ਜੇ ਛੱਪਰ ਜਿਹਾ ਜਿਹੜਾ ਐਵੇਂ ਵਹਿਮਾਂ ਭਰਮਾਂ ਦਾ ਛੱਪਰ ਜਿਹਾ ਛੱਪਰੀ ਜੀ ਬੰਨੀ ਫਿਰਦੇ ਆ ਹੋਰ ਹੀ ਘਰ ਜਿਹਾ ਬਣਾਈ ਫਿਰਦੇ ਆ ਢਹਿ ਦੇ ਸਾਰੇ ਲੋ ਹੁਣ ਸੁਣੋ ਦੇਖੋ ਭਾਈ ਗਿਆਨ ਕੀ आई आंदी सबे ओढ़ानी भ्रम की टाटी ਰਹੇ ਨਾ ਮਾਇਆ ਬਾਂਦੀ ਮਟੀਰੀਅਲਿਜ਼ਮ ਵਿੱਚ ਸੁਰਤ ਫਸੀ ਪਈ ਸੀ ਮਾਇਆ ਨੇ ਐਸੇ ਬੰਧਨਾਂ ਵਿੱਚ ਬੰਨਿਆ ਸੀ ਮਾਇਆ ਦੇ ਖੇਡ ਇਦਾਂ ਦੀ ਵਰਤਾਈ ਸੀ ਕਿ ਭਰਮਾਂ ਦਾ ਛੱਪਰ ਬੰਨ ਕੇ ਬਹਿ ਗਿਆ ਮੈਂ ਸਭੈ ਉਡਾਨੀ ਭਰਮ ਕੀ ਟਾਟੀ ਛੱਪਰੀ ਛੱਪਰੀ ਬੰਨੀ ਹੋਈ ਸੀ ਕਹਿੰਦੇ ਉੱਡ ਗਈ ਜਿਹੜੀ ਮੈਂ ਆਪ ਹੀ ਬਣਾਈ ਫਿਰਦਾ ਸੀ ਨਾ ਆਪਣੇ ਅੰਦਰ ਹੀ ਮੇਰੇ ਬਣੀ ਪਈ ਸੀ ਉਹ ਛੱਪਰੀ ਦੀ ਉੱਡ ਗਈ ਸਭ ਪਿੱਲਰ ਪੁੱਲਰ ਦੇ ਟਹਿਗੇ ਗਏ ਉਹਦੇ ਜਿਹੜੀਆਂ ਥੰਮੀਆਂ ਜੀਆਂ ਵਿੱਚ ਦਿੱਤੀਆਂ ਸੀ ਥੰਮੀਆਂ ਹੁਣ ਛੱਪਰ ਬੰਨਣ ਲਈ ਥੰਮੀਆਂ ਵੀ ਲਾਉਣੀਆਂ ਪੈਣਗੀਆਂ ਛਤੀਰ ਵੀ ਲਾਉਣਾ ਪਊ ਥੰਮੀਆਂ ਵੀ ਤੇ ਛਤੀਰ ਵੀ ਤੇ ਛੱਤ ਵੀ ਤਿੰਨੇ ਹੀ ਉੱਡ ਗਈਆਂ ਇਹ ਥੰਮੀਆਂ ਅਗਲੀਆਂ ਪੰਕਤੀਆਂ ਸੀ ਦੋ ਚਿੱਤੇ ਕੀ ਦੋਏ ਥੂਨ ਗਰਾਨੀ ਥੂਨ ਥੂਨ ਮਤਲਬ ਦੁਚਿੱਤੀ ਦੀਆਂ ਜਿਹੜੀਆਂ ਥੰਮੀਆਂ ਸੀ ਮੈਂ ਡਬਲ ਮਾਈਂਡਡ ਸੀ ਧਿਆਨ ਨਾਲ ਸਮਝਿਓ ਭਾਈ ਇਕਾਗਰਤਾ ਨਾਲ ਸਮਝਿਓ ਸ਼ਬਦ ਧਿਆਨ ਨਾਲ ਸਮਝਿਓ ਵੀ ਮੈਂ ਦੋ ਚਿੱਤਾ ਸੀ ਦੋ ਚਿੱਤੀ ਦੀਆਂ ਥੰਮੀਆਂ ਦਿੱਤੀਆਂ ਹੋਈਆਂ ਸੀ ਦੋ ਚਿੱਤਾ ਕਿਵੇਂ ਸੀ ਵੀ ਕਦੇ ਤੇ ਗੁਰਦੁਆਰੇ ਮੱਥਾ ਟੇਕ ਲਿਆ ਕਦੇ ਉਹ ਕਬਰ ਤੇ ਟੇਕ ਲਿਆ ਕਦੇ ਉਹ ਜਗ੍ਹਾ ਤੇ ਟੇਕ ਲਿਆ ਕਦੇ ਉਹ ਸਮਾਧ ਤੇ ਟੇਕ ਲਿਆ ਕਦੇ ਉੱਥੇ ਟੇਕ ਲਿਆ ਕਦੇ ਉੱਥੇ ਬਸ ਐਂ ਤੁਰਿਆ ਫਿਰਦਾ ਸੀ ਮੈਂ ਦੋ ਚਿੱਤਾ ਸੀ ਇੱਕ ਰੱਬ ਨੂੰ ਮੈਂ ਮੰਨਦਾ ਨਹੀਂ ਸੀ ਕਹਿੰਦੇ ਇੱਕ ਰੱਬ ਨੂੰ ਮੈਂ ਮੰਨਣ ਲੱਗ ਗਿਆ ਦੋ ਚਿੱਤੀ ਦੀਆਂ ਜਿਹੜੀਆਂ ਮੈਂ ਦਈ ਫਿਰਦਾ ਸੀ ਤਾਂ ਥੰਮੀਆਂ ਜੀਆਂ ਉਹ ਵੀ ਨਿਕਲ ਗਈਆਂ ਵਿੱਚੋਂ ਥੂਨ ਗਰਾਨੀ ਗਿਰ ਗਈਆਂ ਡਬਲ ਮਾਈਂਡਡ ਦੋ ਚਿੱਤੀ ਦੀਆਂ ਥੰਮੀਆਂ ਲੈ ਗਈਆਂ ਅੱਗੇ ਮੋਹ ਬਲੇ ਦਾ ਟੂਟਾ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਮੋਹ ਦਾ ਸ਼ਤੀਰ ਦਿੱਤਾ ਹੋਇਆ ਸੀ ਵਿੱਚ ਤੇ ਮੋਹ ਕਾਦਾ ਮੇਰੇ ਪਰਿਵਾਰ ਦਾ ਮੈਂ ਆਪਣੇ ਪਰਿਵਾਰ ਕਰਕੇ ਝੋਲੀਆਂ ਅੱਡਦਾ ਫਿਰਦਾ ਸੀ ਕਦੇ ਕਿਤੇ ਤੁਰਿਆ ਫਿਰਦਾ ਸੀ ਕਦੇ ਕਿਤੇ ਮੋਹ ਦਾ ਸ਼ਤੀਰ ਹੀ ਤੋੜਦਾ ਮੋਹ ਕਰਕੇ ਫਿਰਦਾ ਸੀ ਨਾ ਥਾਂ ਥਾਂ ਦੇ ਉੱਤੇ ਬਾ ਮੋਹ ਦਾ ਸ਼ਤੀਰ ਜਿਆ ਵੀ ਲੈ ਗਿਆ ਥੰਮੀਆਂ ਵੀ ਨਿਕਲ ਗਈਆਂ ਦੁਚਿੱਤੀ ਦੀਆਂ ਸ਼ਤੀਰ ਵੀ ਲੈ ਗਿਆ ਤੇ ਉੱਤੇ ਫਿਰ ਜਿਹੜੀ ਛੱਤ ਪਾਈ ਸੀ ਉਹ ਤ੍ਰਿਸ਼ਨਾ ਦੀ ਸੀ ਕਹਿੰਦੇ ਉਹ ਵੀ ਚੱਕ ਕੇ ਮਾਰੀ ਹਾਂਜੀ ਸੁਣੋ ਤ੍ਰਿਸ਼ਨਾ ਸ਼ਾਨੋ ਪਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਤਿਸ਼ਨਾ ਦਾ ਤ੍ਰਿਸ਼ਨਾ ਦਾ ਜਿਹੜਾ ਛੱਤ ਉੱਤੇ ਛੱਤ ਪਾਈ ਹੋਈ ਸੀ ਉਹ ਵੀ ਥੱਲੇ ਡਿੱਗ ਪਈ ਤੇ ਮੇਰੀ ਜਿਹੜੀ ਕਬੁੱਤ ਸੀ ਕੁਚੱਜੀ ਮੱਤ ਮੇਰੀ ਉਹ ਭਾਂਡਾ ਉਹ ਵੀ ਫੁੱਟ ਗਿਆ ਹੁਣ ਹੁਣ ਮੇਰ ਹੋਈ ਐ ਗਿਆਨ ਦੀ ਹਨੇਰੀ ਆਉਣ ਤੋਂ ਬਾਅਦ ਹੀ ਗੱਲ ਬਣੀ ਐ ਸੁਣਿਓ ਅੱਗੇ ਆਂਦੀ ਪਾਛੇ ਜੋ ਜਲ ਵਰਖੇ ਇਹ ਤੇਰਾ ਜਨ ਪੀਨਾ ਲੋ ਆ ਪੰਕਤੀ ਵੱਲ ਧਿਆਨ ਦੇਣਾ ਆ ਪੰਕਤੀ ਧਿਆਨ ਨਾਲ ਸੁਣਿਓ ਵੀ ਹਨੇਰੀ ਤੋਂ ਬਾਅਦ ਜਿਹੜਾ ਮੀਂਹ ਪੈਂਦਾ ਨਾ ਹੁਣ ਤੇਰਾ ਸੇਵਕ ਹੈ ਜਿਹੜਾ ਉਹਦੇ ਵਿੱਚ ਬਹੁਤ ਰਸ ਲੈ ਰਿਹਾ ਹਨੇਰੀ ਤੋਂ ਬਾਅਦ ਮੀਂਹ ਪੈਂਦਾ ਗਿਆਨ ਤੋਂ ਬਾਅਦ ਜਿਹੜਾ ਰਸ ਮਿਲਦਾ ਨਾ ਜਦੋਂ ਮੇਰੀ ਗੱਲ ਧਿਆਨ ਨਾਲ ਸੁਣਿਓ ਜੀ ਗਿਆਨ ਨੂੰ ਪ੍ਰੈਕਟੀਕਲ ਕਰਕੇ ਜੋ ਅਸੀਂ ਸੁਣਦੇ ਆ ਜਦੋਂ ਅਸੀਂ ਉਹਨੂੰ ਲਾਗੂ ਕਰਦੇ ਆ ਨਾ ਫੇਰ ਬਾਅਦ ਵਿੱਚ ਜਿਹੜਾ ਮੀਂਹ ਪੈਣਾ ਨਾ ਗਿਆਨ ਦੀ ਹਨੇਰੀ ਆਉਣੀ ਹੈ ਹਨੇਰੀ ਤੋਂ ਬਾਅਦ ਫਿਰ ਮੀਂਹ ਪੈਣਾ ਹੈ ਉਸ ਮੀਂਹ ਦੇ ਵਿੱਚ ਐਸਾ ਭਿੱਜੇਗਾ ਨਾ ਫਿਰ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਐਸਾ ਰਸ ਬਣਨਾ ਹੈ ਨਾ ਫਿਰ ਜ਼ਿੰਦਗੀ ਵਿੱਚ ਸਭ ਫਿੱਕਾਪਣ ਬੇਰਸੀ ਦੁੱਖ ਤਕਲੀਫਾਂ ਅੰਦਰ ਦੀਆਂ ਕਿਧਰ ਹੀ ਉੱਡ ਜਾਣਗੀਆਂ ਫਿਰ ਬੰਦਾ ਤਵੀ ਤੇ ਬਹਿ ਬੈਠਿਆ ਹੋਵੇਗਾ ਨਾ ਜੇ ਜਿਵੇਂ ਆਪਣੇ ਗੁਰੂ ਜੀ ਤੱਤੀ ਤਵੀ ਤੇ ਬਹਿ ਕੇ ਵੀ ਹੱਸਦੇ ਰਹੇ ਇਦਾਂ ਦੀ ਬਿਰਤੀ ਬਣਦੀ ਆ ਪੰਕਤੀ ਦੁਬਾਰਾ ਸੁਣੋ ਭਾਈ ਧਿਆਨ ਨਾਲ ਵੀ ਹਨੇਰੀ ਤੋਂ ਬਾਅਦ ਜਦੋਂ ਮੀਂਹ ਪੈਣਾ ਨਾ ਉੱਥੇ ਫਿਰ ਤੇਰਾ ਸੇਵਕ ਨਹਾਉਂਦਾ ਹੈ ਪਹਿਲਾਂ ਗਿਆਨ ਦੀ ਹਨੇਰੀ ਹੋਈ ਆਉਣੀ ਹੈ ਗਿਆਨ ਦੀ ਹਨੇਰੀ ਦੇ ਨਾਲ ਆਪਣੇ ਆਪ ਦਾ ਮੁਕਾਬਲਾ ਕਰਨਾ ਪੈਣਾ ਹੈ ਹੁਣ ਉਸ ਹਨੇਰੀ ਵਿੱਚ ਖੜਾ ਲੈ ਆਪਣੇ ਆਪ ਨੂੰ ਹਨੇਰੀ ਵਿੱਚ ਵੀ ਖੜਨਾ ਹੀ ਪੈਣਾ ਤੈਨੂੰ ਤਾਂ ਮੀਂਹ ਖੜੇਗਾ ਜੇ ਨਾਮ ਨਾਲ ਭਿਜਣਾ ਚਾਹੁੰਦਾ ਤੇ ਗਿਆਨ ਦੀ ਹਨੇਰੀ ਉੱਥੇ ਖੜਨਾ ਪੈਣਾ ਬਾਹਰ ਆਪਣੇ ਆਪ ਨੂੰ ਖਲਾਰ ਖੜ ਜਾ ਬਸ ਫਿਰ ਆ ਫੇਰ ਸੁਣੋ ਦੁਬਾਰਾ ਆਂਦੀ ਪਾਛੇ ਜੋ ਜਲ ਬਰਖੇ ਇਹ ਤੇਰਾ ਜਨ ਪੀਨਾ ਬਸ ਹਨੇਰੀ ਦੇ ਬਾਅਦ ਵਿੱਚ ਜਦੋਂ ਫਿਰ ਉਹ ਜਲ ਮੀਂਹ ਪੈਂਦਾ ਨਾ ਜਿਹੜਾ ਉਹਦੇ ਵਿੱਚ ਫਿਰ ਤੇਰਾ ਸੇਵਕ ਨਾਉਂਦਾ ਉਹ ਨਾਮ ਜਲ ਪ੍ਰਾਪਤ ਹੁੰਦਾ ਹੈ ਇਸ ਕਰਕੇ ਭਾਈ ਇਹਦਾ ਜਦੋਂ ਸੱਚ ਸੁਣ ਲਈਏ ਫਿਰ ਮੰਨ ਲਈਏ ਅੜੀਆਂ ਨਾ ਕਰੀਏ ਫਿਰ ਅੜੀ ਨਾ ਕਰੀਏ ਵੀ ਲਓ ਜੀ ਇਦਾਂ ਹੀ ਕਰਾਂਗੇ ਅਸੀਂ ਤੇ ਐਂ ਕਰਦੇ ਰਹੇ ਆ ਵੱਡੇ ਵਡੇਰੇ ਵੀ ਐਂ ਕਰਦੇ ਰਹੇ ਆ ਆ ਸਭ ਤੋਂ ਵੱਡੀ ਗੱਲ ਆ ਸਾਡੇ ਸਾਡੇ ਲੈ ਯਾਰ ਸਾਰੇ ਤੇ ਇਦਾਂ ਕਰਦੇ ਰਹੇ ਆ ਹੁਣ ਲੋਕੀ ਕਹਿਣਗੇ ਵੀ ਤੂੰ ਕੱਲੇ ਹੀ ਇਧਰ ਨੂੰ ਤੁਰ ਪਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਤੂੰ ਜ਼ਿਆਦਾ ਸਿਆਣਾ ਆ ਗਿਆ ਸਾਰੇ ਤੇ ਇਦਾਂ ਹੀ ਕਰਦੇ ਰਹੇ ਆ ਅੱਜ ਤੱਕ ਸਾਰੇ ਹੀ ਇੱਥੇ ਮੱਥਾ ਟੇਕਦੇ ਰਹੇ ਆ ਸਾਰੇ ਹੀ ਇਦਾਂ ਕਰਦੇ ਸੀ ਤੁਸੀਂ ਸਾਰਿਆਂ ਵੱਲ ਨਾ ਵੇਖੋ ਭਾਈ ਕੱਲੇ ਆਏ ਹੋ ਕੱਲੇ ਜਾਣਾ ਸਾਡਾ ਗੁਰੂ ਨਾਲ ਸੰਬੰਧ ਕੱਲਿਆਂ ਦਾ ਹੈ ਮਨ ਦੀ ਸ਼ਾਂਤੀ ਚਾਹੀਦੀ ਹੈ ਮਨ ਦੀ ਇਕਾਗਰਤਾ ਆ ਹੁਣ ਮੇਰੇ ਮਨ ਦੀ ਸ਼ਾਂਤੀ ਲੋਕਾਂ ਦਾ ਵਿੱਚ ਕੁਝ ਨਹੀਂ ਹੋਣਾ ਜੇ ਸੁਣਾਗਾ ਸਮਝਾਂਗਾ ਮੰਨਾਗਾ ਤਾਂ ਮੇਰਾ ਮਨ ਸ਼ਾਂਤ ਹੋਣਾ ਹੈ ਗੁਰਬਾਣੀ ਅੱਗੇ ਕਾਹਦੀਆਂ ਅੜੀਆਂ ਜੀ ਆਪਣੇ ਗੁਰੂ ਜੀ ਅੱਗੇ ਕਿਉਂ ਅੜੀਏ ਲੋਕੀ ਕੀ ਕਹਿੰਦੇ ਆ ਲੋਕੀ ਲੋਕਾਂ ਤੋਂ ਕਿਆ ਲੈਣਾ ਕਬੀਰ ਮੈਂ ਜਾਣਿਓ ਪੜਬਾ ਪੜਬੋ ਭਲਾ ਪੜਵੇ ਸਿਓ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ ਜਦੋਂ ਲੋਕ ਦੁਨੀਆ ਦਾ ਕਿਆ ਬਈ ਲੋਕੀ ਜੋ ਮਰਜ਼ੀ ਕਹੀ ਜਾਣ ਦਿਲ ਰੱਖੀਏ ਪਹਾੜਾ ਵਰਗਾ ਪਹਾੜਾ ਵਰਗੇ ਜਿਗਰੇ ਰੱਖੋ ਹਿੰਮਤ ਲਿਆਓ ਅੰਦਰ ਤੇ ਤੋਰ ਤੁਰੋ ਹਾਥੀਆਂ ਵਾਲੀ ਹਾਥੀ ਜਦੋਂ ਤੁਰਦਾ ਹੈ ਨਾ ਜੀ ਧਿਆਨ ਨਾਲ ਸੁਣੋ ਹਾਥੀ ਤੁਰਦਾ ਜਦੋਂ ਹਾਥੀ ਜਦੋਂ ਤੁਰਦਾ ਹੈ ਉਸ ਵੇਲੇ ਸਾਰੇ ਪਿੰਡ ਦੇ ਕੁੱਤੇ ਭੌਂਕਣ ਲੱਗ ਪੈਂਦੇ ਆ ਜਦੋਂ ਕੋਈ ਸਾਡੇ ਪਿੰਡ 'ਚ ਹਾਥੀ ਲੈ ਆਵੇ ਤੇ ਸਾਰੇ ਪਿੰਡ ਦੇ ਕੁੱਤੇ ਭੌਂਕਦੇ ਐ ਪਰ ਇਹ ਦੱਸੋ ਵੀ ਹਾਥੀ ਕੁੱਤਿਆਂ ਦੀ ਕਿਹੜਾ ਰੋਟੀ ਖੁੰਦਾ ਹੈ ਨੁਕਸਾਨ ਤੇ ਕੋਈ ਵੀ ਨਹੀਂ ਕਰਦਾ ਹੁੰਦਾ ਹਾਥੀ ਤੇ ਆਇਆ ਹੈ ਗੇੜਾ ਦੇ ਕੇ ਪਿੰਡ 'ਚ ਲੰਘ ਜੂ ਨੁਕਸਾਨ ਤੇ ਕੋਈ ਨਹੀਂ ਕਰਦਾ ਹਾਥੀ ਭੌਂਕਦੇ ਭਲਾ ਕਿਉਂ ਐ ਵੱਡੇ ਨੂੰ ਵੇਖ ਵੇਖ ਕੀ ਭੌਂਕੀ ਜਾਂਦੇ ਆ ਕੋ ਸਤਨਾਮ ਨਾਲੇ ਬਾਪੂ ਦੇ ਨੇੜੇ ਨਹੀਂ ਲੱਗਦਾ ਕੋਈ ਉਹਦੇ ਪਤਾ ਵੀ ਲੱਤ ਥੱਲੇ ਦਰੜ ਦੇਣਾ ਭੌਂਕਦੇ ਵੀ ਦੂਰ ਹੀ ਹੁੰਦੇ ਆ ਸਾਹਮਣੇ ਵੀ ਨਹੀਂ ਆਉਂਦੇ ਹੁੰਦੇ ਨੇੜੇ ਨਹੀਂ ਆਉਣਗੇ ਮੁਕਾਬਲਾ ਨਹੀਂ ਕਰ ਸਕਦੇ ਦੂਰ ਦੂਰ ਬਾਹਰ ਬਾਹਰ ਪਰੇ ਪਰੇ ਪਰ ਹਾਥੀ ਜੇ ਕੁੱਤਿਆਂ ਵੱਲ ਵੇਖਣ ਲੱਗ ਪਵੇ ਵੀ ਕਿੰਨੇ ਕੁ ਭੌਂਕਦੇ ਐ ਫਿਰ ਤੇ ਤੋਰੀ ਨਾ ਸਕੇ ਜੇ ਸੱਚ ਸਮਝ ਆ ਜੇ ਨਾ ਭਾਈ ਗੁਰੂ ਜੀ ਦਾ ਸੱਚਾ ਗਿਆਨ ਸਮਝ ਚ ਆ ਜੇ ਮੇਰਿਓ ਵੀਰੋ ਭਰਾਵੋ ਮੇਰਿਓ ਬਜ਼ੁਰਗੋ ਫਿਰ ਸੱਚ ਦੇ ਸਾਹਮਣੇ ਅੜੀ ਕਾਦੀ ਕਰੀਏ ਮੈਂ ਚੁੱਪ ਕਰਕੇ ਤੁਰ ਪੋ ਲੋਕੀ ਕਹਿੰਦੇ ਲੈ ਯਾਰ ਤੂੰ ਬਾਹਲਾ ਹੀ ਗਿਆਨੀ ਬਣ ਗਿਆ ਹੁਣ ਤੁਹਾਨੂੰ ਕਹਿਣਗੇ 900 ਚੂਹਾ ਖਾ ਕੇ ਕਿਵੇਂ ਤੁਸੀਂ ਕਿਹਾ ਕਰੋ ਤੂੰ ਖਾਈ ਜਾ ਯਾਰ ਮੈਂ ਤੇ ਚੱਲਿਆ ਐ ਕਹਿ ਦਿਆ ਕਰੋ ਤੂੰ ਖਾ ਲੈ ਯਾਰ ਜੇ ਤੇਰਾ ਜੀ ਕਰਦਾ ਜੇ ਜੇ ਤੂੰ ਆਪ ਮੰਨਦਾ ਹੈ ਜੇ ਤੂੰ ਆਪ ਮੰਨਦਾ ਹੈ ਵੀ ਤੂੰ ਸਾਡੇ ਨਾਲ ਹੀ ਖਾਂਦਾ ਹੁੰਦਾ ਸੀ ਯਾਰ ਸਾਡੇ ਨਾਲ ਹੀ ਪੀਂਦਾ ਸੀ ਸਾਡੇ ਨਾਲ ਹੀ ਗੱਲਾਂ ਕਰਦਾ ਸੀ ਪਹਿਲਾਂ ਅੱਜ ਲੈ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਕਿਤੇ ਤੂੰ ਕਹਿ ਦਿਆ ਕਰ ਅੱਗੋਂ ਵੀ ਮੰਨਦਾ ਹੈ ਨਾ ਵੀ ਹੱਜ ਨੂੰ ਚੱਲੀ ਇਹਦਾ ਮਤਲਬ ਤੂੰ ਚੂਹੇ ਖਾਣੇ ਨੇ ਤੇ ਤੂੰ ਖਾਈ ਚੱਲ ਆਪਾਂ ਪਹਿਲਾਂ ਖਾਂਦੇ ਸੀ ਹੁਣ ਛੱਡਦੇ ਬਸ ਚੱਲੇ ਅਸੀਂ ਤੇ ਫਿਰ ਅੱਜ ਨੂੰ ਕਈ ਜਾਣਦੇ ਹੋ ਜਿਹੜਾ ਜੋ ਕਹਿੰਦਾ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ ਉਹ ਦਿਲ ਰੱਖੀਏ ਪਹਾੜਾਂ ਵਰਗਾ ਵੀ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਦੀ ਕੋਲ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਆਸੀਆਂ ਦੀ ਕੋਲ ਤੁਰੀਏ ਰੱਖੀਏ ਦਿਲ ਰੱਖੀਏ ਪਹਾੜਾਂ ਵਰਗਾ ਆਸੀਆਂ ਦੀ ਕੋਲ ਤੁਰੀਏ ਦਿਲ ਰੱਖੀਏ ਪਹਾੜਾਂ ਰੱਖੀਏ ਪਹਾੜਾਂ ਵਰਗਾ ਸਾਥੀਆਂ ਦੀ ਤੋਰ ਤੁਰੀਏ ਜੀਤੇ ਰੱਖੀਏ ਪਹਾੜਾਂ ਵਰਗਾ ਸਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਗੱਜ ਕੇ ਗੱਜ ਕੇ ਸਾਰੇ ਬੋਲੋ ਸਾਰੇ ਦਿਲ ਵਾ ਵਾ ਹਾਥੀਆਂ ਦੀ ਤੋੜ ਤੁਰੀਏ ਵਾ ਵਾ ਹਾਥੀਆਂ ਦੀ ਤੋੜ ਤੁਰੀਏ ਵਾ ਵਾ ਵਾ ਹਾਥੀਆਂ ਦੀ ਤੋੜ ਸ਼ੇਰਾਂ ਨਾਲ ਵੀ ਆ ਤੁਹਾਡੇ ਬਨੂੜ ਇੱਥੇ ਚਿੜੀਆ ਘਰ ਚ ਚਲੇ ਜਾਇਓ ਬਾਂਦਰ ਨੂੰ ਕੇਲਾ ਵਿਖਾਇਓ ਵੇਖਿਓ ਕਿਵੇਂ ਛਾਲਾ ਮਾਰਦਾ ਤੇ ਸ਼ੇਰ ਸਾਹਮਣੇ ਭਾਵੇਂ ਜੇ ਸੌਣ ਦੇ ਮੂਡ ਚ ਹੋਇਆ ਨਾ ਸ਼ੇਰ ਰੱਜਿਆ ਹੋਇਆ ਤੇ ਸੌਣ ਦੇ ਮੂਡ ਚ ਹੋਇਆ ਭਾਵੇਂ ਬੈਂਡ ਵਾਜਾ ਵਜਾਈ ਜਾਏ ਉਹ ਤਾਂ ਵੀ ਅੱਖ ਨਹੀਂ ਪਟਦੀ ਉਹਦੇ ਸਾਹਮਣੇ ਜਾ ਜੇ ਸੌਣ ਦੇ ਮੂਡ ਚ ਹੋਇਆ ਬਾਂਦਰ ਨੂੰ ਕੇਲਾ ਹੀ ਵਿਖਾ ਦਿਓ ਭਾਵੇਂ ਉਹਨੇ ਛਾਲਾ ਮਾਰਨ ਲੱਗ ਸ਼ੇਰ ਵਿਰਦੀ ਦੇ ਜਿਹੜੇ ਹੁੰਦੇ ਆ ਨਾ ਜੀ ਉਹ ਨਹੀਂ ਵੇਖਦੇ ਆਲਾ ਦੁਆਲਾ ਵੀ ਕੀ ਹੁੰਦਾ ਆਖੋ ਸਤਨਾ ਹਾਂ ਸ੍ਰੀ ਵਾਹਿਗੁਰੂ ਉਹ ਨਹੀਂ ਵੇਖਦੇ ਆਲਾ ਦੁਆਲਾ ਨਾ ਵੇਖੋ ਬਾ ਗਿਆਨ ਦੀ ਹਨੇਰੀ ਆਉਣੀ ਹੈ ਜੀ ਹਨੇਰੀ ਅੰਦਰ ਉਥਲ ਫੁੱਥਲ ਇੱਕ ਵਾਰੀ ਮੱਚ ਜਾਂਦੀ ਹੈ ਫਿਰ ਅੰਦਰ ਵੀ ਯਾਰ ਆ ਕਿਵੇਂ ਛੱਡੀਏ ਆ ਕਿਵੇਂ ਕਰੀਏ ਆ ਕਿਵੇਂ ਛੱਡੀਏ ਆ ਕਿਵੇਂ ਕਰੀਏ ਪਰ ਦਲੇਰ ਚਾਹੀਦਾ ਬੰਦਾ ਇਹਦਾ ਮੁਕਾਬਲਾ ਆਪਣੇ ਆਪ ਨਾਲ ਮੁਕਾਬਲਾ ਕਰਨਾ ਹੈ ਤੇ ਸੱਚ ਦੇ ਸਾਹਮਣੇ ਹਰੇਕ ਬੰਦਾ ਖੜਦਾ ਡਰ ਜਾਂਦਾ ਸੱਚ ਦੇ ਸਾਹਮਣੇ ਖੜਨ ਦੀ ਜੁਰਤ ਲਿਆਓ ਵੀ ਆ ਸੱਚ ਹੈ ਤੇ ਮਨਾ ਖੜ ਜਾ ਆਪਣੇ ਜੇ ਨਹੀਂ ਖੜਾਂਗੇ ਫਿਰ ਨੁਕਸਾਨ ਸਾਡਾ ਹੈ ਨੁਕਸਾਨ ਸਾਡਾ ਹੀ ਹੈ ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ ਵੀ ਜੇ ਟੀਕਾ ਨਾ ਲਵਾਇਆ ਬਿਮਾਰੀ ਨਾਲ ਮਰ ਜਾਵਾਂਗੇ ਜੇ ਨਾ ਗੁਰਬਾਣੀ ਦਾ ਗਿਆਨ ਲਿਆ ਫਿਰ ਵਕਾਰਾਂ ਦੇ ਹੱਥੋਂ ਮਰ ਜਾਗੇ ਭਾਈ ਅੰਦਰ ਕੱਖ ਨਹੀਂ ਰਹਿਣਾ ਐਵੇਂ ਮਰੀਆਂ ਜੀਆਂ ਜ਼ਮੀਰਾਂ ਵਾਲੇ ਫਿਰ ਪਤਾ ਹੀ ਐ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਭਗਵੰਤ ਫਿਰ ਮਰਿਆ ਜਾ ਤੁਰਿਆ ਫਿਰਦਾ ਬੰਦਾ ਮਰੀ ਜ਼ਮੀਰ ਵਾਲੇ ਜਿਹੜੇ ਬੰਦੇ ਆ ਫਿਰ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦੇ ਆ ਸਰੀਰ ਲਾਸ਼ ਹੀ ਐ ਫਿਰ ਆਪਣਾ ਹੀ ਬੋਝ ਜਿਹਾ ਢੋਂਦਾ ਬੰਦਾ ਬੋਝ ਜਿਹਾ ਹੀ ਹੁੰਦਾ ਜ਼ਿੰਦਗੀ ਦਾ ਕੋਈ ਸਵਾਦ ਥੋੜਾ ਹੁੰਦਾ ਬਹੁਤੇ ਬੰਦੇ ਬੋਝ ਜਿਹਾ ਲੈ ਕੇ ਤੁਰੇ ਫਿਰਦੇ ਆ ਸਰੀਰ ਵੀ ਬੋਝ ਹੈ ਰਿਸ਼ਤੇ ਵੀ ਬੋਝ ਹੀ ਨੇ ਬਸ ਕੀ ਕਰਦਾ ਬਸ ਜੀ ਨਿਭਾਉਣੇ ਨੇ ਜੀ ਹੁਣ ਤੇ ਨਿਭਾਵਾਂਗੇ ਜੀ ਹੋਰ ਕੀ ਹੈ ਪਰ ਬੋਝ ਹੈ ਇਹਨੂੰ ਕਹਿੰਦੇ ਨੇ ਆਪਣੀ লাশ ਨੂੰ ਆਪ ਹੀ ਚੁੱਕੀ ਫਿਰਦਾ ਹੈ ਇਹ ਤੈਨੂੰ ਸਰੀਰ লাশ ਬਣਨ ਲਈ ਨਹੀਂ ਸੀ ਮਿਲਿਆ ਇਹ ਤੇ ਦੇਹ ਸੀ ਨਾ ਇਹ ਤੇ ਤੇਜਨ ਸੀ ਇਹ ਤੇ ਘੋੜੀ ਸੀ ਜਿਵੇਂ ਸੁਣਦੇ ਸੀ ਤੁਸੀਂ ਵੀ ਇਹ ਤੇ ਘੋੜੀ ਸੀ ਤੈਨੂੰ ਰੱਬ ਤੱਕ ਪਹੁੰਚਾਣਾ ਹੀ ਇਸ ਦੇਹੀ ਨੇ ਸੀ ਇਹਨੂੰ ਤੂੰ লাশ ਬਣਾ ਲਿਆ ਇਹ ਦੇਹ ਦੇਹੀ ਦੇ ਵਿੱਚ ਜਾਨ ਖਤਮ ਕਰ ਲਈ ਤੂੰ ਤੇਰੇ ਲਈ ਦੇਹ ਹੀ ਬੋਝ ਬਣ ਗਈ ਇਹਨਾਂ ਰਿਸ਼ਤਿਆਂ ਨੇ ਤੇ ਸੁੱਖ ਦੇਣਾ ਸੀ ਤੈਨੂੰ ਇਹ ਜੱਗ ਸੱਚੇ ਕੀ ਹੈ ਕੋਠੜੀ ਇਹ ਤੇ ਕੋਠੀ ਸੀ ਸੱਚ ਦੀ ਇੱਥੇ ਸੌਦਾ ਖਰੀਦਣ ਆਇਆ ਸੀ ਸੱਚ ਦਾ ਇਹ ਤੇ ਗਲਤ ਪਾਸੇ ਪੈ ਗਿਆ ਭਾਈ ਇਹਨੂੰ ਤੇ ਤੂੰ ਮਰ ਗਿਆ ਨਾ ਅੰਦਰੋਂ ਆਪਣੀ লাশ ਆਪ ਹੀ ਚੁੱਕੀ ਫਿਰਦਾ ਬੋਝ ਰਹਿ ਗਿਆ ਹੁਣ ਤੇ ਜ਼ਿੰਦਗੀ ਬੋਝ ਬਣ ਗਈ ਬਹੁਤਿਆਂ ਬੰਦਿਆਂ ਦੀ ਜ਼ਿੰਦਗੀ ਬੋਝ ਬਣੀ ਪਈ ਹੈ ਜਿੰਨੂੰ ਮਰਜ਼ੀ ਪੁੱਛ ਲੋ ਟਾਈਮ ਜਾਂ ਪਾਸ ਕਰਦੇ ਆ ਬਸ ਬਸ ਇਦਾਂ ਨਹੀਂ ਭਾਈ ਖਿੜਿਆ ਖਿੜਿਆ ਰਹੇਗਾ ਜੇ ਗੁਰਬਾਣੀ ਦਾ ਗਿਆਨ ਲੈ ਲਿਆ ਅੰਮ੍ਰਿਤ ਛਕ ਕੇ ਵੀ ਕਹੀ ਇਦਾਂ ਹੀ ਨਹੀਂ ਜਦੋਂ ਅੰਮ੍ਰਿਤ ਛਕ ਲਿਆ ਗੁਰਬਾਣੀ ਪੜਦਾ ਫਿਰ ਤੇ ਕਾਇਮ ਹੋ ਫਿਰ ਤੇ ਫੈਸਲੇ ਵਧੀਆ ਲੈ ਫਿਰ ਤੇ ਚੱਜ ਸਿੱਖ ਨਾ ਜ਼ਿੰਦਗੀ ਜਿਉਣ ਦਾ ਫਿਰ ਤੇ ਸੋਹਣੀ ਜ਼ਿੰਦਗੀ ਜਿਉਣ ਦਾ ਭਾਈ ਇਸ ਕਰਕੇ ਦਲੇਰ ਬੰਦਿਆਂ ਦਾ ਕੰਮ ਹੁੰਦਾ ਜੀ ਕਮਜ਼ੋਰ ਦਿਲ ਵਾਲੇ ਉਹ ਇਸ ਰਾਹ ਤੇ ਤੁਰ ਨਹੀਂ ਸਕਦੇ ਗੁਰਬਾਣੀ ਦਾ ਸੱਚ ਜਾਂ ਤੇ ਕਮਜ਼ੋਰ ਬੰਦਿਆਂ ਨੂੰ ਫਿੱਟ ਨਹੀਂ ਆਉਂਦਾ ਜਾਂ ਫਿਰ ਸ਼ੈਤਾਨ ਬੰਦੇ ਹੁੰਦੇ ਨੇ ਜਿਹੜੇ ਮੰਨਣਾ ਹੀ ਨਹੀਂ ਚਾਹੁੰਦੇ ਸ਼ੈਤਾਨ ਬੰਦੇ ਵੀ ਹੁੰਦੇ ਨੇ ਮੰਨਣਾ ਨਹੀਂ ਚਾਹੁੰਦੇ ਉਹਨਾਂ ਨੂੰ ਫਿੱਟ ਨਹੀਂ ਆਉਂਦਾ ਜਾਂ ਫਿਰ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਉਹ ਨਹੀਂ ਚੱਲ ਸਕਦੇ ਉਹ ਗੁਰੂ ਸਾਹਿਬ ਦੇ ਬਚਨਾਂ ਦੇ ਅੱਗੇ ਖੜ ਨਹੀਂ ਸਕਦੇ ਕਮਜ਼ੋਰ ਨੇ ਸੋ ਇਸ ਕਰਕੇ ਗਿਆਨ ਦੀ ਹਨੇਰੀ ਆਏਗੀ ਫਿਰ ਸੱਚ ਦੀ ਵਰਖਾ ਹੋਣੀ ਹੈ ਸੱਚ ਦਾ ਮੀਂਹ ਪੈਣਾ ਹੈ ਹਾਂਜੀ ਕਹਿ ਕਬੀਰ ਮਨ ਭਇਆ ਪਰਗਾਸਾ ਉਦੈ ਭਾਨੋ ਜਬ ਚੀਨਾ ਕਹਿੰਦੇ ਚਾਨਣ ਹੀ ਚਾਨਣ ਹੋ ਗਿਆ ਹੁਣ ਜਦੋਂ ਤੋਂ ਸੱਚ ਦਾ ਸੂਰਜ ਭਾਨ ਮਤਲਬ ਸੂਰਜ ਚੜਿਆ ਜਦੋਂ ਤੋਂ ਕਹਿੰਦੇ ਹੁਣ ਤੇ ਚਾਨਣ ਹੀ ਚਾਨਣ ਹੈ ਹਰ ਪਾਸੇ ਹੁਣ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ ਐਵੇਂ ਹੀ ਭਰਮਾਂ ਵਿੱਚ ਪਏ ਸੀ ਡਰੀ ਜਾਂਦੇ ਸੀ ਹਰ ਵੇਲੇ ਉਹਦੇ ਤੋਂ ਡਰਦੇ ਉਹਦੇ ਤੋਂ ਉਹ ਨਾ ਐ ਕਰਦੇ ਉਹ ਨਾ ਐ ਕਰਦੇ ਹੁਣ ਸਭ ਡਰ ਚੁੱਕੇ ਗਏ ਜਦੋਂ ਤੋਂ ਮੇਰੇ ਗੁਰੂ ਜੀ ਤੁਹਾਡੇ ਲੜ ਲੱਗੇ ਆ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ ਆਨੰਦ ਆ ਗਿਆ ਜ਼ਿੰਦਗੀ ਜਿਉਣ ਫਿਰ ਭਾਈ ਇਹ ਆਨੰਦ ਐਸਾ ਆਉਣਾ ਹੈ ਫਿਰ ਜਿਹੜੇ ਮਰਜ਼ੀ ਹਾਲਾਤ ਹੋਣ ਹਾਲਾਤ ਜੈਸੇ ਮਰਜ਼ੀ ਹੋਣ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਫਿਰ ਫਿਰ ਡੋਲਦਾ ਨਹੀਂ ਜੀ ਜਦੋਂ ਗਿਆਨ ਦਾ ਸੱਚ ਦਾ ਨਸ਼ਾ ਹੈ ਤੇ ਬੜਾ ਕਮਾਲ ਦਾ ਨਸ਼ਾ ਹੈ ਭਾਈ ਇਹ ਲੈਂਦਾ ਥੋੜੋ ਹੈ ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਕਸ ਪਾਈਏ ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮੇਂ ਉਚਵਾਈਏ ਬਾਬਾ ਮਨ ਮਾਰੋ ਨਾਮ ਦਾ ਨਸ਼ਾ ਚੜਦਾ ਫਿਰ ਮਨ ਮਤਵਾਲਾ ਹੋ ਜਾਂਦਾ ਹੈ ਵੇ ਤੇ ਨਾਮ ਰਸ ਪੀਵੈ ਬਾਬਾ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਮਨ ਮੇਰਾ ਨਸ਼ੇ ਚ ਰਹਿੰਦਾ ਜਿਹੜੇ ਉਹ ਜੋਗੀ ਸ਼ਰਾਬਾਂ ਪੀਂਦੇ ਸੀ ਨਾ ਜੋਗੀ ਸ਼ਰਾਬਾਂ ਪੀ ਕੇ ਕਹਿੰਦੇ ਨਸ਼ਾ ਜੇ ਸੁਰਤ ਲੱਗ ਜਾਂਦੀ ਹੈ ਜੀ ਬਾਬੇ ਹੈ ਨੇ ਨਾ ਨਸ਼ਾ ਪੀਣ ਵਾਲੇ ਵੀ ਸਿੰਘੋ ਜਰਾ ਕਾਇਮ ਜੇ ਹੋਵੋ ਢਿੱਲਾ ਜਾ ਪੈ ਗਿਆ ਕੰਮ ਇੱਕ ਤੇ ਬੀਬੀਆਂ ਨੂੰ ਬੇਨਤੀ ਹੈ ਭੈਣੋ ਟਿਕ ਕੇ ਬੈਠੀਆਂ ਰਹੋ ਸਾਰੀਆਂ ਹੁਣ ਵੇਖੋ ਸਵਾ 8 ਵਜੇ ਆਪਾਂ ਸ਼ੁਰੂ ਕੀਤਾ ਸੀ ਸਵਾ 10 ਵਜ ਕੇ 2 ਘੰਟੇ ਲੱਗ ਗਏ 2 ਘੰਟੇ ਲੰਘਣ ਦਾ ਲੱਗਿਆ ਪਤਾ ਵੀ ਲੰਘ ਗਏ 2 ਘੰਟੇ ਵੇਖੋ ਲੱਗ ਗਏ 2 ਘੰਟੇ ਕਿੰਨੇ ਟਿਕਾ ਨਾਲ ਬੈਠੇ ਰਹੋ ਤੁਸੀਂ ਕਿਰਪਾ ਕਰੋ ਥੋੜੇ ਜੇ ਮਿੰਟ ਆਪਾਂ ਹੋਰ ਬੈਠੇ ਰਹੀਏ ਟਿਕਾ ਬਣਾ ਕੇ ਰੱਖਿਓ ਭੈਣਾਂ ਨੂੰ ਵੀ ਬੇਨਤੀ ਹੈ ਵੀ ਜੇ ਆਈਆਂ ਤੇ ਟਿਕ ਕੇ ਹੁਣ ਬੈਠੀਆਂ ਰਹੋ ਹਿਲਜੁਲ ਨਾ ਹੋਵੇ ਧਿਆਨ ਰੱਖਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਓਏ ਜੋਗੀਓ ਕਿਹੜੇ ਆ ਝੂਠੇ ਨਸ਼ੇ ਕਰਦੇ ਹੋ ਮੇਰਾ ਮਨ ਤੇ ਮਤਵਾਲਾ ਰਹਿੰਦਾ ਹਰ ਵੇਲੇ ਨਸ਼ੇ 'ਚ ਮਨ ਮੇਰਾ ਮਸਤ ਹੈ ਮਤਵਾਰੋ ਦਾ ਅਰਥ ਹੈ ਮਸਤ ਤੇ ਮੈਂ ਨਾਮ ਰਸ ਪੀਤਾ ਹੈ ਬਾਬਾ ਮਨ ਮਤਵਾਰ ਸਾਦਾ ਮਨ ਮਤਵਾਰ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ ਮਨ ਮਤਵਾਰ ਬਾਬਾ ਮਨ ਮਤਵਾਰ ਕਰੋ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰੋ ਬਾਬਾ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਇਹ ਇਹ ਬਾਬਾ ਕਿਨੂੰ ਕਹਿ ਰਹੇ ਆ ਪੀਣ ਵਾਲੇ ਨਹੀਂ ਹੁੰਦੇ ਜਿਹੜੇ ਮਸਤ ਜਿਹੜੇ ਸ਼ਰਾਬਾਂ ਪੀ ਕੇ ਇਹ ਕਿਹੜੇ ਲਹਿਜੇ ਚ ਗਿਆ ਇਹ ਬਾਬਾ ਜੀ ਐ ਨਹੀਂ ਗਿਆ ਇਹ ਐ ਗਿਆ ਬਾਬਿਓ ਇਸ ਲਹਿਜੇ ਚ ਗਿਆ ਜਿਵੇਂ ਆਪਾਂ ਕਿਸੇ ਨੂੰ ਮਜ਼ਾਕ ਜੇ ਚ ਨਹੀਂ ਕਹਿ ਦਿੰਦੇ ਉਹ ਬਾਬਿਓ ਕਿਵੇਂ ਆ ਐ ਨਹੀਂ ਕਹਿੰਦੇ ਆਪਾਂ ਇਹ ਇਸ ਲਹਿਜੇ ਚ ਐਸ ਲੈਂਗੇ ਚ ਨਹੀਂ ਵੀ ਬਾਬਾ ਜੀ ਐ ਨਹੀਂ ਬਾਬਿਓ ਐ ਵੀ ਜਿਵੇਂ ਵੀ ਤੂੰ ਤੇ ਬਾਬਾ ਬਣਿਆ ਫਿਰਦਾ ਹੈ ਤੂੰ ਕਹਿੰਦਾ ਮੈਨੂੰ ਜੀ ਸ਼ਰਾਬ ਪੀ ਕੇ ਲੋਰ ਆਉਂਦਾ ਹੈ ਬਾਬਾ ਕਹਿੰਦਾ ਮੈਨੂੰ ਤੇ ਇਦਾਂ ਚੜਦਾ ਨਸ਼ਾ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਨਾਮ ਰਸ ਪੀਵੇ ਫੇਰ ਕੋ ਜੀ ਨਾਮ ਬਾਬਾ ਮਨ ਪਤਵਾਰ ਬਾਬਾ ਮਨ ਪਤਵਾਰ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਭਾਰਤ ਨੇ ਕਿਹਾ ਕਹਿੰਦੇ ਉਹ ਐਸਾ ਨਸ਼ਾ ਛੜਿਆ ਐਸਾ ਮਨ ਨੂੰ ਆਨੰਦ ਹੈ ਨਾ ਦੱਸਿਆ ਥੋੜਾ ਜਾ ਸਕਦਾ ਐਸਾ ਸਹਿਜ ਐਸਾ ਟਿਕਾ ਉਹ ਗਿਆਨ ਤੋਂ ਬਾਅਦ ਹੀ ਹੋਣਾ ਜੀ ਗਿਆਨ ਲੈਣਾ ਸ਼ੁਰੂ ਕਰੋ ਸੁਣੋ ਗੁਰੂ ਜੀ ਦੇ ਬਚਨ ਸੁਣੋ ਗੁਰੂ ਜੀ ਦੇ ਬਚਨ ਪੜੋ ਗੁਰੂ ਜੀ ਦੇ ਬਚਨਾਂ ਨੂੰ ਵਿਚਾਰੋ ਫਿਰ ਅਵਸਥਾ ਕਿਦਾਂ ਦੀ ਬਣ ਜਾਂਦੀ ਹੈ ਐਸਾ ਨਸ਼ਾ ਚੜਦਾ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਿਆ ਹੋਇਆ ਆਰਾ ਜਲਾਦ ਚਲਾਉਣ ਲੱਗੇ ਐ ਸਜ਼ਾ ਮਿਲ ਚੁੱਕੀ ਹੈ ਵੀ ਮਤੀ ਦਾਸ ਦਾ ਸਰੀਰ ਆਰੇ ਨਾਲ ਚੀਰ ਦਿੱਤਾ ਜਾਵੇ ਤੇ ਭਾਈ ਮਤੀ ਦਾਸ ਜੀ ਉਸ ਵੇਲੇ ਬਾਦਸ਼ਾਹ ਨੇ ਮਤੀ ਦਾਸ ਨੂੰ ਮਨਾਇਆ ਬਹੁਤ ਸੀ ਵੀ ਮਤੀ ਦਾਸਾ ਮੰਨ ਜਾ ਮੰਨ ਜਾ ਭਾਈ ਬਹੁਤ ਲਾਲਚ ਦਿੱਤੇ ਸੀ ਵੀ ਜੇ ਮਤੀ ਦਾਸ ਵਰਗਾ ਡੋਲ ਗਿਆ ਗੁਰੂ ਸਾਹਿਬ ਦਾ ਵੀ ਹੌਸਲਾ ਜਾ ਟੁੱਟ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਮਤੀ ਦਾਸ ਮੇਰਾ ਇੱਡਾ ਖਾਸ ਬੰਦਾ ਟੁੱਟ ਗਿਆ ਹੀਰੇ ਸੀ ਹੀਰੇ ਸਾਰੇ ਕਮਾਲ ਦੇ ਉਹ ਕਿਤੇ ਡੋਲਣ ਵਾਲੇ ਟੁੱਟਣ ਵਾਲੇ ਹੈ ਹੀ ਸਾਡੇ ਵਰਗੇ ਨਕਲੀ ਨਹੀਂ ਸੀ ਅਸਲ ਵਿੱਚ ਭਰਤੀ ਹੋਈ ਉਹ ਹੋਏ ਸੀ ਜਿਹੜੇ ਹੋ ਸਕਦੇ ਸੀ ਹਰੇਕ ਨਹੀਂ ਭਰਤੀ ਹੋ ਸਕਦਾ ਹੁੰਦਾ ਜੇ ਫੌਜ ਹਰੇਕ ਨੂੰ ਭਰਤੀ ਕਰਨ ਲੱਗ ਜੇ ਨਾ ਫੇਲ ਹੋ ਜਾਏਗੀ ਫੌਜ ਜੇ ਹਰੇਕ ਨੂੰ ਭਰਤੀ ਕਰਨ ਹਰੇਕ ਨਹੀਂ ਭਰਤੀ ਹੁੰਦਾ ਯੋਗਤਾ ਹੁੰਦੀ ਹੈ ਯੋਗਤਾ ਸਾਡੇ ਤੇ ਚਲੋ ਇਹ ਸਿਸਟਮ ਹੀ ਖਤਮ ਹੋ ਗਿਆ ਨਾ ਹੁਣ ਸਿਸਟਮ ਬਦਲ ਗਿਆ ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਹਮਣੇ ਕੋਸ਼ਿਸ਼ ਕੀਤੀ ਗਈ ਵੀ ਇਹਨੂੰ ਮਤੀ ਦਾਸ ਨੂੰ ਡਲਾਓ ਜਦੋਂ ਨਾ ਡੋਲਿਆ ਫਿਰ ਮਤੀ ਦਾਸ ਨੂੰ ਕਹਿੰਦੇ ਮਤੀ ਦਾਸ ਤੇ ਦੇ ਸਰੀਰ ਦੇ ਦੋ ਫਾੜ ਕਰ ਦਿਆਂਗੇ ਚੀਰ ਦਿਆਂਗੇ ਵਿੱਚੋਂ ਚੀਰ ਦਿਆਂਗੇ ਭਾਈ ਮਤੀ ਦਾਸ ਕਹਿੰਦੇ ਕਰ ਲੋ ਭਾਈ ਜੋ ਮਰਜ਼ੀ ਕਰਨਾ ਕਰ ਲੋ ਤਨ ਨੂੰ ਚੀਰੋਗੇ ਅੰਦਰ ਵਾਲਾ ਚੀਰੇ ਨਹੀਂ ਜਾਣਾ ਤੁਹਾਨੂੰ ਜਿਵੇਂ ਆਪਾਂ ਕਿੰਨੀ ਵਾਰੀ ਮੈਂ ਸੁਣਾਇਆ ਵੀ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿੰਨਣ ਲੱਗੇ ਤੁਹਾਨੂੰ ਪਤਾ ਫਿਲਮ ਜਿਹੜੀ ਵੇਖੀ ਸੀ ਸਾਹਿਬਜ਼ਾਦਿਆਂ ਉਹਦੇ ਵਿੱਚ ਆਉਂਦਾ ਹੈ ਆ ਕੇ ਮਾਤਾ ਗੁਜਰੀ ਨੂੰ ਦੱਸਦੇ ਆ ਮਾਤਾ ਜੀ ਮਾਤਾ ਗੁਜਰ ਕੌਰ ਜੀ ਨੂੰ ਦੱਸਦੇ ਆ ਵੀ ਕੱਲ ਨੂੰ ਸਾਨੂੰ ਨੀਹਾਂ 'ਚ ਚਿੰਨ ਦਿੱਤਾ ਜਾਏਗਾ ਤੇ ਮਾਤਾ ਜੀ ਪਤਾ ਕੀ ਕਹਿੰਦੇ ਐ ਕਹਿੰਦੇ ਪੁੱਤ ਨੀਹਾਂ ਵਿੱਚ ਹੀ ਚਿੰਨਣਗੇ ਮਾਰ ਥੋੜੀ ਦੇਣਗੇ ਨੀਹਾਂ 'ਚ ਚਿੰਨਣਗੇ ਮਾਰ ਥੋੜੀ ਦੇਣਗੇ ਇਹ ਨੁਕਤਾ ਬੜਾ ਕਮਾਲ ਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਚ ਚੀਰਿਆ ਜਾਂਦਾ ਹੈ ਸਰੀਰ ਨੀਹਾਂ ਚ ਚਣਿਆ ਜਾਂਦਾ ਹੈ ਬੰਦਾ ਮਰਦਾ ਨਹੀਂ ਅੰਦਰ ਵਾਲਾ ਮਰਨ ਵਾਲੀ ਚੀਜ਼ ਹੀ ਨਹੀਂ ਮਰ ਸਕਦਾ ਹੀ ਨਹੀਂ ਅੰਦਰ ਵਾਲੇ ਨਾਲ ਜੇ ਕਨੈਕਸ਼ਨ ਬਣ ਜੇ ਲੋ ਇੱਕ ਸ਼ਬਦ ਸੁਣ ਲਓ ਪੂਰਾ ਕਿਉਂਕਿ ਅਰਥ ਕਰਨ ਦਾ ਟਾਈਮ ਨਹੀਂ ਸਿੱਧਾ ਜਿਹਾ ਸਮਝ ਆ ਜਾਂਦੀ ਹੈ ਕਿ ਵੇਖਣ ਨੂੰ ਲੱਗਦਾ ਬੰਦਾ ਮਰ ਗਿਆ ਵੇਖਣ ਨੂੰ ਲੱਗਦਾ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਪਵਨੇ ਮੈਂ ਪਵਨ ਸਮਾਇਆ ਜੋ ਸੁਣਿਓ ਸ਼ਬਦ ਪੂਰਾ ਸੁਣ ਲਿਓ ਕਲੀਅਰ ਇਹਦੇ ਵਿੱਚ ਗੁਰੂ ਜੀ ਕਹਿੰਦੇ ਐ ਕਹਿੰਦੇ ਹਵਾ ਹਵਾ 'ਚ ਮਿਲ ਗਈ ਹੁਣ ਆਪਾਂ ਸਾਹ ਲੈਨੇ ਆ ਦੇਖਿਓ ਆਪਾਂ ਸਾਹ ਅੰਦਰ ਖਿੱਚਿਆ ਬਾਹਰ ਗਿਆ ਹਵਾ ਅੰਦਰ ਗਈ ਬਾਹਰ ਗਈ ਜਿਹੜੀ ਬਾਹਰ ਗਈ ਮਰ ਥੋੜਾ ਗਈ ਸਾਹ ਸਾਡਾ ਮਰਿਆ ਥੋੜਾ ਇੱਥੇ ਕਿਤੇ ਐ ਦਿਸਦਾ ਨਹੀਂ ਇਹਦਾ ਮਤਲਬ ਇਹ ਥੋੜਾ ਵੀ ਮਰ ਗਿਆ ਇਦਾਂ ਹੀ ਹੈ ਪੰਜੇ ਤੱਤ ਮਿਲ ਜਾਣੇ ਇੱਕ ਦੂਜੇ ਵਿੱਚ ਇਹਦਾ ਅਰਥ ਇਹ ਨਹੀਂ ਮਰ ਗਏ ਤੱਤ ਮਰਦੇ ਨਹੀਂ ਅੰਦਰ ਵਾਲਾ ਜਿਹੜੀ ਜੋਤ ਹੈ ਉਹਨੇ ਮਰਨਾ ਥੋੜਾ ਉਹਦੇ ਨਾਲ ਕਨੈਕਸ਼ਨ ਬਣਿਆ ਹੋਏਗਾ ਤਾਂ ਹੀ ਤੇ 10 ਸ਼ਰੀਰ ਬਦਲਦੇ ਗੁਰੂ ਸਾਹਿਬ ਨੇ ਅੰਦਰ ਵਾਲੇ ਨਾਲ ਕਨੈਕਸ਼ਨ ਸੀ ਪਤਾ ਸੀ ਵੀ ਸ਼ਰੀਰ ਹੀ ਮਰਨ ਲੱਗਿਆ ਦੂਜਾ ਫੇਰ ਜੂ ਤੀਜਾ ਆਜੂ ਚੌਥਾ ਆਜੂ 10 ਪਾਸ਼ਾਈਆਂ 10 ਸ਼ਰੀਰ 10 ਦੇਹਾਂ ਜੋਤ ਇੱਕ ਹੈ ਸੋਚ ਇੱਕ ਹੈ ਵਿਚਾਰ ਇੱਕ ਹੈ ਜਾ ਕੇ ਕਿੱਥੇ ਖਾਲਸਾ ਸਾਜਿਆ ਅੰਦਰ ਵਾਲਾ ਨਹੀਂ ਮਰਦਾ ਆ ਸ਼ਬਦ ਵਿੱਚ ਬਿਲਕੁਲ ਕਲੀਅਰ ਹੁੰਦਾ ਹੈ ਪੂਰਾ ਸ਼ਬਦ ਇੱਕ ਵਾਰ ਸੁਣ ਲਓ ਫਿਰ ਇਤਿਹਾਸ ਥੋੜਾ ਜਿਹਾ ਬਸ 5-7 ਮਿੰਟ ਇਤਿਹਾਸ ਮੈਂ ਥੋੜਾ ਜਿਹਾ ਸੁਣਾਉਣਾ ਹੈ ਟਿਕ ਕੇ ਸੁਣੋ ਪਵਨੇ ਮਹਿ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਏ ਮਾਟੀ ਮਾਟੀ ਹੋਈ ਕੋ ਰੋਵਨ ਹਾਰ ਕੀ ਕਹੋ ਨਟੇ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲੋ ਕਰੋ ਵਿਚਾਰਾ ਇਹ ਤਾਂ ਚਲ ਤੂੰ ਪਿਆ ਕਹਿੰਦੇ ਬ੍ਰਹਮ ਗਿਆਨੀਆਂ ਨਾਲ ਬਹਿ ਕੇ ਵਿਚਾਰ ਕਰ ਤੈਨੂੰ ਪਤਾ ਲੱਗੇਗਾ ਵੀ ਇਦਾਂ ਹੀ ਹੋਣਾ ਸੀ ਇਹ ਸਾਰਾ ਕੁਝ ਇਦਾਂ ਹੀ ਹੁੰਦਾ ਹੈ ਹੁਣ ਅਸੀਂ ਬ੍ਰਹਮ ਗਿਆਨੀ ਬਾਹਰ ਲੱਭਦੇ ਫਿਰਦੇ ਆ ਬ੍ਰਹਮ ਗਿਆਨੀ ਆ ਸੀ ਜਿਨ੍ਹਾਂ ਨਾਲ ਵਿਚਾਰ ਕਰਨੀ ਸੀ ਆ ਨੇ 35 ਬ੍ਰਹਮ ਗਿਆਨੀ ਅਸੀਂ ਨਕਲੀ ਬ੍ਰਹਮ ਗਿਆਨੀ ਬਣਾਈ ਫਿਰਦੇ ਆ ਇੱਥੇ ਇਹਨਾਂ ਨੂੰ ਪੁੱਛਦਾ ਇਹ ਤੈਨੂੰ ਚੰਗੀ ਤਰ੍ਹਾਂ ਦਿਮਾਗ 'ਚ ਨਾ ਵਾੜਦੇ ਤਾਂ ਕੀ ਤੂੰ ਗੁਰਬਾਣੀ ਦਾ ਗਿਆਨ ਲੈ ਬ੍ਰਹਮ ਗਿਆਨੀਆਂ ਆ ਬ੍ਰਹਮ ਗਿਆਨੀਆਂ ਦੀ ਸੁਣ ਨਾ ਤੇਰੇ ਦਿਮਾਗ 'ਚ ਵੜੀ ਤਾਂ ਕੀ ਤੂੰ ਹੋਰ ਬ੍ਰਹਮ ਗਿਆਨੀਆਂ ਤੋਂ ਮੱਥਾ ਟੇਕਦਾ ਰਿਹਾ ਆ ਬ੍ਰਹਮ ਗਿਆਨੀ ਨੇ ਭਗਤ ਕਬੀਰ ਸਾਹਿਬ ਬ੍ਰਹਮ ਗਿਆਨੀ ਨੇ ਫਰੀਦ ਸਾਹਿਬ ਬ੍ਰਹਮ ਗਿਆਨੀ ਨੇ ਗੁਰੂ ਨਾਨਕ ਨੇ ਬ੍ਰਹਮ ਗਿਆਨੀ ਬ੍ਰਹਮ ਦਾ ਗਿਆਨ ਕਰਾ ਦੇਣਗੇ ਤੈਨੂੰ ਇੱਕ ਵਾਰੀ ਅੱਖਾਂ ਖੋਲ ਦੇਣਗੇ ਤੇਰੀਆਂ ਤੂੰ ਸਾਡੇ ਵਰਗਿਆਂ ਨੂੰ ਬ੍ਰਹਮ ਗਿਆਨੀ ਕਹੀ ਜਾਂਦਾ ਹੈ ਦਵਾਨੀ ਦਾ ਪਤਾ ਨਹੀਂ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਜਿਨ੍ਹਾਂ ਨੂੰ ਉਹਨਾਂ ਨੂੰ ਬ੍ਰਹਮ ਗਿਆਨੀ ਸਮਝੀ ਜਾ ਕੇ ਬੈਠਾ ਤੂੰ ਬ੍ਰਹਮ ਗਿਆਨੀਆਂ ਨਾਲ ਕਿਤੇ ਵਿਚਾਰ ਕਰੇ ਆਪ ਸਵਾਲ ਤੁਸੀਂ ਕੁਐਸਚਨ ਖੜਾ ਕਰੋ ਆਪਣੇ ਅੰਦਰ ਸਵਾਲ ਖੜਾ ਕਰੋ ਵੀ ਬੰਦਾ ਮਰਦਾ ਨਹੀਂ ਅੰਦਰ ਵਾਲੀ ਅੰਦਰ ਵਾਲਾ ਮਰਦਾ ਨਹੀਂ ਕਹਿੰਦੇ ਨਹੀਂ ਫਿਰ ਤੁਸੀਂ ਇਹ ਸਵਾਲ ਗੁਰੂ ਗ੍ਰੰਥ ਸਾਹਿਬ ਚੋਂ ਹੱਲ ਕਰਾਇਓ ਸਹਿਜ ਪਾਠ ਕਰਿਓ ਤੁਹਾਡਾ ਸਵਾਲ ਹੱਲ ਕਰ ਦੇਣਗੇ ਵੀ ਅੰਦਰ ਵਾਲੀ ਜੋਤ ਨਾਲ ਕਨੈਕਸ਼ਨ ਬਣ ਜਾਏਗਾ ਫਿਰ ਬੂੰਦ ਨੂੰ ਪਤਾ ਲੱਗ ਜਾਣਾ ਮੈਂ ਸਾਗਰ ਵਿੱਚ ਮਿਲ ਗਈ ਸਾਗਰ ਖਤਮ ਨਹੀਂ ਹੁੰਦਾ ਅੰਸਾਵੇਂ ਕਹੋ ਕਬੀਰੇ ਨਾਮ ਕੀ ਅੰਸ ਇਸ ਟੌਪਿਕ ਤੇ ਕੱਲ ਥੋੜੀ ਜੀ ਗੱਲ ਕਰਾਂਗੇ ਜੇ ਯਾਦ ਰਿਹਾ ਮੇਰੇ ਲੋ ਹੁਣ ਸੁਣਿਓ ਆ ਸ਼ਬਦ ਪੂਰਾ ਸੁਣ ਲਓ ਕੌਣ ਬੂਆ ਰੇ ਕੌਣ ਬੂਆ ਐਵੇਂ ਕਹੀ ਜਾਂਦਾ ਮਰ ਗਿਆ ਮਰ ਗਿਆ ਕਹਿੰਦੇ ਕੌਣ ਬੂਆ ਕਿਹੜਾ ਮਰਿਆ ਇੱਥੇ ਤੂੰ ਕਿਤੇ ਬ੍ਰਹਮ ਗਿਆਨੀਆਂ ਨਾਲ ਗੱਲ ਕਰਕੇ ਵੇਖੇ ਤੈਨੂੰ ਪਤਾ ਲੱਗੇ पढ़ो कौन मुआ कौन मुआ रे कौन मुआ ब्रह्म ज्ञानी मिल करो बिचारा यह तो चलत पया अगली किछ खबर न पाई रोवन हार पे उठ से धाई परम मोह के बांधे बंदो सुपन पया पखलाए अंद एह तो रचन रचया करतार ਆਵਤ ਜਾਵਤ ਹੁਕਮ ਆਪਾ ਨਹ ਕੋ ਮੂਆ ਨਾ ਮਰਨੇ ਜੋਗ ਨਹ ਬਿਨ ਸੈ ਅਬ ਨਾਸੀ ਹੋਗ ਨਹ ਕੋ ਮੂਆ ਨਹ ਮਰਨੇ ਜੋਗ ਉਹ ਕਹਿੰਦੇ ਮਰਦਾ ਨਹੀਂ ਇੱਥੇ ਅਬਨਾਸੀ ਹੈ ਨਾ ਇਹ ਨਾ ਨਾਸ ਹੋਣ ਵਾਲੀ ਚੀਜ਼ ਹੈ ਜਿਹੜਾ ਅੰਦਰ ਵਾਲਾ ਹੈ ਜਿਹੜਾ ਅੰਦਰ ਹੈ ਸਰੀਰ ਨਹੀਂ ਜੀ ਸਰੀਰ ਦਾ ਨਾਂ ਹੈ ਇਹਦਾ ਆ ਹੱਡ ਚ ਕੁਛ ਨਹੀਂ ਅੰਦਰ ਵਾਲਾ ਜੀ ਉਹਦੀ ਗੱਲ ਚੱਲਦੀ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਉਹਦੇ ਨਾਲ ਜੋੜਦੇ ਆ ਅੰਦਰ ਵਾਲੇ ਨਾਲ ਹਾਂਜੀ ਜੋ ਇਹੋ ਜਾਣਾ ਸੋਏ ਹੋਣਾ ਹੈ ਜੋ ਤੂੰ ਸਮਝ ਰਿਹਾ ਇਹ ਹੈ ਨਹੀਂ ਜੋ ਇਹ ਜਾਣੋ ਸੋਏ ਨਾ ਜੋ ਤੂੰ ਜਾਣਦਾ ਹੈ ਇਹ ਉਹ ਹੈ ਨਹੀਂ ਫਿਰ ਫਿਰ ਜੋ ਇਹ ਜਾਣਾ ਸੋਏ ਨਾ ਹੈ ਜਾਣਨ ਹਾਰੇ ਕੋ ਬਲ ਜਾਣ ਭਲੇ ਹਾਰੇ ਜਾਈ ਉਹਦੇ ਤੋਂ ਜਿਹੜਾ ਜਾਣ ਗਿਆ ਜੋ ਸੱਚ ਸਮਝ ਗਿਆ ਅਸਲੀਅਤ ਨੂੰ ਸਮਝ ਗਿਆ ਉਹਦੇ ਤੋਂ ਭਲੇ ਹਾਰੇ ਜਾਈ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਸਾਡੇ ਮਨ ਦੇ ਸਾਰੇ ਡਾਊਟ ਕੱਢਤੇ ਸ਼ੰਕੇ ਕੱਢਤੇ ਭਰਮ ਕੱਢਤਾ ਕਿੰਨੇ ਗੁਰੂ ਨੇ ਕਹੋ ਨਾਨਕ ਇਹ ਭਰਮ ਚੁਕਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਗੁਰੂ ਨੇ ਭਰਮ ਕੱਢਤਾ ਗੁਰੂ ਨੇ ਦੱਸਤਾ ਵੀ ਕੋਈ ਮਰਦਾ ਜੰਮਦਾ ਨਹੀਂ ਦਿਮਾਗ 'ਚ ਵੜ ਗਈ ਗੱਲ ਇਹ ਸਾਰਾ ਕੁਝ ਭਾਈ ਮਤੀ ਦਾਸ ਵਰਗਿਆਂ ਦੀ ਸੁਰਤ ਵਿੱਚ ਵਸਿਆ ਹੋਇਆ ਹੈ ਉਹ ਕਹਿੰਦੇ ਤੁਹਾਨੂੰ ਆਰੇ ਨਾਲ ਚੀਰਾਂਗੇ ਕਹਿੰਦੇ ਤਨ ਚੀਰੋਗੇ ਅੰਦਰ ਵਾਲਾ ਕਿਵੇਂ ਚੀਰ ਦੋਗੇ ਸਰੀਰ ਹੀ ਚੀਰੋਗੇ ਅੰਦਰ ਵਾਲਾ ਥੋੜਾ ਚੀਰਿਆ ਜਾਣਾ ਚਲੋ ਜੀ ਭਾਈ ਮਤੀ ਦਾਸ ਜੀ ਜਦੋਂ ਅੜ ਗਏ ਆਪਣੀ ਗੱਲ ਤੇ ਵੀ ਮੈਂ ਹੁਣ ਮਰਨੀ ਮਰ ਜਾਣਾ ਪਰ ਮੈਂ ਸਿੱਖੀ ਨਹੀਂ ਛੱਡਣੀ ਧਰਮ ਪਿਆਰਾ ਲੱਗਦਾ ਫਿਰ ਸਿਰ ਦੇ ਉੱਤੇ ਕਹਿੰਦੇ ਆਰਾ ਰੱਖਣ ਲੱਗੇ ਕਹਿੰਦੇ ਮਤੀ ਦਾਸਾ ਤੇਰੀ ਅੰਤਮ ਇੱਛਾ ਦੱਸ ਕੀ ਹੈ ਧਿਆਨ ਨਾਲ ਸੁਣਿਓ ਭਾਈ ਬੰਦੀ ਦਾਸ ਜੀ ਕਹਿਣ ਲੱਗੇ ਮੇਰੀ ਅੰਤਮ ਇੱਛਾ ਹੈ ਵੀ ਮੇਰਾ ਮੇਰੇ ਗੁਰੂ ਜੀ ਵੱਲ ਮੂੰਹ ਕਰ ਦਿਓ ਪਿੰਜਰੇ ਵੱਲ ਪਿੰਜਰੇ ਵੱਲ ਐ ਮੂੰਹ ਘੁਮਾਤਾ ਸਾਹਮਣੇ ਗੁਰੂ ਜੀ ਸੀ ਹੁਣ ਇਹਨੇ ਮਤੀ ਦਾਸ ਨੇ ਗੁਪਤ ਬੇਨਤੀ ਕੀਤੀ ਇੱਕ ਇਸ਼ਾਰਾ ਇਹਨੇ ਕਿਹਾ ਮਹਾਰਾਜ ਜਿੱਥੇ ਜਾਂਦੇ ਸੀ ਪੁੱਛ ਕੇ ਜਾਂਦੇ ਸੀ ਅੱਜ ਵੀ ਕੋਈ ਦੱਸੋ ਸਮਝ ਗਏ ਗੁਰੂ ਸਾਹਿਬ ਨੂੰ ਇਦਾਂ ਦਿਸਦੇ ਨੇ ਮਹਾਰਾਜ ਇਹਨੇ ਇਦਾਂ ਬੇਨਤੀ ਕੀਤੀ ਜਿੱਥੇ ਗਏ ਆ ਆਗਿਆ ਲੈ ਕੇ ਪੁੱਛ ਕੇ ਗਏ ਅੱਜ ਚੱਲੇ ਆ ਅੱਜ ਦੱਸ ਦਿਓ ਕੁਝ ਐਸੀ ਟੈਲੀਪੈਥੀ ਜਿਹਨੂੰ ਕਹਿੰਦੇ ਆ ਉਹ ਭਾਵ ਮਤੀ ਦਾਸ ਦੇ ਗੁਰੂ ਜੀ ਤੱਕ ਪਹੁੰਚੇ ਗੁਰੂ ਜੀ ਨੇ ਕੇਸਾਂ ਚੋਂ ਕੰਗਾ ਕੱਢਿਆ ਕੇਸਾਂ ਚੋਂ ਕੰਗਾ ਕੱਢ ਕੇ ਦੰਦਿਆਂ ਤੇ ਉਂਗਲ ਫੇਰੀ ਦੰਦਿਆਂ ਤੇ ਉਂਗਲ ਫੇਰ ਕੇ ਗੁਰੂ ਜੀ ਨੇ ਫੇਰ ਕੇਸਾਂ ਦੇ ਵਿੱਚ ਸਜਾ ਕੇ ਇੰਨੇ ਨਾਲ ਹੀ ਸਮਝਾਤਾ ਮਤੀ ਦਾਸ ਨੂੰ ਇੰਨੇ ਨਾਲ ਹੀ ਸਮਝਾ ਕੀ ਸਮਝਾਤਾ ਵੀ ਮਤੀ ਦਾ ਸਾਹ ਦੋ ਪੈਸੇ ਦੀ ਲੱਕੜੀ ਬਾਕੀਆਂ ਨੂੰ ਨਹੀਂ ਪਤਾ ਲੱਗਾ ਦੋ ਪੈਸੇ ਦੀ ਲੱਕੜੀ ਐ ਮੇਰੇ ਸਿਰ ਤੇ ਬੈਠੀ ਐ ਪਤਾ ਕਿਉਂ ਕਿਉਂਕਿ ਇਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਐ ਕੰਗਾ ਤੇ ਬਣਦਾ ਹੀ ਤਾਂ ਜੇ ਆਰੀ ਫਰਵਾਉ ਹੈ ਤੇ ਲੱਕੜੀ ਹੋਈ ਐ ਅੱਜ 2 ਰੁਪਈਆ ਦਾ ਆ ਜਾਂਦਾ 5 ਦਾ ਆ ਜਾਂਦਾ 10 ਰੁਪਏ ਦਾ ਕੰਗਾ ਆ ਜਾਂਦਾ ਉਦੋਂ ਉਦੋਂ ਸਸਤਾ ਹੋਣਾ ਵਿਵੇਕ ਮੇਰੇ ਸਿਰ ਤੇ ਬਹਿ ਗਈ ਨਾ ਲੱਗਣੀ ਆਰੀ ਫਰਵਾਈ ਹੈ ਤਾਂ ਫਰਵਾਲਾ ਆ ਜਾਰੀ ਸਾਰੀ ਦੁਨੀਆ ਨੇ ਕੌਮ ਨੇ ਸੱਚੇ ਜਿੰਨੇ ਵੀ ਨੇ ਉਹਨਾਂ ਨੇ ਤੈਨੂੰ ਸਿਰ ਤੇ ਬਾਹ ਲੈਣਾ ਸਾਬ ਸ੍ਰੀ ਅਕਾਲ ਤੈਨੂੰ ਸਿਰ ਤੇ ਬਾਹ ਲੈਣਾ ਤੂੰ ਅੱਜ ਆਰੀ ਫਰਮਾਗਾ ਫਿਰ ਕਹਿੰਦੇ ਭਾਈ ਮੰਦੀ ਦਾਸ ਜੀ ਕਹਿੰਦੇ ਲਓ ਜੀ ਆਜੋ ਅੰਤਮ ਇੱਛਾ ਤੇ ਉਹਨਾਂ ਨੇ ਪੁੱਛ ਲਈ ਸੀ ਗੁਰੂ ਸਾਹਿਬ ਵੱਲ ਮੂੰਹ ਕਰ ਦੋ ਉਹਨਾਂ ਨੂੰ ਗੱਲ ਹੀ ਬੜੀ ਚੰਗੀ ਲੱਗੇ ਮਤੀ ਦਾਸ ਨਾਲ ਗੱਲਾਂ ਕਰਨ ਦਾ ਸਵਾਦ ਬੜਾ ਆਵੇ ਸਿੱਖ ਦੀਆਂ ਗੱਲਾਂ ਸੱਚੀ ਹੁੰਦੀਆਂ ਹੀ ਬੜੀਆਂ ਸਵਾਦ ਦੀਆਂ ਹੋਵੇ ਸਿੱਖ ਸਿੱਖ ਦੀਆਂ ਗੱਲਾਂ ਸਵਾਦ ਲੀਆਂ ਹੁੰਦੀਆਂ ਨੇ ਰੋਂਦੂ ਨਹੀਂ ਹੁੰਦਾ ਸਿੱਖ ਬੋਰਿੰਗ ਨਹੀਂ ਹੁੰਦਾ ਬੋਰਿੰਗ ਨਹੀਂ ਹੁੰਦੇ ਕਈ ਬੰਦੇ ਬੋਰ ਜਾ ਕਰ ਦਿੰਦੇ ਨੇ 5 ਮਿੰਟ ਬਹਿ ਜਾਓ ਮਨ ਕਾਲਾ ਪੈਣ ਲੱਗ ਜਾਂਦਾ ਗੁਰੂ ਦੇ ਸਿੱਖ ਹੋਣਗੇ ਜੇ ਗੁਰਬਾਣੀ ਦਾ ਗਿਆਨ ਲੈਣ ਵਾਲੇ ਸਮਝਣ ਵਾਲੇ ਉਹ ਸਵਾਦ ਦਿੰਦੇ ਆ ਬੜਾ ਆਨੰਦ ਆਉਂਦਾ ਉਹਨਾਂ ਦੀ ਗੱਲ ਸੁਣ ਗੱਲ ਕਿਉਂਕਿ ਸੱਚ ਸੱਚ ਤੇ ਬੜਾ ਸਵਾਦ ਹੀ ਹੈ ਸੱਚ ਤੇ ਪਿਆਰਾ ਹੀ ਲੱਗਦਾ ਉਹਨਾਂ ਨੇ ਜਾਣ ਕੇ ਪੁੱਛ ਲਿਆ ਕਹਿੰਦੇ ਮਤੀ ਦਾਸਾ ਤੇਰੀ ਦੂਜੀ ਅੰਤਮ ਇੱਛਾ ਹਾਲਾਂਕਿ ਹੁੰਦੀ ਨਹੀਂ ਦੂਜੀ ਅੰਤਮ ਇੱਛਾ ਦੱਸ ਕੀ ਹੈ ਮਤੀ ਦਾਸ ਕਹਿੰਦਾ ਆਰੇ ਦੇ ਦੰਦੇ ਤਿੱਖੇ ਕਰ ਲੋ ਖੁੰਡੇ ਹੋਏ ਪਏ ਆ ਬੜਿਆਂ ਨੂੰ ਚੀਰਿਆ ਤੁਸੀਂ ਆਰੇ ਦੇ ਦੰਦੇ ਤਿੱਖੇ ਕਰ ਲੋ ਮੈਂ ਆਪਣਾ ਮਨ ਤਿੱਖਾ ਕਰ ਲਾਂ ਕਹਿੰਦੇ ਮਨ ਤਿੱਖਾ ਕਾਦ ਨਾ ਕਰੇਗਾ ਸਾਡੇ ਕੋਲ ਤੇ ਚੱਲ ਅਸੀਂ ਤੇ ਦੰਦੇ ਤਿੱਖੇ ਕਰ ਲਾਂਗੇ ਤੂੰ ਕਹਿੰਦਾ ਮੈਂ ਜਪਜੀ ਸਾਹਿਬ ਨਾਲ ਆਪਣਾ ਮਨ ਤਿੱਖਾ ਕਰ ਲਾਂ ਸ੍ਰੀ ਅਕਾਲ ਲਓ ਜੀ ਭਾਈ ਮੰਦੀ ਦਾਸ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਉਹਨਾਂ ਨੇ ਆਰੇ ਦੇ ਦੰਦੇ ਤਿੱਖੇ ਕਰਨੇ ਸ਼ੁਰੂ ਕਰਤੇ ਦੰਦੇ ਤਿੱਖੇ ਹੋ ਕੇ ਕਹਿੰਦੇ ਫੇਰ ਫੇਰ ਫੇਰ ਫੇਰ ਪਹਿਰੇਦਾਰ ਵੈਸੇ ਕਹਿੰਦੇ ਜੀ ਤੀਜੀ ਅੰਤਮ ਇੱਛਾ ਕੀ ਹੈ ਮਤੀ ਦਾਸ ਕਹਿੰਦਾ ਹੈ ਤੀਜੀ ਅੰਤਮ ਇੱਛਾ ਇਹ ਹੈ ਵੀ ਚੀਰ ਸਿੱਧਾ ਰੱਖਿਓ ਕਹਿੰਦੇ ਚੀਰ ਕਿਵੇਂ ਕਿਵੇਂ ਕਿਵੇਂ ਕਿਵੇਂ ਬਈ ਆ ਕੀ ਕਹਿੰਦਾ ਹੈ ਕਹਿੰਦਾ ਚੀਰ ਸਿੱਧਾ ਰੱਖਿਓ ਮੈਨੂੰ ਹੱਥ ਜੇ ਤੁਹਾਡੇ ਕੰਬਦੇ ਜਾਪਦੇ ਐ ਐ ਕੰਬੀ ਜਾਂਦੇ ਹੋ ਹੱਥ ਤੁਹਾਡੇ ਕੰਬ ਜਾਣੇ ਐ ਚੀਰ ਟੇਡਾ ਹੋ ਜਾਣਾ ਚੀਰ ਡਿੱਗਾ ਕਰ ਦਿਓਗੇ ਟੇਡਾ ਕਰ ਦਿਓਗੇ ਇਤਿਹਾਸ ਸਿੱਖਾਂ ਦਾ ਵਿਗੜ ਜਾਏਗਾ ਚੀਰ ਤੁਹਾਡੇ ਤੋਂ ਟੇਡਾ ਹੋ ਜਾਣਾ ਹੈ ਇਤਿਹਾਸ ਸਿੱਖਾਂ ਦਾ ਵਿਗੜ ਜੂ ਕਹਿੰਦੇ ਕਿਵੇਂ ਇਤਿਹਾਸ ਵਿਗੜ ਜੂ ਲੋਕ ਕਹਿਣਗੇ ਮਤੀ ਦਾਸ ਆਰੇ ਥੱਲੇ ਹਿੱਲਿਆ ਹੋਣਾ ਹੈ ਤਾਂ ਹੀ ਤੀਰ ਟੇਡਾ ਹੋ ਗਿਆ ਹੱਥ ਤੁਹਾਡੇ ਕੰਬਦੇ ਐ ਯਾਰ ਚੀਰ ਸਿੱਧਾ ਰੱਖਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਮਾਲ ਦੀ ਗੱਲ ਇਹ ਬ੍ਰਹਮ ਗਿਆਨ ਹੈ ਇੱਥੇ ਬ੍ਰਹਮ ਗਿਆਨ ਦਾ ਪਤਾ ਲੱਗਦਾ ਹੈ ਹਰ ਸਿਚੁਏਸ਼ਨ ਵਿੱਚ ਚੜ੍ਹਦੀ ਕਲਾ ਹਰ ਹਾਲਾਤ ਵਿੱਚ ਖੁਸ਼ ਉਹ ਕਹਿ ਸਕਦਾ ਆਨੰਦ ਭਇਆ ਮੇਰੀ ਮਾਏ ਕਿਉਂ ਨਹੀਂ ਸਤਿਗੁਰੂ ਮੈਂ ਪਾਇਆ ਅਕਲ ਹੈ ਜਿਹਨੂੰ ਆਰੇ ਥੱਲੇ ਖੜਨ ਦੀ ਅਕਲ ਹੈ ਸੋਚ ਕੇ ਵੇਖੋ ਫਿਰ ਉਹਨੂੰ ਖਾਣ ਦੀ ਅਕਲ ਨਹੀਂ ਹੋਣੀ ਉਹਨੂੰ ਸੌਣ ਦੀ ਅਕਲ ਨਹੀਂ ਹੋਣੀ ਉਹਨੂੰ ਰਿਸ਼ਤੇ ਨਿਭਾਉਣ ਦੀ ਅਕਲ ਨਹੀਂ ਹੋਣੀ ਤੁਹਾਨੂੰ ਕੀ ਲੱਗਦਾ ਉਹਨੂੰ ਕੰਮ ਕਰਨ ਦੀ ਅਕਲ ਨਹੀਂ ਹੋਣੀ ਜਿਹੜਾ ਨਿੱਕੀਆਂ ਗੱਲਾਂ 'ਚ ਪੂਰੀ ਅਕਲ ਰੱਖਦਾ ਹੈ ਤਵੀ ਤੇ ਵੀ ਉਹ ਵੀ ਉਹੀ ਬਹਿ ਸਕਦਾ ਆਰੇ ਥੱਲੇ ਉਹ ਖੜ ਸਕਦਾ ਹੈ ਜਿਹੜਾ ਵੱਡੀਆਂ ਵੱਡੀਆਂ ਭੀੜਾਂ ਵਿੱਚ ਕਾਲਾ ਨਾ ਪਵੇ ਤੁਹਾਨੂੰ ਕੀ ਲੱਗਦਾ ਹੈ ਸੋਚ ਕੇ ਵੇਖਿਓ ਇੱਥੇ ਭੀੜ ਪੈ ਗਈ ਜ਼ਿਆਦਾ ਮੱਥਾ ਟੇਕਣ ਲੱਗਿਆਂ ਦੀ ਸੁਣਿਓ ਧਿਆਨ ਨਾਲ ਵਿੱਚ ਕਈ ਬੰਦੇ ਕਾਲੇ ਪੈ ਗਏ ਯਾਰ ਕਿੱਥੇ ਫਸ ਗਏ ਰਸ਼ ਬਾਲਾ ਪੈ ਗਿਆ ਮੱਥਾ ਟੇਕਣਾ ਹੈ ਛੱਡ ਪਰੇ ਟੇਕਦੇ ਹੀ ਨਹੀਂ ਉਹ ਵਈ ਬਹਿ ਜਾਓ ਵਿੱਚ ਛੱਡ ਪਰੇ ਇੱਥੇ ਟੇਕ ਐ ਹੋ ਗਿਆ ਜਿਹੜਾ ਬੰਦਾ ਇੰਨੀ ਇੱਥੇ ਕਾਲਾ ਪੈਂਦਾ ਹੈ ਉਹ ਆਰੇ ਥੱਲੇ ਕਿਵੇਂ ਖੜ ਜਾ ਤੁਸੀਂ ਕਹੋਗੇ ਵੀ ਇਹਦੇ ਨਾਲ ਆਰੇ ਦਾ ਕੀ ਮਤਲਬ ਹੈ ਬਿਲਕੁਲ ਜਿਹੜਾ ਇੱਥੇ ਐਡਜਸਟ ਨਹੀਂ ਕਰ ਸਕਿਆ ਆਰੇ ਥੱਲੇ ਕੀ ਐਡਜਸਟ ਕਰ ਲੂ ਆਖੋ ਸਤਨਾਮ ਜਿਹਦਾ ਦਿਮਾਗ ਇੰਨਾ ਫਲੈਕਸੀਬਲ ਨਹੀਂ ਹੈ ਹਾਲਾਤ ਨੇ ਸਿਚੁਏਸ਼ਨ ਹੈ ਅਸੀਂ ਭੀੜ 'ਚ ਫਸ ਗਏ ਮਜਬੂਰੀ ਹੈ ਗਰਮੀ ਹੈ ਜਿਹੜਾ ਬੰਦਾ ਗਰਮੀ 'ਚ ਨਹੀਂ ਬਹਿ ਸਕਦਾ ਤਵੀ ਤੇ ਕੀ ਬਹਿ ਜੂ ਜਿਹੜਾ ਨਿੱਕੀ ਜੀ ਗੱਲ 'ਚ ਕਾਲਾ ਪੈਂਦਾ ਵੱਡੀ ਜੀ ਗੱਲ 'ਚ ਕਾਲਾ ਨਹੀਂ ਪਊ ਸੋਚ ਕੇ ਵੇਖੋ ਜਿਹੜਾ ਨਿੱਕੀ ਜੀ ਸਿਚੁਏਸ਼ਨ ਦੇ ਵਿੱਚ ਕਾਲਾ ਪੈਂਦਾ ਕੀ ਉਹ ਵੱਡੀ ਪ੍ਰੋਬਲਮ ਝੱਲ ਸਕਦਾ ਹੈ ਹਾਲਾਤ ਤੇ ਗਰਮੀ 'ਚ ਬਹਿਣਦੇ ਨੇ ਨਾਰਮਲ ਤਵੀ ਤੇ ਬਹਿ ਜੂ ਉਹ ਬੰਦਾ ਲਾਈਨ 'ਚ ਖੜ ਨਹੀਂ ਸਕਦਾ ਆਰੇ ਥੱਲੇ ਖੜ ਜੂ ਕਾਲਾ ਤੇ ਪੈਂਦਾ ਮਾੜੀ ਜੀ ਗੱਲ 'ਚ ਸਾਡਾ ਸਾਡਾ ਦਿਮਾਗ ਇਦਾਂ ਦਾ ਜੀ ਅਸੀਂ ਤੇ ਨਿੱਕੀ ਜੀ ਗੱਲ 'ਚ ਕਾਲੇ ਪੈ ਜਾਂਦੇ ਆ ਤੁਸੀਂ ਸੋਚ ਕੇ ਵੇਖੋ ਬੈਂਕ 'ਚ ਜਾਂਦੇ ਹੋ ਲਾਈਨ ਲੱਗੀ ਪਈ ਐ ਮਨ ਕਾਲਾ ਪੈ ਗਿਆ ਵੀ ਹਾਏ ਓਏ ਕਿੱਥੇ ਫਸ ਗਏ ਤੇ ਬੰਦਾ ਨੀਂਦ ਖੜਨ ਦੀ ਹਿੰਮਤ ਕਰ ਲੂ ਉਹ ਬੰਦਾ ਸੋਚ ਕੇ ਵੇਖੋ ਐਡਾ ਫੈਸਲਾ ਲੈ ਲੇਗਾ ਐਡਾ ਐਡਾ ਉਹਦਾ ਦਿਮਾਗ ਫਲੈਕਸੀਬਲ ਹੈ ਕੀ ਉਹਦਾ ਦਿਮਾਗ ਇੰਨਾ ਖੁੱਲਿਆ ਹੋਇਆ ਹੈ ਐਡਾ ਉਹਦਾ ਫੈਸਲਾ ਲੈ ਸਕਦਾ ਹੈ ਬੰਦਾ ਪਿਆਰਿਓ ਤੁਹਾਡੇ ਨਿੱਕੇ ਨਿੱਕੇ ਫੈਸਲਿਆਂ ਤੋਂ ਪਤਾ ਲੱਗਦਾ ਵੀ ਵੱਡੇ ਫੈਸਲੇ ਲੈ ਸਕਦੇ ਹੋ ਕਿ ਨਹੀਂ ਜੇ ਫੈਸਲਾ ਜਮਾ ਹੀ ਨਿਕਾ ਜਿਆ ਉਹਦੇ ਉਹ ਫੈਸਲਾ ਲੈਣ ਦੀ ਜ਼ਰੂਰਤ ਹੈ ਨਹੀਂ ਐਡੇ ਐਡੇ ਫੈਸਲੇ ਵੀ ਖੋਪਰ ਲਾ ਦੋ ਲੈ ਚਰਕੜੀ ਮਨ ਤੇ ਕਾਲਾ ਪੈ ਜਾਂਦਾ ਮਾੜੀ ਜੀ ਗੱਲ ਜੀ ਮਾਈਂਡ ਤੇ ਇੱਕਦਮ ਸਟ੍ਰੈਸ ਪੈ ਜਾਂਦੀ ਹੈ ਐਡੇ ਐਡੇ ਫੈਸਲੇ ਕਰ ਲਾਂਗੇ ਨਾ ਜੀ ਨਾ ਤਾਂ ਮੈਂ ਬੇਨਤੀ ਕਰਦਾ ਵੀ ਖੋਲੋ ਇਹਨੂੰ ਮਾੜਾ ਜਿਹਾ ਫਲੈਕਸੀਬਲ ਹੋਵੋ ਮਾੜਾ ਜਿਹਾ ਨਾ ਲਚਕਤਾ ਜਿਹਨੂੰ ਅਸੀਂ ਪੰਜਾਬੀ 'ਚ ਲਚਕ ਹੋਵੇ ਲਚਕ ਜਿਹੜੀ ਚੀਜ਼ ਅੜੀਅਲ ਹੋਵੇ ਅੰਦਰ ਫਲੈਕਸੀਬਲ ਨਹੀਂ ਉਹ ਟੁੱਟ ਜਾਣੀ ਹੈ ਜਿਹੜੀ ਚੀਜ਼ ਫਲੈਕਸੀਬਲ ਹੈ ਉਹ ਨਹੀਂ ਟੁੱਟਦੀ ਜਹਾਜ਼ ਦੇ ਪਰ ਫਲੈਕਸੀਬਲ ਹੁੰਦੇ ਨੇ ਕਿੰਨਾ ਭਾਰ ਲੈ ਕੇ ਜਾਂਦਾ ਹੈ ਹੁਣ 300 ਬੰਦਾ ਹੁੰਦਾ ਹੈ 300 ਬੰਦੇ ਦਾ ਉਨਾ ਹੀ ਸਮਾਨ ਹੁੰਦਾ ਹੈ ਭਾਵ ਕਿ 600 ਬੰਦੇ ਦਾ weight ਚੁੱਕ ਲੈਂਦਾ ਹੈ ਇੰਨਾ weight ਚੱਕ ਕੇ ਉੱਡਦਾ ਹੈ ਫਿਰ ਉਹਦੇ ਫਰ ਫਲੈਕਸੀਬਲ ਹੁੰਦੇ ਨੇ ਇਦਾਂ ਹਿੱਲਦੇ ਨੇ ਅੜੀ ਅੜਦੇ ਨਹੀਂ ਹਵਾ ਐ ਐ ਮਾਰਦੀ ਚੱਕ ਚੱਕ ਕੇ ਕਈ ਵਾਰੀ ਤਾਂ ਚੱਲਦਾ ਉਹ ਜਿਹੜੇ ਅੜਦੇ ਐ ਅੜੇ ਸੋ ਝੜੇ ਦਾ ਮਤਲਬ ਇਦਾਂ ਸਮਝੋ ਵੀ ਅੰਦਰ ਜਿਹੜੇ ਫਲੈਕਸੀਬਲੀ ਹੈ ਨਹੀਂ ਮਾੜੀ ਜੀ ਗੱਲ ਤੇ ਮਾੜਾ ਜਿਹਾ ਘਰ ਵਾਲੀ ਨੇ ਕਹਿਤਾ ਵੀ ਚੱਲ ਵੀ ਚੱਲ ਤੂੰ ਅੱਜ ਸਬਜ਼ੀ ਨਮਕ ਵੱਧ ਪੈ ਗਿਆ ਲੈ ਇੰਨਾ ਹੀ ਫਲੈਕਸੀਬਲ ਵੀ ਚੱਲ ਕੋਈ ਨਹੀਂ ਯਾਰ ਅੱਗੇ ਤੇ ਵਧੀਆ ਹੀ ਬਣਾਉਂਦੀ ਜੇ ਅੱਜ ਨਹੀਂ ਵਧੀਆ ਬਣੀ ਫਿਰ ਕੀ ਹੋ ਗਿਆ ਚੱਕ ਕੇ ਮਾਰੀ ਥਾਲੀ ਐ ਨਹੀਂ ਐ ਨਹੀਂ ਲੈ ਕੱਪੜੇ ਮੇਰੇ ਧੋਤੇ ਨਹੀਂ ਤੂੰ ਐ ਨਹੀਂ ਕਰਤਾ ਵੀ ਅੱਗੇ ਤੈਨੂੰ ਧੋ ਕੇ ਹੀ ਦਿੰਦੀ ਐ ਫਿਰ ਕੀ ਹੋ ਗਿਆ ਅੱਜ ਦਾ ਦਿਨ ਐਡਜਸਟਮੈਂਟ ਕਰ ਲੈ ਮਾੜੀ ਮਾੜਾ ਜਾਂ ਨਿਆਣੇ ਨੇ ਕੱਪੜੇ ਉਹਦੇ ਰੋਣ ਲੱਗ ਪਿਆ ਨਿਆਣਾ ਚੱਕਦੀ ਨਹੀਂ ਤੂੰ ਐ ਨਹੀਂ ਕਰਦੀ ਕਾਲਾ ਪੈ ਗਿਆ ਇੰਨੀ ਛੇਤੀ ਬਈ ਬੀਬੀਆਂ ਦਾ ਬੀਬੀਆਂ ਨਾ ਸੋ ਬੀਬੀਆਂ ਦਾ ਜਿਗਰਾ ਵੀ ਤੂੰ ਆ ਗਿਆ ਤੂੰ ਬੀਬੀਆਂ ਵੀ ਕਈ ਵਾਰੀ ਤੱਤੀਆਂ ਹੋ ਜਾਂਦੀਆਂ ਨੇ ਵੀ ਉਹ ਬੱਚਿਆਂ ਦੇ ਟੁਕੜੇ ਕਰਾਉਣ ਵਾਲੀ ਗੱਲ ਕਿੱਥੋਂ ਆ ਜੂ ਜਿਹੜੀਆਂ ਮਾੜੀ ਜੀ ਗੱਲ ਤੇ ਗਰਮ ਨੇ ਉਹਨਾਂ ਨੇ ਬੱਚਿਆਂ ਦੇ ਟੁਕੜੇ ਕਰਾ ਲੈਣੇ ਆ ਕਿਤੇ ਮਾੜੀ ਮਾੜੀ ਗੱਲ ਦੇ ਉੱਤੇ ਤੇ ਕਾਲੇ ਪੈ ਰਹੇ ਆ ਅਸੀਂ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਲਚਕ ਮਾੜੀ ਜੀ ਵੀ ਹੈ ਨਹੀਂ ਫਲੈਕਸੀਬਲ ਹੈ ਹੀ ਨਹੀਂ ਅਸੀਂ ਫਲੈਕਸੀਬਿਲਟੀ ਪੂਰਾ ਨਹੀਂ ਸਾਡੇ ਤੇ ਵੱਡੇ ਵੱਡੇ ਫੈਸਲੇ ਲੈ ਲਾਂਗੇ ਨਾ ਅਸੀਂ ਅਸੀਂ ਲਵਾ ਲਾਂਗੇ ਖੋਪਰ ਨਾਲੇ ਚੜ ਜਾਾਂਗੇ ਚਰਖੜੀਆਂ ਤੇ ਅਸੀਂ ਬੰਦ-ਬੰਦ ਕਟਾ ਲਾਂਗੇ ਇੰਨੀ ਹਿੰਮਤ ਇੰਨੀ ਜੁਰਤ ਐਡਾ ਦਿਮਾਗ ਐਡੇ ਵਧੀਆ ਫੈਸਲੇ ਕਿੱਥੇ ਮਾੜੀ ਜੀ ਗੱਲ ਚ ਕਾਲਾ ਪੈਂਦਾ ਜਿਹੜਾ ਬੰਦਾ ਉਹ ਕੀ ਕਰਨ ਨੂੰ ਫਿਰ ਮਾੜੀ ਮਾੜੀ ਗੱਲ ਦੀ ਬਰਦਾਸ਼ਤ ਕਰਨ ਦਾ ਮੱਦਾ ਹੀ ਨਹੀਂ ਅੰਦਰ ਕੋਈ ਜਿਗਰਾ ਨਹੀਂ ਕੋਈ ਦਿਲ ਨਹੀਂ ਕੋਈ ਦਿਮਾਗ ਨਹੀਂ ਕੋਈ ਸੋਚ ਨਹੀਂ ਵੱਡੀ ਛੋਟੀਆਂ ਛੋਟੀਆਂ ਸੋਚਾਂ ਛੋਟੇ ਛੋਟੇ ਦਿਮਾਗ ਕੱਖ ਖੋਲੋ ਇਹਨੂੰ ਫੈਸਲੇ ਵਧੀਆ ਨਿਕਲਣਗੇ ਫਿਰ ਦਿਮਾਗ ਖੋਲੋ ਕੁਰਬਾਨੀ ਅਸਲ 'ਚ ਦਿਮਾਗ ਖੋਲਦੀ ਹੈ ਹਰ ਫੈਸਲਾ ਵਧੀਆ ਹੈ ਹੀ ਨਹੀਂ ਨੇੜੇ ਤੇੜੇ ਦੀ ਕੋਈ ਉਹਤੇ ਦੁੱਖ ਰੋਗ ਦਾ ਡੇਰਾ ਭੰਨਾ ਉਹ ਤੇ ਥਾਂ ਹੀ ਭੰਨ ਦੂ ਬਾਣੀ ਦਾ ਗਿਆਨ ਡੇਰਾ ਜਿੱਥੇ ਬਹਿਣਾ ਸੀ ਦੁੱਖਾਂ ਨੇ ਉਹ ਜਗ੍ਹਾ ਹੀ ਭੰਨ ਦੇਣੀ ਥਾਂ ਹੀ ਨਹੀਂ ਬਚਣੀ ਬੈਠਣਗੇ ਕਿਤੇ ਥਾਂ ਹੀ ਨਹੀਂ ਬਚਣੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਸੰਤੋ ਸੁਖ ਹੋਆ ਸਭ ਥਾਈ ਪਾਰ ਪ੍ਰਭ ਪੂਰਨ ਪਰਮੇਸ਼ਰ ਰਬ ਰਹਿਆ ਸਭ ਨਹੀਂ ਜਾਈ ਫਿਰ ਕਿਰਪਾ ਕਿਵੇਂ ਹੋਈ ਤੁਰਕੀ ਵਣ ਲੋ ਆ ਆ ਪੰਕਤੀ ਗਾ ਲਈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਬਸ ਪਿਆਰਿਓ ਇਹੋ ਹੀ ਤਰੀਕਾ ਹੁਣ ਹੋਰ ਹੱਲ ਕੋਈ ਗੁਰਬਾਣੀ ਦਾ ਗਿਆਨ ਲੈ ਕੇ ਖੁੱਲੋ ਜਿੰਨਾ ਖੁੱਲਦਾ ਖੁੱਲਦਾ ਵਧੀਆ ਵਧੀਆ ਫੈਸਲੇ ਲਓ ਮਿਟੇ ਫਾਸਲੇ ਦਾ ਪਤਾ ਲੱਗੇ ਵੀ ਗੁਰੂ ਨਾਲੋਂ ਕੁਝ ਦੂਰੀ ਘਟੀ ਹੈ ਫਾਸਲਾ ਘਟਿਆ ਨੇੜੇ ਗਏ ਆ ਥੋੜਾ ਜਿਹਾ ਗੁਰੂ ਦੇ ਨੇੜੇ ਗਏ ਬੰਦੇ ਦੀ ਨਿਸ਼ਾਨੀ ਕੀ ਹੈ ਫਾਸਲਾ ਘਟ ਗਿਆ ਇਹਦੀ ਨਿਸ਼ਾਨੀ ਕੀ ਹੈ ਉਹਦੀ ਜ਼ਿੰਦਗੀ ਦੇ ਫੈਸਲੇ ਬਹੁਤ ਵਧੀਆ ਨੇ ਇੱਥੋਂ ਪਤਾ ਲੱਗਣਾ ਐ ਨਹੀਂ ਪਤਾ ਲੱਗਣਾ ਐ ਨਹੀਂ ਪਤਾ ਲੱਗਣਾ ਵੀ ਅੱਖਾਂ ਬੰਦ ਕਰਕੇ 2 ਘੰਟੇ ਬੈਂਦਾ ਕਿ 4 ਘੰਟੇ ਬੈਂਦਾ ਜ਼ਿੰਦਗੀ ਦੇ ਫੈਸਲੇ ਕਿਵੇਂ ਲੈਂਦਾ ਇੱਥੋਂ ਪਤਾ ਹੋਰ ਕੋਈ ਤੁਸੀਂ ਪਰਖਣ ਵਾਲੀ ਉਸ ਬੰਦੇ ਦੀ ਨਿਸ਼ਾਨੀ ਕੋਈ ਨਹੀਂ ਜਾਦਿਆਂ ਦੇ ਫੈਸਲੇ ਤੋਂ ਪਤਾ ਲੱਗਦਾ ਵੀ ਫਾਸਲਾ ਕੱਟ ਗਿਆ ਸੀ ਮਤੀ ਦਾਸ ਦੇ ਫੈਸਲੇ ਤੋਂ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਦੇ ਫੈਸਲਿਆਂ ਤੋਂ ਪਤਾ ਲੱਗਦਾ ਤਾਂ ਸਾਡੇ ਗੁਰੂ ਬਣਦੇ ਨੇ ਤਾਂ ਉਹਨਾਂ ਨੂੰ ਪਿਤਾ ਕਹਿੰਦੇ ਆ ਸਾਡੇ ਤੇਰਾ ਫੈਸਲੇ ਤੋਂ ਪਤਾ ਲੱਗਣਾ ਹੈ ਜ਼ਿੰਦਗੀ ਦਾ ਹਰ ਫੈਸਲਾ ਵਧੀਆ ਲਿਆ ਕਰ ਕੋਈ ਦੁੱਖ ਸੁੱਖ ਚੱਲਦੇ ਰਹਿਣੇ ਨੇ ਆਪਣੇ ਆਪ ਨੂੰ ਇੰਨਾ ਕੁ ਫਲੈਕਸੀਬਲ ਕਰ ਲੈ ਵੀ ਸਹਾਰ ਸਕੀ ਇਸੇ ਕਰਕੇ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਗਿਆਨ ਦੀ ਹਨੇਰੀ ਆ ਜੇ ਸਾਡੀ ਜ਼ਿੰਦਗੀ 'ਚ ਇੱਕ ਵਾਰੀ ਉਥਲ ਪੁਥਲ ਮਚੂਏ ਚੇਤਾ ਰੱਖਿਓ ਇੱਕ ਵਾਰੀ ਜੁਲ ਪੂਰੀ ਹੋ ਜਾਣੀ ਹੈ ਇੱਕ ਵਾਰੀ ਕਈ ਚੀਜ਼ਾਂ ਹੁਣ ਜਦੋਂ ਕੱਪੜਾ ਬਣਦਾ ਹੈ ਨਾ ਜੀ ਵੇਖਿਓ ਸੁਣਿਓ ਉਦਾਂ ਤੇ ਥਾਨ ਪਿਆ ਪਿਆ ਆਰਾਮ ਨਾਲ ਪਰ ਜਿੱਦਣ ਉਹਨੇ ਥਾਨ ਤੋਂ ਕੁੜਤਾ ਪਜਾਮੇ ਦੇ ਵਿੱਚ ਜਾਣਾ ਹੈ ਨਾ ਥਾਨ ਤੋਂ ਜੋੜਾ ਬਣ ਗਿਆ ਜੋੜਾ ਸੂਟ ਬਣਦਾ ਜਦੋਂ ਇੱਕ ਥਾਨ ਤੋਂ ਸੂਟ ਬਣਨ ਵਿੱਚ ਜਦੋਂ ਜਾਣਾ ਹੈ ਫਿਰ ਉਥਲ ਪੁਥਲ ਮੱਚਦੀ ਐ ਬੜੀ ਘੱਟ ਵੱਡ ਹੁੰਦੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਕਈ ਲੀਰਾਂ ਜੀਆਂ ਲੈਣ ਗਿਆ ਕੈਂਚੀ ਐ ਚੱਲੂ ਕੱਚ ਕੱਚ ਕਰ ਕਰ ਚੱਲੂ ਕਰਚ ਕਰਚ ਕਰਚ ਕਰਚ ਚੱਲਦੀ ਕੈਂਚੀ ਫਿਰ ਟੇਲਰ ਦੀ ਫਿਰ ਸੂਈ ਨਾਲ ਜੋੜੂ ਕਈ ਕੁਝ ਕੱਟੂ ਤਾਂ ਜਾ ਕੇ ਫਿਰ ਐ ਬਣੂ ਫਿਰ ਉਹ ਯੂਨੀਫਾਰਮ ਬਣਦੀ ਐ ਫਿਰ ਕੱਪੜਾ ਬਣਦਾ ਫਿਰ ਵਰਦੀ ਬਣਦੀ ਐ ਫਿਰ ਸੂਟ ਬਣਦਾ ਫਿਰ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣਦਾ ਐ ਪਰ ਉਹ ਟਾਈਮ ਜਿਹੜਾ ਹੈ ਉਹ ਪੀਰੀਅਡ ਹੈ ਜਿਹੜਾ ਚਲ ਦਰਜੀ ਤੇ ਇੱਕ ਦਿਨ ਲਾਉਂਦਾ ਹੈ ਦੋ ਦਿਨ ਲਾ ਦਿੰਦਾ ਸੂਟ ਤੇ ਇੱਥੇ ਤੇਰੀ ਮਰਜ਼ੀ ਹੈ ਭਾਵੇਂ ਦੋ ਚਾਰ ਦਿਨਾਂ 'ਚ ਸੈੱਟ ਜਿਆ ਹੋ ਜਾ ਵੀ ਇੱਕਦਮ ਹੀ ਸਮਝ ਆ ਜਾਂਦੀ ਕਈਆਂ ਦੇ ਕਈਆਂ ਦੇ ਸਾਲ ਉਥਲ ਪੁਥਲ ਮੱਚੀ ਰਹਿੰਦੀ ਸਮਝ ਨਹੀਂ ਆਉਂਦੀ ਪਰ ਕਈਆਂ ਦੇ ਚਲੋ ਟਾਈਮ ਪਾ ਕੇ ਪਰ ਬਣੇਗੀ ਤੇਰੀ ਚੀਜ਼ ਫਿਰ ਬਣ ਜਾਏਗਾ ਕਮਾਲ ਦਾ ਵੇਖਣ ਵਾਲੇ ਕਹਿਣਗੇ ਵੀ ਕਮਾਲ ਦਾ ਕਿਆ ਚੀਜ਼ ਹਰ ਜੀਓ ਨਮਾਣਿਆ ਤੂੰ ਬਾਣ ਨਚੀਜਿਆਂ ਚੀਜ਼ ਕਰੇ ਕਮਾਲ ਦਾ ਬੰਦਾ ਗਿਆ ਅਗਲਾ ਵੇਖ ਵੇਖ ਹੈਰਾਨ ਹੁੰਦਾ ਯਾਰ ਆ ਬੰਦਾ ਸਾਡੇ ਪਿੰਡ ਦਾ ਸਿਰੇ ਦਾ ਬੂਝੜ ਬੰਦਾ ਯਾਰ ਕਿਆ ਚੀਜ਼ ਬਣਾਤਾ ਗੁਰਬਾਣੀ ਦੇ ਗਿਆਨ ਨੇ ਨਸ਼ੇੜੀ ਸਿਰੇ ਦਾ ਕੋਈ ਦੁਨੀਆ ਦਾ ਗੰਦਾ ਕੰਮ ਨਹੀਂ ਜਿਹੜਾ ਇਹਨੇ ਕੀਤਾ ਨਹੀਂ ਯਾਰ ਕਮਾਲ ਨਹੀਂ ਕਮਾਲ ਦਾ ਬਣਾਤਾ ਕੀ ਪੜਦਾ ਏ ਗੁਰਬਾਣੀ ਦੇ ਗਿਆਨ ਨੇ ਗੁਰੂ ਦੇ ਹੱਥਾਂ 'ਚ ਆ ਗਿਆ ਜਿਹੜਾ ਕੱਪੜਾ ਟੇਲਰ ਦੇ ਹੱਥਾਂ 'ਚ ਆ ਗਿਆ ਕਮਾਲ ਦਾ ਬਣਾਤਾ ਜਿਹੜਾ ਪੱਥਰ ਕਾਰੀਗਰ ਦੇ ਹੱਥਾਂ 'ਚ ਆ ਗਿਆ ਮੂਰਤੀ ਬਣਾਤੀ ਕਿਆ ਬਣਾਤਾ ਵੇਖੋ ਉਹਦਾ ਜਿਹੜੀ ਲੱਕੜ ਤਰਖਾਨ ਦੇ ਹੱਥ 'ਚ ਆ ਗਈ ਵੇਖੋ ਕਿਆ ਬਣਾਤਾ ਜਿਹੜਾ ਸਿੱਖ ਗੁਰੂ ਦੇ ਹੱਥਾਂ 'ਚ ਆ ਗਿਆ ਲੋਕ ਖੜ ਖੜ ਵੇਖਣ ਸਤਿ ਆਕਾਲ ਖੜ ਖੜ ਵੇਖਣਗੇ ਯਾਰ ਇੰਨਾ ਚੇਂਜ ਇੰਨਾ ਬਦਲਾ ਬਦਲ ਕਿਵੇਂ ਗਿਆ ਆ ਪੜ ਲਓ ਆ ਵੀ ਪੰਕਤੀ ਹਰ ਯਾਦ ਹੋ ਜਾਂਦੀ ਹੈ ਐ ਦਿਮਾਗ 'ਚ ਪਾ ਲਓ ਹਰ ਜੀਓ ਨੇ ਮਾਣਿਆ ਤੂੰ ਮਾਂ ਨੇ ਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਤੇਰੀ ਕੁਦਰਤ ਕੋ ਕੁਰਬਾਨ ਮੇਰਿਆ ਮਾਲਕਾ ਤੇਰੇ ਤੋਂ ਬਲਿਹਾਰ ਜਾਈਏ ਨਕਮਿਆਂ ਨੂੰ ਕੈਸੇ ਬਣਾ ਦਿੰਦਾ ਵੇਖ ਵੇ ਖੜ ਖੜ ਵੇਖਦੀ ਫਿਰ ਐਸੇ ਬਣਾ ਦਿੰਦਾ ਇਸ ਕਰਕੇ ਆਓ ਗੁਰੂ ਜੀ ਦੇ ਹੱਥਾਂ 'ਚ ਆ ਜਾਈਏ ਲੋਹੇ ਤੋਂ ਮੈਂ ਲਾਲ ਹੋ ਲਾਲ ਬਣ ਗਿਆ ਲਾਲ ਲਾਲ ਸਮਝਦੇ ਹੋ ਲਾਲ ਬਣ ਗਿਆ ਪੇਸ਼ ਕੀਤਾ ਜਿਹਦੀ ਕੀਮਤ ਹੀ ਕੋਈ ਨਹੀਂ ਆ ਗੁਰਬਾਣੀ ਦਾ ਸੱਚਾ ਗਿਆਨ ਲਈਏ ਫਿਰ ਗੱਲ ਬਣਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਆ ਗੱਲ ਵੀ ਨਾਲ ਹੀ ਹੈ ਆ ਗੱਲ ਵੀ ਨਾਲ ਹੀ ਹੈ ਪੱਕੀ ਹੈ ਜਿਹੜੇ ਕੌਡੀਆਂ ਖਰੀਦਣ ਵਾਲੇ ਜਿਹੜੇ ਵਪਾਰੀ ਉਹੀ ਕੌਡੀਆਂ ਦੇ ਐ ਲਾਲਾਂ ਦੀ ਨਾ ਸਾਰ ਜਾਣਦੇ ਕੌਡੀਆਂ ਖਰੀਦ ਦੇਣ ਲਾਲਾ ਜੀ ਦਾ ਸਾਜਾ ਉਹ ਤੇਰੇ ਮੋਜੀਆਂ ਖਰੀਦਣ ਲਾਲਾ ਜੀ ਦਾ ਸਾਜਾ ਤੇਰੇ ਮੋਜੀਆਂ ਖਰੀਦਣ ਵਾਲੇ ਲਾਲਾ ਜੀ ਦਾ

ਰੱਜ ਕੇ ਬਈ ਲਾਲਾ ਦੀ ਵਸਾ ਸਾਰ ਬਾਬਾ ਬਾਬਾ 你那风。 ਸਿੱਧੇ ਗੀਤ ਸੁਣਨੇ ਆ ਪੁੱਠਾ ਸਿੱਧਾ ਵੇਖਣਾ ਹੈ ਉਹ ਗੰਦਮੰਦ ਖਰੀਦਣ ਵਾਲੇ ਸੁਣੋ ਜੀ ਇੱਥੇ ਜਿਨ੍ਹਾਂ ਨੇ ਸਾਰਾ ਕੁਝ ਗਲਤੀ ਸੇਵ ਕਰਨਾ ਹੈ ਉਹਨਾਂ ਨੂੰ ਆ ਹੀਰਿਆਂ ਵਰਗੇ ਬਚਨਾਂ ਦੀ ਕੀ ਕੀ ਕੌਡੀਆਂ ਹੀ ਖਰੀਦਣੀਆਂ ਜਿਨ੍ਹਾਂ ਨੇ ਜਿਹੜੀ ਚੀਜ਼ ਦੀ ਕੋਈ ਕੀਮਤ ਨਹੀਂ ਉਹ ਖਾੜਾ 10-10 ਲੱਖ ਦਾ ਵਿਕਦਾ ਅੱਜ ਗੰਦਮੰਦ ਸੁਣਾਉਣ ਵਾਲੇ 10-10 ਲੱਖ ਲੈਂਦੇ ਆ 10-10 ਲੱਖ ਤੇ ਗੁਰਬਾਣੀ ਦਾ ਕਥਾ ਕੀਰਤਨ ਇੱਥੇ ਇੱਕ ਪੈਸਾ ਨਹੀਂ ਲੱਗਦਾ ਫਿਰ ਵੀ ਨਹੀਂ ਸੁਣਦੇ 10-10 ਲੱਖ ਲੈ ਜਾਂਦੇ ਆ ਜੀ ਉਹ ਇੱਥੇ ਇੱਥੇ ਗਲਤ ਪੈਂਦਾ ਹੈ ਉਹ ਕੌਡੀਆਂ ਦੇ ਵਪਾਰੀ ਆ ਅੰਮ੍ਰਿਤ ਦੇ ਵਪਾਰੀ ਨਹੀਂ ਵਪਾਰੀ ਜ਼ਹਿਰ ਦੇ ਆ ਸੀ ਸੱਚ ਖਰੀਦਣ ਦੀ ਆਦਤ ਪਾਓ ਆਓ ਜਿਹੜੇ ਜਿਹੜੇ ਵੀਰ ਅੰਮ੍ਰਿਤਧਾਰੀ ਬਣ ਕੇ ਬੜੇ ਅੱਗੇ ਨਾਲੋਂ ਚੇਂਜ ਆ ਗਈ ਨੌਜਵਾਨ ਤੇ ਬਹੁਤ ਬਦਲ ਰਹੇ ਐ ਦਮਾਲੇ ਦਸਤਾਰਾਂ ਬਹੁਤ ਆ ਗਈਆਂ ਬੜੇ ਵਧਾਈ ਦੇ ਪਾਤਰ ਹੋ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੁਣ ਕੱਲ ਨੂੰ ਅੰਮ੍ਰਿਤ ਦਾ ਬਾਟਾ ਆਪਣੇ ਪਿੰਡ ਵਿੱਚ ਵੀ ਤਿਆਰ ਹੋਣਾ ਪਾਈ ਇੱਥੇ ਪੰਜ ਪਿਆਰਿਆਂ ਨੇ ਆਉਣਾ ਹੈ ਲੋੜਵੰਦ ਜਿਹੜੇ ਆ ਕਕਾਰ ਵੀ ਲੈ ਲੈਣ ਭਾਈ ਜਿਨ੍ਹਾਂ ਨੂੰ ਲੋੜ ਹੋਵੇ ਕਕਾਰ ਵੀ ਮਿਲ ਜਾਣਗੇ ਪਿੰਡ ਵਾਲਿਆਂ ਵੱਲ ਜਿਨ੍ਹਾਂ ਨੂੰ ਲੋੜ ਹੈ ਉਹੀ ਲਿਓ ਸਾਹਮਣੇ ਗੁਰਦੁਆਰਾ ਸਾਹਿਬ ਹੈ ਪੰਡਾਲ ਦੇ ਨੇੜੇ ਹੀ ਹੈ ਕੱਲ ਉੱਥੇ ਅੰਮ੍ਰਿਤ ਸੰਚਾਰ ਸ਼ਾਮ ਨੂੰ 6 ਵਜੇ ਹੋਣਾ ਕੇਸੀ ਇਸ਼ਨਾਨ ਕਰ ਆਇਓ ਸਾਫ਼ ਵਸਤਰ ਪਾ ਕੇ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਬਾਕੀ ਭਾਈ ਜਿਨ੍ਹਾਂ ਵੀਰਾਂ ਭੈਣਾਂ ਨੇ ਸਹਿਜ ਪਾਠ ਕਰਨੇ ਨੇ ਇਸੇ ਪਿੰਡ ਵਿੱਚ ਸੇਵਾਦਾਰ ਆਉਣਗੇ ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਜਾਣਗੇ ਨਾਲੇ ਪੋਥੀਆਂ ਦੇ ਜਾਣਗੇ ਬਾਹਰ ਸਟਾਲ ਲੱਗੀ ਹੋਈ ਹੈ ਨਾਮ ਲਿਖਾਓ ਜੇ ਅੱਜ ਆਈਡੀ ਨਹੀਂ ਲੈ ਕੇ ਆਏ ਆਈਡੀ ਕਾਰਡ ਚਾਹੀਦਾ ਪਤਾ ਲੱਗੇ ਪੋਥੀ ਫ੍ਰੀ ਦਿੰਦੇ ਆ ਤੇ ਭਾਈ ਜਿਨ੍ਹਾਂ ਦੇ ਕੱਲ ਨੂੰ ਆਉਂਗੇ ਜਦੋਂ ਤੁਸੀਂ ਆਉਂਗੇ ਆਉਣ ਲੱਗੇ ਆਪਣਾ ਨਾਮ ਲਿਖਾਇਓ ਫਿਰ ਜਿਹੜਾ ਐਤਵਾਰ ਅਗਲਾ ਆਏਗਾ ਅਗਲੇ ਐਤਵਾਰ ਇਸੇ ਪਿੰਡ ਵਿੱਚ ਗੁਰ ਆ ਜਾਣਗੇ ਸਿੰਘ ਸਾਰੀ ਜਿੰਨੀ ਸੰਗਤ ਨਾਮ ਲਿਖਾਏਗੀ ਸਵੇਰੇ ਆ ਜਿਓ ਪਾਠ ਆਰੰਭ ਕਰਾ ਦਿਓ ਸਹਿਜ ਪੜਨ ਵਾਲੇ ਪੋਥੀਆਂ ਲੈ ਜਿਓ ਘਰ ਘਰ ਆਪਾਂ ਬਾਣੀ ਦੀਆਂ ਗੂੰਜਾਂ ਪਾਓ ਬਾਣੀ ਆਪ ਪੜੋ ਆਪ ਸਮਝੋ ਇੰਨੇ ਕ ਸਿਆਣੇ ਇੰਨੇ ਕ ਤਕੜੇ ਬਣ ਜਾਓ ਅਈ ਆ ਵੀ ਨਾ ਲੋਡ ਪਵੇ ਖਰਚੇ ਕਰਨ ਮੈਂ ਤੇ ਬਹੁਤ ਸਟੇਜਾਂ ਤੇ ਕਹਿ ਚੁੱਕਿਆ ਇਹ ਗੱਲ ਵੀ ਆ ਵੀ ਖਰਚੇ ਨਾ ਕਰਨੇ ਪੈਣ ਆਪ ਹੀ ਪੜ ਲਓ ਬਸ ਅਸੀਂ ਬਾਹਰੋਂ ਬਾਹਰੋਂ ਕੀ ਸੁਣਾਉਨੇ ਆ ਭਾਈ ਸਾਰਾ ਕੁਝ ਉਹੀ ਸੁਣਾਈਦਾ ਜੋ ਤੇਰੇ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਅਕਾਲ ਉਹੀ ਕੁਝ ਪੜੀਦਾ ਹੈ ਪੜਾਈ ਦਾ ਹੈ ਜੋ ਤੇਰੇ ਪਿੰਡ 'ਚ ਹੈ ਭਾਈ ਤੁਸੀਂ ਆਪ ਬਾਣੀ ਪੜਨ ਲੱਗ ਜਾਓ ਬਸ ਫਿਰ ਲੋੜ ਹੀ ਨਹੀਂ ਫਿਰ ਲੋੜ ਨਹੀਂ ਫਿਰ ਸਮਾਗਮ ਦਾ ਕੀ ਗੱਲ ਤੇ ਸਮਝਣ ਸਮਝਾਉਣ ਦੀ ਹੈ ਨਾ ਫਿਰ ਲਾਈਟ ਵੀ ਲਾਈ ਹੈ ਟੈਂਟ ਵੀ ਲੱਗਿਆ ਹੈ ਸਾਊਂਡ ਵੀ ਲੱਗਿਆ ਆ ਮੈਟ ਵੀ ਵਿਛਿਆ ਲੰਗਰ ਦਾ ਪ੍ਰਬੰਧ ਵੀ ਕੀਤਾ ਕਿੰਨਾ ਖਰਚਾ ਹੋ ਜਾਂਦਾ ਲੋੜ ਨਹੀਂ ਆਪ ਹੀ ਬਾਣੀ ਪੜਨ ਲੱਗ ਪਏ ਘਰ ਘਰ ਆਪ ਹੀ ਪੜੋ ਆਪ ਹੀ ਸਮਝੋ ਬਸ ਅੱਗੇ ਅੱਗੇ ਆਪ ਸਮਝਾਓ ਜਿਹੜੇ ਵੀਰ ਭਰਾ ਸਮਝ ਜਾਂਦੇ ਆਪਣੇ ਨਾਲ ਦੇ ਯਾਰਾਂ ਬੇਲੀਆਂ ਨੂੰ ਸਮਝਾਓ ਪਿੰਡ 'ਚ ਆਪ ਹੀ ਪ੍ਰਚਾਰਕ ਬਣ ਜਾਓ ਇੱਕ ਨੌਜਵਾਨ ਸਮਝ ਗਿਆ ਅੱਗੇ ਦੂਜੇ ਨੌਜਵਾਨ ਨੂੰ ਸਮਝਾਣਾ ਪਿਆਰ ਨਾਲ ਹੈ ਅੜੀ ਨਹੀਂ ਲੜਾਈ ਨਹੀਂ ਝਗੜਾ ਨਹੀਂ ਧੱਕਾ ਨਹੀਂ ਜ਼ਬਰਦਸਤੀ ਨਹੀਂ ਥੋਪਣਾ ਨਹੀਂ ਕੱਟੜ ਨਹੀਂ ਬਣਨਾ ਪਰਪੱਕ ਬਣਨਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰਪੱਕ ਵਿੱਚ ਤੇ ਕੱਟੜ ਵਿੱਚ ਫਰਕ ਹੁੰਦਾ ਹੈ ਪਰ ਪਰਪ ਹੁੰਦਾ ਵੀ ਜੋ ਗੁਰੂ ਜੀ ਨੇ ਕਿਹਾ ਉਹਨਾਂ ਬਚਨਾਂ ਤੇ ਪੱਕੇ ਰਵਾਂਗੇ ਕੱਟੜ ਹੁੰਦਾ ਜਿਹੜਾ ਧੱਕੇ ਨਾਲ ਕਿਸੇ ਦੀ ਧੌਣ ਤੇ ਤਲਵਾਰ ਧਰ ਕੇ ਮਨਾਵੇ ਵੀ ਮੈਂ ਵੀ ਇਹੀ ਮੰਨਦਾ ਤੂੰ ਵੀ ਇਹੀ ਮੰਨਦਾ ਇਹ ਨਹੀਂ ਕੱਟੜ ਨਹੀਂ ਅਸੀਂ ਪਰਪਰਪ ਪਰਪ ਤੇ ਧੱਕੇ ਨਾਲ ਨਹੀਂ ਪਿਆਰ ਨਾਲ ਸਭ ਨੂੰ ਬੇਨਤੀ ਕਰੋ ਵੀ ਸੱਚ ਹੈ ਭਾਈ ਵੀਰਾ ਆ ਜਾ ਸੁਣ ਸਮਝ ਲੈ ਤੇਰਾ ਭਲਾ ਨਹੀਂ ਮੰਨਣੀ ਬਾਕੀ ਫਿਰ ਵੀ ਤੇਰੀ ਮਰਜ਼ੀ ਹੈ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਜੇ ਨਹੀਂ ਮੰਨਣੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਫਿਰ ਚੋਟਾਂ ਤੇ ਕੁੱਤ ਚਲੋ ਤੇਰੀ ਮਰਜ਼ੀ ਹੈ ਭਾਈ ਜੇ ਤੂੰ ਬਿਮਾਰ ਹੀ ਰਹਿਣਾ ਚਾਹੁੰਦਾ ਤੇ ਰਹਿ ਲੈ ਨਹੀਂ ਟੀਕਾ ਲਵਾਉਣਾ ਨਾ ਲਵਾ ਜੇ ਚੋਟਾਂ ਹੀ ਖਾਣੀਆਂ ਨੇ ਖਾਈ ਚੱਲ ਤੇਰੀ ਮਰਜ਼ੀ ਹੈ ਬਸ ਫਿਰ ਅੱਗੇ ਅਗਲੇ ਦੀ ਮਰਜ਼ੀ ਹੈ ਤਾਂ ਕਰਕੇ ਭਾਈ ਸਾਰੇ ਆਪਾਂ ਵੀਰ ਭਰਾ ਸਾਰੇ ਤਕੜੇ ਹੋਈਏ ਤੇ ਦਾਖਲਾ ਲੈ ਲਓ ਜਿਨ੍ਹਾਂ ਨੂੰ ਆ ਪੜ੍ਹਾਈ ਵੇਖੋ ਕਿੰਨੀ ਚੰਗੀ ਲੱਗਦੀ ਹੈ ਮੈਂ ਹਮੇਸ਼ਾ ਹੀ ਪੁੱਛਦਾ ਇਹ ਪੜ੍ਹਾਈ ਚੰਗੀ ਲੱਗਦੀ ਹੈ ਕਿ ਨਹੀਂ ਬੋਲੋ ਆ ਜਿਹੜੀ ਪੜ੍ਹਾਈ ਆਪਾਂ ਪੜ੍ਹਦੇ ਆ ਕਿੰਨੀ ਵਧੀਆ ਬਚਨ ਨੇ ਗੁਰੂ ਦੇ ਕਿੰਨਾ ਗਿਆਨ ਮਿਲਦਾ ਚੰਗੀ ਲੱਗਦੀ ਕਿ ਨਹੀਂ ਬੋਲੋ ਜੀ ਇਹ ਸਕੂਲ ਵਧੀਆ ਹੈ ਕਿ ਨਹੀਂ ਫਿਰ ਦਾਖਲਾ ਕਿਉਂ ਨਹੀਂ ਲੈਂਦੇ ਇਸ ਸਕੂਲ 'ਚ ਜੇ ਸਕੂਲ ਵਧੀਆ ਹੈ ਤੇ ਦਾਖਲਾ ਲਓ ਐਡਮਿਸ਼ਨ ਕਰਾਓ ਆ ਪੜ੍ਹਾਈ ਆਪਾਂ ਪੜ੍ਹੀਏ ਆ ਅਕਲ ਲਈਏ ਆਪਾਂ ਫਿਰ ਦਾਖਲੇ ਲਈਏ ਆਪਾਂ ਦਾਖਲਾ ਲੈਣਾ ਕੀ ਹੈ ਅੰਮ੍ਰਿਤ ਛਕਣਾ ਗੁਰੂ ਘਰ ਚ ਦਾਖਲਾ ਲੈਣਾ ਅੰਮ੍ਰਿਤ ਛਕਣਾ ਅੰਮ੍ਰਿਤ ਛਕ ਕੇ ਦਾਖਲਾ ਲਓ ਪੜੋ ਵੱਧ ਤੋਂ ਵੱਧ ਅਕਲ ਲਈਏ ਸਮਝੀਏ ਅੱਜ ਕੱਲ ਤੇ ਇੰਨੀ ਮौज ਲੱਗੀ ਪਈ ਹੈ ਵੀ ਦੀਵਾਨ ਲੱਗ ਰਿਹਾ ਢੇਲਪੁਰ ਢੇਲਪੁਰ ਚ ਤੇ ਤੁਸੀਂ ਇੰਟਰਨੈਟ ਤੇ ਵੇਖੋ 2-2 ਲੱਖ 3-3 ਲੱਖ ਉਹਦੀ ਟੀਆਰਪੀ ਆਉਂਦੀ ਹੈ ਨਾ ਥੱਲੇ ਆ ਸਾਹਿਬ ਟੀਵੀ ਚੱਲਦਾ ਨੈਟ ਦੇ ਉੱਤੇ ਕਈ ਵਾਰੀ 3-3 ਲੱਖ 4-4 ਲੱਖ ਤੱਕ ਵੀ ਸੁਣਦੇ ਹੁੰਦੇ ਆ ਦੀਵਾਨ ਇੱਥੋਂ ਦਾ 4 ਲੱਖ ਤੱਕ ਵੀ ਸੁਣਦੇ ਕੋਈ ਟਰੱਕ ਤੇ ਸੁਣਦਾ ਹੈ ਕੋਈ ਗੱਡੀ 'ਚ ਸੁਣਦਾ ਹੈ ਕੋਈ ਸਫ਼ਰ 'ਚ ਬੈਠਾ ਹੈ ਕੋਈ ਕੰਮ ਕਰਦਾ ਹੈ ਕੋਈ ਘਰ 'ਚ ਲਾ ਲੈਂਦਾ ਹੈ ਐਦਾਂ ਮੋਬਾਈਲਾਂ ਦੇ ਉੱਤੇ ਹੀ ਆਈ ਜਾਂਦਾ ਕਿੰਨੀ ਮौज ਲੱਗੀ ਪਈ ਇੰਨੇ ਕਿਤੇ ਆਪਾਂ ਬੈਠੇ ਬਾਕੀ ਲੱਖਾਂ ਸੁਣਦੇ ਆ ਫੇਸਬੁੱਕ ਤੇ ਚੱਲਦਾ ਹੁੰਦਾ ਹੈ ਕਿੰਨੀ ਸੰਗਤ ਇੱਕ ਦੀਵਾਨ ਹੈ ਕਿੰਨਿਆਂ ਨੇ ਸੁਣ ਲੈਣਾ ਕਿੰਨੀ ਮੌਜ ਲੱਗੀ ਪਈ ਆ ਆਪਾਂ ਜਿੰਨਾ ਮਰਜ਼ੀ ਸੁਣੀ ਜਾਓ ਇੱਥੇ ਦੀਵਾਨ ਖਤਮ ਹੋ ਗਏ ਹੋਰ ਜਗ੍ਹਾ ਸ਼ੁਰੂ ਹੋ ਗਏ ਉੱਥੋਂ ਸੁਣੀ ਚੱਲੋ ਨੈਟ ਤੇ ਕਿੰਨਾ ਗਿਆਨ ਲਿਆ ਜਾ ਸਕਦਾ ਹਾਂ ਇਹ ਚੇਤਾ ਰੱਖਿਓ ਹੋਵੇ ਸੱਚ ਗੱਪ ਕਹਾਣੀਆਂ ਵਾਲੇ ਬੜੇ ਮਾਫ ਕਰਨਾ ਜੀ 7 9 30 30 ਫੁੱਟੇ ਸ਼ਹੀਦ ਆ ਗਏ ਜੀ ਸਵਰਗਾਂ ਦੇ ਸੰਤਰੇ ਤੋੜ ਕੇ ਲਿਆ ਆ ਇਹੋ ਜਿਹਾ ਗੱਪ ਕਹਾਣੀਆਂ ਵਾਲਿਆਂ ਦਾ ਖਹਿੜਾ ਛੱਡ ਦਿਓ ਇਹ ਇਹ ਇਹ ਗੱਪ ਕਹਾਣੀਆਂ ਛੱਡ ਗੁਰਬਾਣੀ ਦਾ ਸੱਚਾ ਗਿਆਨ ਲਓ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਬਸ ਤਾਂ ਭਲਾ ਹੋ ਇਹ ਇਹ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਨਾ ਉਹ ਉਹਨਾਂ ਨੂੰ ਛੱਡੋ ਬਾਕੀ ਇਸ ਟੌਪਿਕ ਤੇ ਚਲੋ ਕੱਲ ਕਰਾਂਗੇ ਗੱਲ ਗੱਜ ਕੇ ਆਨੰਦ ਸ਼ਬਦ ਬੋਲੋ ਅਰਦਾਸ ਚ ਜੁੜੋ ਹੁਕਮਨਾਮੇ ਸੁਣਦੇ ਆ ਗੁਰੂ ਜੀ ਚੱਲਦੇ ਆ ਫੇਰ ਚੱਲਾਂਗੇ ਪਹਿਲਾਂ ਨਹੀਂ ਜਾਣਾ ਗੁਰੂ ਜੀ ਅੱਗੇ ਅੱਗੇ ਜਾਣਗੇ ਬਾਕੀ ਬੇਨਤੀ ਹੈ ਚੰਡੀਗੜ੍ਹ ਦੇ ਇਲਾਕੇ ਚ ਦੀਵਾਨ ਕਈ ਸਾਲ ਹੋ ਗਏ ਲੱਗਦਿਆਂ ਨੂੰ ਪਰ ਇੱਥੇ ਕਈ ਵਾਰੀ ਨਾ ਜਦੋਂ ਆਪਣੇ ਦੀਵਾਨ ਲੱਗਦੇ ਆ ਮੋਬਾਈਲ ਚੋਰੀ ਕਰਨ ਵਾਲੇ ਆ ਜਾਂਦੇ ਆ ਗਹਿਣੇ ਚੋਰੀ ਕਰਨ ਵਾਲੇ ਪਰਸ ਚੋਰੀ ਕਰਕੇ ਲੈ ਜਾਂਦੇ ਸਿੰਘੋ ਸੰਭਾਲ ਕੇ ਰੱਖਿਓ ਪਰਸ ਆਪਣੇ ਸੰਭਾਜੋ ਮੱਥਾ ਟੇਕੋਗੇ ਨਾ ਧੱਕਾ ਪੈਂਦਾ ਵਿੱਚ ਬੈਠੇ ਹੋਣਗੇ ਉਹ ਵਿੱਚ ਸ਼ਰਾਰਤੀ ਬੰਦੇ ਆ ਜਾਂਦੇ ਆ ਬੜਿਆਂ ਦੇ ਫੋਨ ਕੱਢੇ ਜਾਂਦੇ ਆ ਬੜਿਆਂ ਦੇ ਬਹੁਤ ਨੁਕਸਾਨ ਹੋ ਜਾਂਦਾ ਜੀ ਕਈ ਵਾਰੀ ਤਾਂ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਖਿਆਲ ਰੱਖਿਓ ਫੋਨ ਆਪਣੇ ਸਾਹਮ ਕੇ ਰੱਖਿਓ ਪਰਸ ਸਾਹਮ ਕੇ ਰੱਖਿਓ ਵਿੱਚ ਸ਼ਰਾਰਤੀ ਬੰਦੇ ਆਏ ਗਹਿਣੇ ਬੀਬੀਓ ਧਿਆਨ 'ਚ ਰੱਖਿਓ ਪੂਰਾ ਧਿਆਨ ਰੱਖਿਓ ਪੱਕਾ ਹੁਣ ਉਦੋਂ ਵੀ ਉੱਥੇ ਦੀਵਾਨ 'ਚ ਮੈਂ ਕਹਿ ਕੇ ਹਟਿਆ ਮੈਂ ਦੀਵਾਨ 'ਚ ਬੋਲਿਆ ਜਦੇ ਮੈਂ ਇੱਥੇ ਹੀ ਗਿਆ ਬਾਅਦ 'ਚ ਉਸੇ ਵੇਲੇ ਅਨਾਉਂਸਮੈਂਟ ਕਰੇ ਭਾਈ ਕਿਸੇ ਦਾ ਫੋਨ ਕੱਢਿਆ ਗਿਆ ਮੈਂ ਕਿਹਾ ਸੁੱਤੇ ਪਈ ਸੁਣਦੇ ਨੇ ਪਤਾ ਨਹੀਂ ਵੀ ਸਕੈਮ ਹੋ ਕੇ ਸੁਣੋ ਤੁਸੀਂ ਫੋਨ ਆਪਣਾ ਸਾਹਮ ਨੂੰ ਮੜਾ ਜਾਈ ਇੰਨਾ ਤੇ ਕਰੋ ਨਾ ਤਾਂ ਧਿਆਨ ਤੇ ਰੱਖੋ ਨਾ ਆਪਣੀਆਂ ਚੀਜ਼ ਆਪਣਾ ਜੋ ਵੀ ਹੁੰਦਾ ਸੰਭਾਲ ਕੇ ਰੱਖਿਆ ਕਰੋ ਕਾਇਮ ਹੋ ਕੇ ਰਹੋ ਵਿੱਚ ਹੀ ਹੁੰਦੇ ਨੇ ਜੀ ਬੈਠੇ ਵਿੱਚ ਹੀ ਬੈਠੇ ਹੋਏ ਨੇ ਬੰਦੇ ਬੜੇ ਸ਼ਰਾਰਤੀ ਨੇ ਜਿਹੜੇ ਗੁਰੂ ਘਰ ਵਿੱਚ ਆ ਕੇ ਵੀ ਵੇਖੋ ਬਖਸ਼ਦੇ ਨਹੀਂ ਇੱਥੇ ਆ ਕੇ ਵੀ ਉਹਨਾਂ ਦਾ ਮਨ ਨਹੀਂ ਬਦਲਦਾ ਕਿੰਨੀ ਨੀਚ ਬਿਰਤੀ ਦੇ ਹੋਣਗੇ ਇਹਨਾਂ ਨੂੰ ਹੀ ਭੂਤ ਪ੍ਰੇਤ ਕਿਹਾ ਜਿਹੜੇ ਇਹੋ ਜਿਹੇ ਹੁੰਦੇ ਨੇ ਚਿੰਬੜੇ ਹੋਏ ਨੇ ਯਾਰ ਜਨਤਾ ਨੂੰ ਚਿੰਬੜੇ ਨਹੀਂ ਹੋਏ ਤੰਗ ਕਰਦੇ ਨੇ ਲੋਕਾਂ ਨੂੰ ਇਹ ਚਿੰਬੜੇ ਹੋਏ ਭੂਤ ਪ੍ਰੇਤ ਨੇ ਹੋਰ ਭੂਤ ਪ੍ਰੇਤ ਕਿਹੜੇ ਲਾਲੜੂ ਦੀਵਾਨ ਵਿੱਚ ਇਸ ਟੌਪਿਕ ਤੇ ਪੂਰਾ ਦੀਵਾਨ ਲੱਗਾ ਸੀ ਨਾ ਵੀ ਭੂਤ ਪ੍ਰੇਤ ਕਿਹਨੂੰ ਕਹਿੰਦੇ ਆ ਸਾਰਾ ਦੀਵਾਨ ਤੁਸੀਂ ਨੈਟ ਤੇ ਸੁਣ ਕੇ ਦੇਖੋ ਸਾਰੇ ਦੀਵਾਨ 'ਚ ਇਸ ਟੌਪਿਕ ਤੇ ਗੱਲ ਹੋਈ ਵੀ ਭੂਤ ਪ੍ਰੇਤ ਕੀ ਹੁੰਦੇ ਆ ਤਾਂ ਕਰਕੇ ਆਹੀ ਭੂਤ ਪ੍ਰੇਤ ਚਿੰਬੜੇ ਹੋਏ ਐ ਜਿਹੜੇ ਵਿੱਚ ਇਦਾਂ ਦੇ ਆ ਜਾਂਦੇ ਆ ਜਿਹੜੇ ਮਨੁੱਖਤਾ ਨੂੰ ਖੂਨ ਪੀਂਦੇ ਆ ਜਿਹੜੇ ਕਿਸੇ ਗਰੀਬ ਦਾ ਵਿਚਾਰੇ ਦਾ ਪਤਾ ਨਹੀਂ ਕਿਵੇਂ ਖਰੀਦਿਆ ਹੁੰਦਾ ਇਹ ਖੂਨ ਪੀਂਦੇ ਆ ਇਹ ਪ੍ਰੇਤ ਨੇ ਖੂਨ ਪੀਣੇ ਜਿਹੜੇ ਇਦਾਂ ਦਾ ਕੁਝ ਕਰਦੇ ਆ ਇਹੀ ਭੂਤ ਪ੍ਰੇਤ ਨੇ ਹੋਰ ਭੂਤ ਪ੍ਰੇਤ ਇਹੋ ਜਿਹਾ ਦਾ ਭਲਾ ਸੱਚੇ ਪਾਤਸ਼ਾਹ ਕਰ ਦਿਓ ਕਿਰਪਾ ਆ ਹੋਰ ਹੀ ਪਤਾ ਨਹੀਂ ਕਿਹੜੇ ਭੂਤ ਚਿੰਬੜਿਆ ਜੀ ਹਰੇਕ ਨੂੰ ਬੜਾ ਜਿਹਾ ਬਿਮਾਰ ਹੁੰਦਾ ਤੇਰੇ ਸਿਰ ਤੇ ਚਾਰ ਭੂਤ ਨੇ ਤੇਰੇ ਤੇ ਜਿੰਨ ਆ ਗਿਆ ਤੁਹਾਡੇ ਪਤਾ ਨਹੀਂ ਐਵੇਂ ਹੀ ਬਣਾਈ ਜਾਂਦੇ ਨੇ ਗੁਰਬਾਣੀ ਕਹਿੰਦੀ ਬੰਦਾ ਭੂਤ ਹੈ ਇਹ ਕਹਿੰਦੇ ਨੇ ਪਤਾ ਨਹੀਂ ਹੋਰ ਹੀ ਜਿੰਨ ਸਿੰਘਾਂ ਵਾਲੇ ਭੂਤ ਹੁੰਦੇ ਆ ਪਤਾ ਨਹੀਂ ਕਿਹੜੇ ਗੁਰਬਾਣੀ ਚੋਂ ਕੱਢ ਕੇ ਵਿਖਾਓ ਗੁਰੂ ਗ੍ਰੰਥ ਸਾਹਿਬ ਤੋਂ ਕੱਢੋ ਜਿੱਥੇ ਲਿਖਿਆ ਵੀ ਵੱਡੇ ਸਿੰਘਾਂ ਵਾਲੇ ਹੁੰਦੇ ਆ ਵੱਡੇ ਦੰਦਾਂ ਵਾਲੇ ਹੁੰਦੇ ਆ ਜਾਂ ਖੂਨ ਪੀਂਦੇ ਆ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਹ ਕਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ ਤਹਿ ਘਰ ਮਰਹਟ ਸਾਰਖੇ ਭੂਤ ਬਸੈ ਤਿੰਨ ਮਾਹੀ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ ਆਹ ਨੇ ਭੂਤ ਪ੍ਰੇਤ ਬੰਦਾ ਹੀ ਗਿਆਨ ਜਦੋਂ ਨਹੀਂ ਲੈਂਦਾ ਤੇ ਭੂਤ ਬਣ ਜਾਂਦਾ ਹੈ ਆਪਣੀ ਘਰ ਵਾਲੀ ਨੂੰ ਚਿੰਬੜਿਆ ਰਹਿੰਦਾ ਸਾਰੀ ਜ਼ਿੰਦਗੀ ਮਾਂ ਨੂੰ ਚਿੰਬੜਦਾ ਮਾਂ ਨੂੰ ਕੁੱਟਣਾ ਮਾਰਨਾ ਤੇ ਮਾਂ ਪਿਓ ਇੱਕ ਦਿਨ ਅੱਕ ਕੇ ਦੇਣ ਨੇ ਤੂੰ ਤੇ ਭੂਤ ਚਿੰਬੜਿਆ ਸਾਨੂੰ ਸਾਰੇ ਟੱਬਰ ਨੂੰ ਚਿੰਬੜਿਆ ਹੋਇਆ ਹੈ ਤੰਗ ਕਰਦਾ ਹੈ ਦੁਖੀ ਕਰਦਾ ਹੈ ਕਈ ਵਾਰੀ ਬੀਬੀਆਂ ਵੀ ਚੜੇਲਾਂ ਬਣ ਜਾਂਦੀਆਂ ਨੇ ਭਾਈ ਉਹ ਵੀ ਸਾਰੇ ਟੱਬਰ ਨੂੰ ਚੰਬੜ ਜਾਂਦੀਆਂ ਨੇ ਚੰਬੜਨਾ ਹੀ ਹੁੰਦਾ ਨਾ ਬਿਤੰਗੀ ਕਰੀ ਜਾਣਾ ਬੱਚਿਆਂ ਨੂੰ ਪਰਿਵਾਰ ਨੂੰ ਕਈ ਇਦਾਂ ਦੀਆਂ ਬੀਬੀਆਂ ਵੀ ਸਾਰੇ ਟੱਬਰ ਨੂੰ ਚੰਬੜ ਜਾਂਦੀਆਂ ਨੇ ਆ ਕੇ ਸਾਰੇ ਟੱਬਰ ਨੂੰ ਤੰਗੀ ਰੱਖਦੀਆਂ ਨੇ ਦੁਖੀ ਰੱਖਦੀਆਂ ਕਈ ਬੰਦੇ ਭੂਤ ਪ੍ਰੇਤ ਨੇ ਕਈ ਬੀਬੀਆਂ ਚੜੇਲਾ ਬਣ ਗਈਆਂ ਗੁਰਬਾਣੀ ਦਾ ਗਿਆਨ ਅਲੱਗ ਬਣ ਕੇ ਫਿਰ ਕੀ ਬਣ ਗਿਆ ਦੇਵੀਆਂ ਬਣ ਗਈਆਂ ਇਹ ਤੇ ਤੁਸੀਂ ਬਣ ਗਏ ਦੇਵਤੇ ਜਦੋਂ ਬੰਦੇ ਦੇਵੀਆਂ ਦੇਵਤੇ ਇੱਥੇ ਬਣ ਗਏ ਫਿਰ ਧਰਤੀ ਆਪੇ ਸਵਰਗ ਬਣ ਗਈ ਆਖੋ ਸਤਨਾਮ ਵਾਹਿਗੁਰੂ ਗੁਰਬਾਣੀ ਦੇ ਗਿਆਨ ਨੇ ਬੰਦਿਆਂ ਨੂੰ ਦੇਵਤੇ ਬਣਾਤਾ ਬੀਬੀਆਂ ਨੂੰ ਦੇਵੀਆਂ ਬਣਾਤਾ ਤੇ ਜਿੱਥੇ ਦੇਵੀਆਂ ਤੇ ਦੇਵਤੇ ਰਹਿੰਦੇ ਨੇ ਫਿਰ ਉਹ ਕੀ ਹੋਇਆ ਬੋਲੋ ਸਵਰਗ ਭਲੇ ਹਾਰੀ ਗੁਰ ਆਪਣੇ ਗੁਰੂ ਬਣਾਉਂਦਾ ਹੈ ਦਿਉਹਾੜੀ ਇੱਥੋਂ ਹੀ ਸ਼ੁਰੂ ਕੀਤਾ ਜਨ ਮਾਨਸ ਤੇ ਦੇਵ ਤੇ ਕੀਏ ਕਰਤ ਨਾਲ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋਨਾ ਗੁਰੂ ਵਰਗਾ ਕੋਈ ਦੇਵਤਾ ਨਹੀਂ ਸਾਨੂੰ ਦੇਵਤੇ ਬਣਾਉਂਦਾ ਅਕਲ ਦਿੰਦੇ ਨੇ ਗੁਰੂ ਜੀ ਆਓ ਹੁਣ ਗੱਜ ਕੇ ਆਨੰਦ ਸਾਹਿਬ ਚ ਬੋਲੋ ਬੋਲਦੇ ਆ ਬੜੀਆਂ ਭੁੱਲਾਂ ਗਲਤੀਆਂ ਭਾਈ ਕਰਕੇ ਹੋਵਾਂਗੇ ਮਾਫੀ ਚਾਹੁੰਦੇ ਆ ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਜਿੰਨਾ ਮੱਥਾ ਨਹੀਂ ਟੇਕਿਆ ਫਟਾਫਟ ਨਮਸਕਾਰ ਕਰ ਲਓ ਬਾਕੀ ਸਾਰੀ ਸੰਗਤ ਬੈਠੀ ਰਵੇ ਇੱਕ ਬੇਨਤੀ ਹੋਰ ਕੱਲ ਨੂੰ ਵੇਲੇ ਨਾਲ ਆਇਓ ਬਈ 8 ਵਜੇ ਤੋਂ ਪਹਿਲਾਂ ਪਹਿਲਾਂ 8 ਵਜੇ ਮੈਂ ਸ਼ੁਰੂ ਕਰਾਂਗਾ 7:30 ਜਥੇ ਨੇ ਆ ਜਾਣੇ 7:30 ਤੋਂ ਪਹਿਲਾਂ ਪਹਿਲਾਂ ਜਗ੍ਹਾ ਮੱਲ ਕੇ ਬਹਿ ਜਾਓ ਲੇਟ ਨਾ ਕਰਿਓ ਜ਼ਰੂਰੀ ਬੇਨਤੀ ਲੇਟ ਨਾ ਜੀ ਕਰਿਓ ਵੇਲੇ ਨਾਲ ਆਇਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸੇ ਕੀ ਮਨ ਰਖਿਆ ਲਾਗਾ ਸਾਗਾ ਸਭ ਸਰਵਾਰ ਪਰਿਆ ਸ਼ਬਦ ਗਾਵਣ ਸਭ ਸਤਿਗੁਰੂ ਕਾ ਹੋ ਹਰੀ ਤੇਰਾ ਮਨ ਜਨੀ ਰਸਾਇਆ ਸਤਿਗੁਰੂ ਮੈਂ ਪਾਇਆ ਮੇਰੇ ਆਪ ਸਦਾ ਰਹੋ ਹਰ ਨਾਲ ਰਹੋ ਤੁਮਾਨ ਮੇਰੇ ਤੂੰ ਸਭ ਵਿਸਾਰ ਅੰਗੀ ਕਰੋ ਕਰੇ ਤੇਰਾ ਕਾਰਨ ਸਭ ਸਵਾਰ ਹਮ ਨਮਲਾ ਸਮਰਤ ਸੁਆਮੀ ਸੋ ਕਿਉ ਮਨ ਹੋ ਵਸਾਰੇ ਹਰ ਹਰ ਨਾਨਕ ਮਨ ਤੇਰੇ ਸਦਾ ਰਹੋ ਹਰ ਨਾਲ ਸੇਵਾ ਹੀ ਕਰ ਤੇਰਾ ਕਰਮਾ ਤੇਰਾ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ

ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਅਜਾਨ ਲਾਇਓ ਬਾਜੀ ਫਤ ਸਰਲ ਸਿਧਾਰ ਹਰ ਸਭਾ ਤੇ ਸ਼ਬਦ ਗਾਜੇ ਕਲਾ ਜਿਤ ਕਰ ਸਾਰੀ ਅੱਜ ਰੂਪ ਵਾਸ ਕੀਤੇ ਕਾਲ ਕੰਤ ਸੁਭਾਇਆ ਔਰ ਕਰਮ ਪਾਇਆ ਤੁਧ ਜੇ ਸੋ ਸੇਨਾ ਬਹਰ ਕਹਿ ਲਾਗੇ ਮਾਤਾ ਨਾਨਕ ਦਸ ਤੋਆ ਜਿਤ ਕਰਿਆ ਭਗਵਾਨ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋ ਮੂਰਤ ਪੂਰੇ ਉਹ ਪਾਰ ਬ੍ਰਹਮ ਦਾ ਪਾਇਆ ਮੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਧ ਸਾਧਨ ਕਰੇ ਸਭ ਸੇ ਪੂਰੇ ਹੋਤੇ ਜਾ ਤੇ ਪੁਨੀਤ ਕਹਤੇ ਸਭ ਸੁਰ ਰਹੇ ਆਪੇ ਪੂਰੇ ਬੰਦ ਮਨ ਕੋ ਚਰਨ ਆਵੇ ਵਾਜੇ ਅਨਹ ਕਮਣ ਗੁਰੂ ਪਾਣੀ ਪਿਤਾ ਮਾਤਾ ਦਰਦ ਭਾਈ ਸਿਖਾ ਦਾਈ ਲਾਇਆ ਜਿਨੈ ਸਭ ਜਗ ਕੋ ਆਈਆਂ ਬੁਰਾਈਆਂ ਪਟ ਧਰਮ ਹਦੂ ਕਰਨੀਆਂ ਤੋਂ ਆਪਣੀ ਕਿਨੇ ਲੈ ਕੇ ਦੂਰ सही अता की हमें जगायो पंथ सबसे को हुक्म है मामलों का गुरु ग्रंथ की मान्यो प्रगट गुरु की पढ़ो प्रभु रज के राज करेगा खालसा आकी रहे न कोई रज के वाहगुरु नाम जहाज है ਚੜੇ ਸੁੰਦਰੇ ਪਾਰ ਵਾਹਿਗੁਰੂ ਨਾਮ ਜਹਾਜ ਹੈ ਗੁਰ ਸੇਵੀਐ ਅਹਨਿਸ ਸੁਸਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਮਹੱਲਾ ਪੰਜਵਾ ਗੁਰ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋਕ੍ਰਿਤ ਕਰੀਏ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਪਾਗੀ ਪਾਏ ਕੋਟ ਜਨਮ ਕੇ के ਬਖਨਾ ਸੇ ਹਰ ਚਰਣੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿਰੜਾਇਆ ਖੋਏ ਪਾਪੋ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗੁਨ ਬਿਨਾਸਨ ਸਭ ਦੁਖ ਨਾਸਨ ਸਤ ਗੁਣ ਨਾਮ ਦਿਰਣਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ